ਨਾਨਕ ਦੇਹ ਕਰ ਹੱਥ ਸਤਨਾਮ ਵਾਖੇ ਗੁਰੂ ਸਾਹਿਬ ਜੀਓ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੰਧਿਆ ਦੇ ਗੁਰਮਤ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਆਪਾਂ ਰੋਜ਼ ਸੰਧਿਆ ਦੇ ਦੀਵਾਨ ਵਿੱਚ ਕਰ ਰਹੇ ਹਾਂ ਆਓ ਅੱਜ ਇਸ ਵਿਚਾਰ ਨੂੰ ਅੱਗੇ ਹਜ਼ੂਰ ਦੀ ਕਿਰਪਾ ਨਾਲ ਆਪਾਂ ਵਿਚਾਰ ਸਕੀਏ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਜੀ ਕੱਲ ਗੁਰੂ ਨਾਨਕ ਸਹਿ ਮਹਾਰਾਜ ਜੀ ਦੇ ਅੰਮ੍ਰਿਤ ਬਚਨਾ ਵਿੱਚੋਂ ਚਾਰ ਪੌੜੀਆਂ ਜੋ ਸੁਣਨ ਨਾਲ ਸੰਬੰਧਿਤ ਨੇ ਇਹਨਾਂ ਦੀ ਵਿਚਾਰ ਆਪਾਂ ਨੇ ਕੀਤੀ ਸੀ ਔਰ ਉਹਨਾਂ ਚਾਰ ਪੌੜੀਆਂ ਦੀ ਸੰਪੂਰਨਤਾ ਦੋ ਤੁਕਾਂ ਦੇ ਨਾਲ ਹੀ ਹੋਈ ਹੈ ਉਹ ਅੰਮ੍ਰਿਤ ਬਚਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਕੱਲ ਆਪ ਸੰਗਤ ਨੂੰ ਬੇਨਤੀ ਕੀਤੀ ਸੀ ਇੱਕ ਸੁਣਨ ਦਾ ਸਬੰਧ ਹੈ ਬਾਹਰ ਮੁਖੀ ਕਰਨਾ ਦੇ ਨਾਲ ਸਰਵਨਾ ਨਾਲ ਤੇ ਗੁਰੂ ਘਰ ਵਿੱਚ ਸੁਣਨ ਦੀ ਬੜੀ ਵੱਡੀ ਮਹਾਨਤਾ ਹੈ ਇੱਕ ਸੁਣਨ ਦਾ ਸਬੰਧ ਹੈ ਸਾਡੇ ਧੁਰ ਅੰਤਰ ਆਤਮੇ ਦੇ ਨਾਲ ਕੰਨਾਂ ਨਾਲ ਸੁਣਾਂਗੇ ਤੇ ਜਪਣ ਦੀ ਜਾਂਚ ਆਏਗੀ ਜ਼ਬਾਨ ਨਾਲ ਜਪਣਾ ਸ਼ੁਰੂ ਕਰਾਂਗੇ ਤੇ ਧੁਰ ਅੰਦਰ ਤੋਂ ਸੁਣ ਦੀ ਜਾਂਚ ਆਏਗੀ ਉਹ ਸੁਣਨਾ ਐਸਾ ਹੈ ਕਿ ਜਿਹੜਾ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਤਬਦੀਲੀ ਲੈ ਕੇ ਆਉਂਦਾ ਹੈ ਉਹ ਅਸੀਂ ਕੱਲ ਸਾਰਾ ਵਾਚਿਆ ਅੱਜ ਚਾਰ ਪੌੜੀਆਂ ਇਸ ਤੋਂ ਅਗਲੇਰੀਆਂ ਨੇ ਇਸ ਵਿੱਚ ਚਾਰਾਂ ਪੌੜੀਆਂ ਦੇ ਅੰਤ ਦੋ ਤੁਕਾ ਇੱਕ ਜੈਸੀਆਂ ਚੱਲਣਗੀਆਂ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪਰ ਇਹਨਾਂ ਚਾਰ ਪੌੜੀਆਂ ਵਿੱਚ ਅਸਲ ਵਿੱਚ ਇੱਕ ਪੌੜੀ ਜੋ ਹੈ ਉਹ ਮੰਨੇ ਦੀ ਹੈ ਮੈਂ ਦੋ ਪੌੜੀਆਂ ਦਾ ਤਾਂ ਪਾਠ ਕੀਤਾ ਹੈ ਤੇ ਬਾਕੀ ਤਿੰਨ ਪੌੜੀਆਂ ਜੋ ਨੇ ਉਹ ਮੰਨੇ ਦੀਆਂ ਨੇ ਅੱਜ ਦੁਪਹਿਰ ਦੀ ਕਥਾ ਤੋਂ ਬਾਅਦ ਥੱਲੇ ਮੈਂ ਲੰਗਰ ਛਕਣ ਗਿਆ ਇੱਕ ਬਜ਼ੁਰਗ ਮਿਲੇ ਕਹਿੰਦੇ ਨੇ ਆਪ ਜੀ ਨੂੰ ਪਤਾ ਹੋਵੇ ਇੱਕ ਪੌੜੀ ਮੰਨੇ ਦੀ ਹੈ ਤੇ ਤਿੰਨ ਪੌੜੀਆਂ ਮੰਨੇ ਦੀਆਂ ਨੇ ਮੈਂ ਖੁਸ਼ ਬਹੁਤ ਹੋਇਆ ਵੀ ਇਸ ਸੰਬੰਧੀ ਵਿਚਾਰ ਜ਼ਰੂਰ ਕਰਨੀ ਜਦੋਂ ਸਰੋਤਾ ਇਸ ਬਰੀਕੀ ਨੂੰ ਸਮਝਣ ਲੱਗ ਪਵੇ ਸੱਚ ਵੇ ਉਦੋਂ ਵਕਤੇ ਨੂੰ ਵੀ ਗੁਰੂ ਚਰਨਾਂ ਵਿੱਚ ਮਿਹਨਤ ਕਰਨ ਦਾ ਆਨੰਦ ਹੁੰਦਾ ਹੈ ਤੇ ਇਹ ਵੀ ਸੱਚ ਸਿਰਫ ਤੇ ਸਿਰਫ ਸਿੱਖ ਦੇ ਜੀਵਨ ਨੂੰ ਗੁਰੂ ਦਾ ਸ਼ਬਦ ਹੀ ਪਲਟ ਸਕਦਾ ਹੈ ਬਾਕੀ ਜਿੰਨੀਆਂ ਮਰਜ਼ੀ ਇਮੋਸ਼ਨਲ ਸ਼ਬਦ ਵਸੀ ਵਰਤੀ ਜਾਈਏ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ ਅਸੀਂ ਜੁੜਾਂਗੇ ਤੇ ਆਪਣੇ ਆਪ ਟੁੱਟ ਜਾਵਾਂਗੇ ਟੁੱਟਣ ਦਾ ਮਤਲਬ ਸੰਸਾਰ ਵੱਲੋਂ ਹੁਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਅੱਜ ਜਿਹੜੇ ਅਸੀਂ ਬਚਨ ਵਾਚਨੇ ਨੇ ਉੰਜ ਵੈਸੇ ਪੁਰਾਣੇ ਸ਼ਾਸਤਰਕਾਰ ਤਿੰਨ ਸ਼ਬਦ ਵਰਤਦੇ ਸਨ ਉਹ ਸ਼ਬਦ ਸਨ ਸੁਣਨਾ ਮੰਨਣਾ ਤੇ ਇੱਕ ਸ਼ਬਦ ਹੁੰਦਾ ਸੀ ਨਿਧਿਆਸਨ ਸੁਣਨ ਦਾ ਸਬੰਧ ਕੰਨਾਂ ਨਾਲ ਸੁਣ ਤੋਂ ਬਾਅਦ ਉਹਨੂੰ ਮੰਨ ਲੈਣਾ ਤੇ ਮੰਨਣ ਤੋਂ ਬਾਅਦ ਨਿਧਿਆਸਨ ਦਾ ਅਰਥ ਸੀ ਉਸ ਗੱਲ ਨੂੰ ਵਿਵਾਰ ਵਾਰ ਉਹਦਾ ਚਿੰਤਨ ਕਰਨਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਪੌੜੀਆਂ ਦਾ ਪਾਠ ਅੱਜ ਜਦੋਂ ਮੈਂ ਵਿਚਾਰ ਰਿਹਾ ਸਾਂ ਤੇ ਮਨ ਚ ਆਇਆ ਕਿ ਅਸਲ 'ਚ ਇੱਥੇ ਮੰਨਣ ਦੇ ਵਿੱਚ ਹੀ ਨਿਧਿਆਸਨ ਆ ਗਿਆ ਹੈ ਪਹਿਲਾਂ ਸੁਣਨਾ ਉਸ ਤੋਂ ਬਾਅਦ ਮੰਨਣਾ ਤੇ ਮੰਨਣ ਤੋਂ ਬਾਅਦ ਕਹਿੰਦੇ ਸਨ ਨਿਧਿਆਸਨ ਉਹਦਾ ਚਿੰਤਨ ਕਰਨਾ ਪਰ ਬੇਨਤੀ ਕਰਾਂ ਇੱਥੇ ਮੰਨਣ ਦੇ ਵਿੱਚ ਹੀ ਨਿਧਿਆਸਨ ਆ ਗਿਆ ਹੈ ਉਸ ਨੂੰ ਅਮਲੀ ਜਾਮਾ ਪ੍ਰੈਕਟੀਕਲ ਜਾਂ ਅਭਿਆਸ ਕੀਤਾ ਜਾ ਰਿਹਾ ਹੈ ਮੈਂ ਅੱਜ ਗੱਲ ਥੋੜੀ ਸਿਰ ਮੰਨਣ ਤੋਂ ਕਰਾਂਗਾ ਇੱਕ ਹੈ ਬਾਹਰ ਮੁਖੀ ਹੁਕਮ ਨੂੰ ਮੰਨਣਾ ਸ਼ੁਰੂ ਕਰਨਾ ਦੂਸਰਾ ਹੈ ਧੁਰ ਅੰਦਰ ਤੋਂ ਸ਼ਰਧਾ ਨਾਲ ਮੰਨ ਲੈਣਾ ਅਸੀਂ ਅੱਗੇ ਦੇਖੋ ਪਾਠ ਕਰਾਂਗੇ ਜਦੋਂ ਮੈਂ ਪਾਠ ਕੀਤਾ ਹੈ ਕਿ ਜੇ ਕੋ ਮਨ ਯਾਦ ਰੱਖਿਓ ਆ ਪਾਠ ਕਰੋਗੇ ਮਨ ਦੇ ਮੰਮੇ ਨੂੰ ਟਿੱਪੀ ਲੱਗੀ ਏ ਤੇ ਦੂਜਾ ਸ਼ਬਦ ਟਿੱਪੀ ਤੋਂ ਰਹਿਤ ਹੈ ਮਨ ਗੁਰੂ ਨਾਨਕ ਸਾਹਿਬ ਨੇ ਅੱਜ ਖੁੱਲੀ ਗੱਲ ਕਰ ਦਿੱਤੀ ਕਹਿੰਦੇ ਨੇ ਮੈਂ ਤੁਹਾਨੂੰ ਇਹ ਦੱਸ ਦੇਣਾ ਵੀ ਮੰਨਣ ਵਾਲਿਆਂ ਦਾ ਆ ਕੁਝ ਹੁੰਦਾ ਹੈ ਜੇ ਮੰਨੋਗੇ ਤੇ ਆ ਕੁਝ ਹੋਵੇਗਾ ਪਰ ਮੇਰੀ ਗੱਲ ਵੀ ਤਾਂ ਮੰਨਿਓ ਜੇ ਤੁਸੀਂ ਪ੍ਰੈਕਟੀਕਲ ਕਮਾਓਗੇ ਤਾਂ ਮਨ ਦਾ ਅਰਥ ਤੁਸੀਂ ਖੁਦ ਸ਼ੁਰੂ ਕਰੋ ਜੋ ਗੁਰੂ ਸਾਹਿਬ ਕਹਿੰਦੇ ਨੇ ਮੈਂ ਕਹਿ ਰਿਹਾ ਇਹਨੂੰ ਮੰਨ ਕੇ ਦੇਖੋ ਤੇ ਯਕੀਨ ਕਰਕੇ ਦੇਖੋ ਤੇ ਕੇਵਲ ਜ਼ਬਾਨੀ ਨਹੀਂ ਮਨ ਕੋਏ ਆਪਣੇ ਮਨ ਵਿੱਚ ਮੰਨ ਕੇ ਦੇਖੋ ਤੇ ਮਹਾਰਾਜ ਕਹਿੰਦੇ ਨੇ ਫਿਰ ਬਹੁਤ ਵੱਡੀ ਤਬਦੀਲੀ ਆਏਗੀ ਗੁਰੂ ਸਾਹਿਬ ਦੀ ਬਾਣੀ 'ਚ ਮੈਂ ਅਰਜ਼ ਕਰਾਂਗਾ ਸੀ ਸਾਰੇ ਸਟੇਜ ਤੋਂ ਕਿਨੇ ਮੰਨਣਾ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ ਸ੍ਰੀ ਰਾਗ ਵਿੱਚ ਉਸ ਵਿੱਚ ਖਾਣ ਦਾ ਪਾਣ ਦਾ ਚੜਨ ਦਾ ਉਹ ਸਾਰਾ ਜ਼ਿਕਰ ਕੀਤਾ ਹੈ ਤੇ ਜਦੋਂ ਉਹਦਾ ਪਾਠ ਅੱਜ ਕੁਦਰਤੀ ਤੌਰ ਤੇ ਮਨ ਚ ਹੁੰਦਾ ਹੈ ਮਹਾਰਾਜ ਜੀ ਦੀ ਗੁਰੂ ਨਾਨਕ ਸਾਹਿਬ ਦੀ ਬਾਣੀ ਅੱਜਕੱਲ ਜ਼ਿਆਦਾਤਰ ਮੈਂ ਬਾਚ ਰਿਹਾ ਪੜ ਰਿਹਾ ਸਤਿਗੁਰੂ ਕਿਰਪਾ ਨਾਲ ਉੱਥੇ ਇੱਕ ਬਚਨ ਹੈ ਇਹ ਜਿਹੜਾ ਸੁਣਨਾ ਮੰਨਣਾ ਨਿਧਿਆਸਨ ਪ੍ਰੇਮ ਅਸੀਂ ਪਿੱਛੇ ਪੜ ਕੇ ਸੁਣੀਆਂ ਹੈ ਸੁਣੀਐ ਮਨ ਰੱਖੀਐ ਭਾਉ ਹੁਣ ਅੱਗੇ ਜਾ ਕੇ ਬਚਨ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਉਥੇ ਹੈ ਸੁਣੀਐ ਅੱਗੇ ਆ ਜਾਣਾ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ ਪਰ ਇੱਕ ਹੁੰਦਾ ਸੁਣਨਾ ਦੂਸਰਾ ਹੁੰਦਾ ਮੰਨਣਾ ਤੀਸਰਾ ਹੁੰਦਾ ਬੋਲਣਾ ਚੌਥਾ ਹੁੰਦਾ ਕਿ ਪ੍ਰੇਮ ਪੈਦਾ ਕਰਨਾ ਗੁਰੂ ਨਾਨਕ ਸਾਹਿਬ ਨੇ ਸੁਣਨ ਮਨ ਤੇ ਨਦਿਆਸਨ ਨੂੰ ਸਾਡੇ ਭੋਜਨ ਦੇ ਰਸ ਨਾਲ ਜੋੜ ਕੇ ਇੱਕ ਥਾਂ ਵਿਆਖਿਆ ਕੀਤੀ ਹੈ ਮਹਾਰਾਜ ਦਾ ਬਚਨ ਹੁੰਦਾ ਸਭ ਰਸ ਮਿੱਠਾ ਮੰਨੇ ਜੇ ਕੋ ਮਨ ਜਾਣਾ ਮਨ ਕੋਏ ਦੇਖੋ ਮੈਂ ਫਿਰ ਅਰਜ਼ ਕਰਾਂ ਸੁਣਨਾ ਬੋਲਣਾ ਮੰਨਣਾ ਇਹ ਤਿੰਨ ਗੱਲਾਂ ਬਹੁਤ ਉੱਤਮ ਨੇ ਰੋਹਾਨੀਅਤ ਵਿੱਚ ਪਰ ਗੁਰੂ ਸਾਹਿਬ ਨੇ ਮੰਨਣ ਦੀ ਤੁਲਨਾ ਜਿਹੜਾ ਮੰਨਣ ਨੂੰ ਰਸ ਦਿੱਤਾ ਉਹ ਮਿੱਠੇ ਨਾਲ ਦਿੱਤਾ ਸੁਣਨ ਦਾ ਰਸ ਜਿਹੜਾ ਉਹ ਸਲੂਣੇ ਨਾਲ ਨਮਕੀਨ ਨਾਲ ਦਿੱਤਾ ਤੇ ਬੋਲਣ ਦਾ ਰਸ ਉਹਨਾਂ ਨੇ ਖੱਟੇ ਮਿੱਠੇ ਪਦਾਰਥਾਂ ਨਾਲ ਤੁਲਨਾ ਕੀਤੀ ਤੇ ਸੱਚ ਕਿ ਜਦੋਂ ਜਿਵੇਂ ਮਸਾਲੇ ਪਾਉਂਦੇ ਆ ਲੋਕ ਕੀਰਤਨ ਨੂੰ ਮਸਾਲੇ ਨਾਲ ਤੁਲਨਾ ਦਿੱਤੀ ਤੇ 36 ਪ੍ਰਕਾਰ ਦੇ ਭੋਜਨ ਨੂੰ ਗੁਰਦੇਵ ਨੇ ਅੰਦਰ ਦੀ ਭਾਵਨਾ ਨਾਲ ਤੁਲਨਾ ਦਿੱਤੀ ਸਿਰ ਬੰਦੇ ਨੂੰ ਸਮਝਾਉਣ ਲਈ ਫਿਰ ਸੁਣਿਓ ਮੇਰੇ ਮਨ ਚ ਆਇਆ ਬਾਬਾ ਜੀ ਆ ਇੰਨੇ ਸ਼ਾਸਤਰ ਪੜੋ ਸੁਣਨ ਮੰਨਣ ਅਧਿਆਸਨ ਤੁਸੀਂ ਤਾਂ ਆ ਦੋ ਪਦਿਆਂ ਵਿੱਚ ਹੀ ਸਾਰੀ ਗੱਲ ਖੋਲ ਦਿੱਤੀ ਸਭ ਰਸ ਮਿੱਠਾ ਮੰਨਿਆ ਸਾਰੇ ਰਸ ਮਿਠਾਸ ਦੇ ਉਹਦੇ ਚ ਆ ਜਾਂਦੇ ਨੇ ਜਿਹੜਾ ਮੰਨ ਲੈਂਦਾ ਹੈ ਇਸੇ ਤਰ੍ਹਾਂ ਅਸੀਂ ਇੱਕ ਸ਼ਬਦ ਵਰਤਨੇ ਆ ਖਾਣ ਵਾਲੀ ਚੀਜ਼ ਤਾਂ ਮਿੱਠੀ ਹੈ ਪਰ ਗੁਰੂ ਘਰ ਦੇ ਵਿੱਚ ਭਾਣਾ ਵੀ ਮਿੱਠਾ ਹੈ ਅਸੀਂ ਕਹਿੰਦੇ ਆ ਤੇਰਾ ਕੀ ਆ ਮਿੱਠਾ ਲੱਗਾ ਸਭ ਰਸ ਮਿੱਠਾ ਮੰਨਿਆ ਮੰਨਣ ਵਰਗੀ ਮਿਠਾਸ ਕੋਈ ਨਹੀਂ ਸੁਣਿਆ ਇੱਥੇ ਕੱਲ ਆਇਆ ਸੀ ਸੁਣਿਆ ਸਿੱਧ ਪੀਰ ਸੁਣਾਤ ਸੁਣਿਆ ਸਾਲੋਣੇ ਪਹਿਲਾ ਸ਼ਬਦ ਆਪਣੇ ਘਰਾਂ 'ਚ ਬਜ਼ੁਰਗ ਸਲੂਣਾ ਵਰਤਦੇ ਸਨ ਚਲੋ ਅੱਜ ਸਬਜੀ ਭਾਜੀ ਕਈ ਇਲਾਕਿਆਂ 'ਚ ਵਰਤਦੇ ਗੁਰੂ ਜੀ ਕਹਿੰਦੇ ਆ ਸੁਣ ਲੈ ਇਹ ਸਲੂਣਾ ਰਸ ਹੈ ਮੰਨ ਲੈ ਇਹਦੇ ਵਿੱਚ ਮਿਠਾਸ ਹੈ ਤੇ ਜੇ ਤੂੰ ਬੋਲੇਗਾ ਇਹ ਖੱਟਾ ਮਿੱਠਾ ਬਣ ਜਾਣਾ ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੋਣੇ ਖੱਟ ਤੁਰਸੀ ਮੁਖ ਬੋਲਣਾ ਮੁਖ ਤੋਂ ਬੋਲੇ ਖੱਟਾ ਮਿੱਠਾ ਬਨ ਕੇ ਅਗਲਾ ਬਚਨ ਮਾਰਨ ਨਾਦ ਕੀਏ ਮਾਰਨ ਦਾ ਲਫ਼ਜ਼ੀ ਅਰਥ ਮਾਰਨਾ ਵੀ ਹੈ ਮਾਰੂ ਮਾਰਨ ਜੋਗ ਹੈ ਪਰ ਇੱਥੇ ਮਾਰਨ ਦਾ ਅਰਥ ਹੁੰਦਾ ਮਸਾਲੇ ਪਾਣੇ ਤੜਕਾ ਲਾਣਾ ਗੁਰੂ ਸਾਹਿਬ ਕਹਿੰਦੇ ਆ ਜਦੋਂ ਤੂੰ ਨਾਦ ਕੀਏ ਕੀਰਤਨ ਕਰਨਾ ਤੂੰ ਸ਼ਬਦ ਨੂੰ ਗਾ ਰਿਆ ਨਾਦ ਰੂਪ ਸੱਚ ਐਵੇਂ ਤੂੰ ਸਮਝ ਪਈ ਰੋਖਾਨੀਅਤ ਭੋਜਨ ਦੇ ਵਿੱਚ ਇਹ ਮਸਾਲਾ ਪੈ ਰਿਹਾ ਤੜਕਾ ਲੱਗ ਰਿਹਾ ਸਭ ਰਸ ਮਿੱਠਾ ਮੰਨਿਆ ਸੁਣਿਆ ਸਲੋਣੇ ਖਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ 36 ਹੀ ਅੰਮ੍ਰਿਤ ਭਾਉ ਏਕ ਵੇਖੋ ਕਾ ਬਖਸ਼ਿਸ਼ ਕਰ ਦਿੱਤੀ ਮਾਰੇ ਨੇ 36 ਹੀ ਅੰਮ੍ਰਿਤ ਭਾਉ ਏਕ ਜਿੰਨੂੰ ਤੂੰ ਸੁਣ ਰਿਹਾ ਹੈ ਜਿੰਨੂੰ ਤੂੰ ਬੋਲ ਰਿਹਾ ਹੈ ਜਿਸ ਨੂੰ ਜਗਿਆਸੂ ਤੂੰ ਗਾ ਰਿਹਾ ਹੈ ਜਿੰਨੂੰ ਤੂੰ ਮੰਨ ਰਿਹਾ ਹੈ ਇਹ 36 ਪ੍ਰਕਾਰ ਦਾ ਭੋਜਨ ਤਾਂ ਬਣੇਗਾ ਜੇ ਸੁਣ ਗਾਉਣ ਤੇ ਮੰਨਣ ਵਾਲੇ ਦੇ ਅੰਦਰ ਉਸ ਪ੍ਰਤੀ ਅਥਾ ਪ੍ਰੇਮ ਹੋਵੇਗਾ ਤਾਂ ਭਾਵਨਾ ਬਹੁਤ ਜ਼ਰੂਰੀ ਹੈ ਫਿਰ ਬੇਨਤੀ ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੋਣੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਪਰ ਇਹ ਸੁਣਨਾ ਮੰਨਣਾ ਸੁਣਿਓ ਬੋਲਣਾ ਤੇ ਭਾਵਨਾ ਇਹਦੇ ਵਿੱਚ ਵੀ ਕਿਤੇ ਖੌਮੇ ਨਾ ਆ ਜਾਏ ਮੇਰੇ ਵਰਗੀ ਭਾਵਨਾ ਨਹੀਂ ਜਦੋਂ ਤੇਰੇ ਅੰਦਰ ਪ੍ਰੇਮ ਉਛਾਲੇ ਮਾਰੇ ਆਪਣੀ ਕਮਾਈ ਨਾਲ ਨਾ ਜੋੜੀ ਇਹਨੂੰ ਨਦਰ ਨਾਲ ਜੋੜ ਦੇ ਦੇਖੋ ਇੱਥੇ ਕਿੰਨੀ ਬਰੀਕੀ ਵਰਤੀ ਗੁਰੂ ਸਾਹਿਬ ਇੰਨੀ ਬਖਸ਼ਿਸ਼ ਕਰਦੇ ਆ ਮੈਂ ਕਹਿੰਦਾ ਜਿਵੇਂ ਇੱਕ ਮਾਂ ਬੱਚੇ ਦੇ ਪਿੱਛੇ ਤੁਰਦੀ ਹੈ ਨਾ ਉਹਨੂੰ ਬੋਲਣ ਦੀ ਜਾਚ ਦਿਸਦੀ ਹੈ ਤੁਰਨ ਦੀ ਦੱਸਦੀ ਹੈ ਵਾਰ-ਵਾਰ ਤੇ ਇਹ ਵੀ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਮਰਜੀ ਪੜ ਜਾਈਏ ਜਿੰਨੇ ਮਰਜੀ ਸਿਆਣੇ ਹੋ ਜਾਈਏ ਸਾਰੀ ਦੁਨੀਆ ਤੁਹਾਡੇ ਤੋਂ ਆ ਕੇ مشਵਰੇ ਲੈ ਸਾਰੀ ਦੁਨੀਆ ਭਰ ਦੀ ਨੌਲੇਜ ਹੋਵੇ ਉਸ ਅਨਪੜ ਮਾਂ ਦੀ ਗੱਲ ਨੂੰ ਕਦੀ ਨਾ ਭੁੱਲਿਓ ਜਿਹਨੂੰ ਊੜਾ ਵੀ ਨਹੀਂ ਕਹਿਣਾ ਆਉਂਦਾ ਜਦੋਂ ਉਹ ਤੇਰੇ ਬਾਲੇ ਕੋਈ ਸਮਾਜ ਆਏਗੀ ਸੁਣਾਏਗੀ ਉਹ ਤੇਰੀਆਂ ਹਜ਼ਾਰਾਂ ਕਿਤਾਬਾਂ ਵਿੱਚੋਂ ਵੀ ਨਹੀਂ ਮਿਲਣਾ ਉਹਦੇ ਅੰਦਰੋਂ ਜੋ ਨਿਕਲਦਾ ਹੁਣ ਇੱਥੇ ਜਿਵੇਂ ਇੱਕ ਮਾਂ ਦੇਖਦੀ ਹੈ ਬੱਚੇ ਦੀ ਸੰਭਾਲ ਕਰਦੀ ਗੁਰੂ ਨਾਨਕ ਸਾਹਿਬ ਮਾਂ ਵੀ ਨੇ ਉਹ ਦੇਖਦੇ ਆ ਕਿ ਮੇਰਾ ਬੱਚਾ ਕਿਤੇ ਵੀ ਬਰੀਕੀ ਵਿੱਚ ਆ ਕੇ ਵੀ ਕਿਤੇ ਥਿੜਕ ਜਾ ਨਾ ਜਾਏ ਉਹਨੂੰ ਵਾਰ-ਵਾਰ ਸੁਚੇਤ ਕਰੀ ਜਾਂਦੇ ਹੁਣ ਮੰਨਣਾ ਸੁਣਨਾ ਬੋਲਣਾ ਇਹ ਕਰਮ ਹੈ ਪਰ ਨਾਲ ਕਹਿੰਦੇ ਆ 36 ਅੰਮ੍ਰਿਤ ਭਾਉ ਏਕ ਇਹ ਤਿੰਨੇ ਚਾਰੇ ਤਾਂ ਨੇ ਜਾ ਕੋ ਨਦਰ ਕਰੇ ਜਿਸ ਉੱਪਰ ਉਹਦੀ ਨਦਰ ਹੋ ਜਾਏ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਤੇ ਮੈਂ ਇੱਥੇ ਬੇਨਤੀ ਕਰਾਂ ਇਹ ਇੱਥੇ ਤਾਂ ਰੋਟੀ ਦਾ ਜ਼ਿਕਰ ਹੀ ਨਹੀਂ ਕੀਤਾ ਹੋਰ ਖਾਣਾ ਖੁਸ਼ੀ ਖਵਾਰੇ ਦੇ ਅਧਿਆਤਮਕ ਅਰਥ ਕਰੀਏ ਉਹ ਖਾਣਾ ਜੋ ਤੂੰ ਖੁਸ਼ੀ ਨਾਲ ਖਾ ਰਿਹਾ ਹੈ ਇਹਦੇ ਅਰਥ ਆਮ ਕਰਦੇ ਹਾਂ ਹੋਰ ਖਾਣਾ ਖੁਸ਼ੀ ਜੋ ਤੂੰ ਖੁਸ਼ੀ ਨਾਲ ਖਾ ਰਿਹਾ ਉਹ ਖਵਾਰੀ ਪੈਦਾ ਕਰੇਗਾ ਤੇ ਉੱਥੇ ਜੀਵ ਦਾ ਚਸਕਾ ਨਹੀਂ ਸੱਚ ਇਹ ਵੇ ਤੂੰ ਮੰਨਣਾ ਆਪਣੇ ਸੰਸਾਰ ਦੀ ਗੱਲ ਉਹ ਖਾਣਾ ਖਵਾਰੀ ਹੈ ਤੂੰ ਸੁਣਨਾ ਹੈ ਗੰਧਨ ਵੈਣ ਇਹ ਵੀ ਭੋਜਨ ਹੈ ਇਹ ਵੀ ਖਵਾਰੀ ਹੈ ਤੂੰ ਬੋਲਨੇ ਫਿੱਕਾ ਤੇ ਕਬੂਲ ਇਹ ਵੀ ਖਵਾਰੀ ਹੈ ਤੂੰ ਅੰਦਰ ਭਾਵਨਾ ਦੀ ਥਾਂ ਦੁਬਤਾ ਪੈਦਾ ਕਰੀ ਬੈਠਾ ਸੱਚੀ ਇਹ ਵੇ ਸਾਰੇ ਦਾ ਸਾਰਾ ਭੋਜਨ ਜਿਹਨੂੰ ਤੂੰ ਖੁਸ਼ੀ ਨਾਲ ਸਵੀਕਾਰ ਕਰਨਾ ਇਹ ਤੇਰੇ ਵਾਸਤੇ ਖਵਾਰੀ ਪੈਦਾ ਕਰੇਗਾ ਮੇਰੀ ਫਿਰ ਬੇਨਤੀ ਹਾਲਾਂ ਕਿ ਕਰੇ ਅਰਥ ਨਹੀਂ ਕਰਦੇ ਉਹ ਭੋਜਨ ਦੀ ਅਰਥ ਕਰਦੇ ਆ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦਾ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਅਗਲੀ ਬੇਨਤੀ ਗੁਰੂ ਘਰ ਵਿੱਚ ਸਭ ਤੋਂ ਪਹਿਲੀ ਗੱਲ ਕਹੀ ਜਾਂਦੀ ਵੀ ਸਤ ਬਚਨ ਕਰਨਾ ਸਿੱਖ ਕਿਉਂਕਿ ਅੱਜ ਅਸੀਂ ਬਾਰਮੁਖੀ ਵੀ ਲਾਂਗੇ ਮੰਨਣਾ ਤੇ ਅੰਤਰੀ ਵੀ ਲਾਂਗੇ ਜਿਸ ਬੰਦੇ ਨੇ ਬਾਰਮੁਖੀ ਹੁਕਮ ਨਹੀਂ ਮੰਨਿਆ ਉਹਨੂੰ ਸੂਖਸ਼ਮ ਹੁਕਮ ਦੀ ਸਮਝ ਨਹੀਂ ਪੈ ਸਕਣੀ ਬਾਹਰ ਮੰਨਣਾ ਬਹੁਤ ਜ਼ਰੂਰੀ ਹੈ ਥੋੜੇ ਜਿਹਾ ਬਚਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੇ ਹੁਕਮ ਮੰਨਣ ਵਾਲਾ ਗੁਰੂ ਸਾਹਿਬ ਉੱਥੇ ਕਦੀ ਨਹੀਂ ਕਹਿੰਦੇ ਤੂੰ ਇਸ ਤਰ੍ਹਾਂ ਪਰਖ ਲੈ ਇੰਜ ਕਰ ਲੈ ਤਿੰਨ ਚਾਰ ਬਚਨ ਨੇ ਬੜੇ ਸੌਖੇ ਜੇ ਸ਼ਬਦ ਨੇ ਇੱਕ ਬਚਨ ਸੀ ਪੜਨੇ ਆ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਗੁਰੂ ਚਾਲੀ ਦਰਥ ਮਹਾਰਾਜ ਦੀ ਰਹਿਤ ਮਰਿਆਦਾ ਜਾਂ ਉਹਨਾਂ ਦੇ ਬਚਨ ਅਸੀਂ ਅੰਨੇ ਹਾਂ ਸੱਚੀ ਮੁੱਚੀ ਗੁਰੂ ਨਾਨਕ ਸਾਹਿਬ ਸਾਨੂੰ ਕੁਝ ਨਜ਼ਰ ਨਹੀਂ ਆਉਂਦਾ ਸਾਨੂੰ ਇੰਨੀ ਗੱਲ ਦੱਸੋ ਗੁਰੂ ਦੀ ਚਾਲ ਤੇ ਗੁਰੂ ਦੀ ਰਹਿਤ ਤੇ ਕਿਵੇਂ ਚੱਲੀਏ ਕਿਉਂ ਚਾਲੈ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਸਾਨੂੰ ਆਪਣੇ ਪੱਲੇ ਨਾ ਲਾ ਲੈ ਸਤਗੁਰੂ ਦਇਆ ਕਰੇ ਸਾਡੇ ਤੇ ਹੁਣ ਅੱਗੇ ਬੇਨਤੀ ਹੈ ਇਸ ਸਵਾਲ ਦਾ ਉੱਤਰ ਮਹਾਰਾਜ ਕੀ ਦਿੰਦੇ ਆ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਇਹ ਤਰੀਕਾ ਇੱਕੋ ਗੱਲ ਕਹਿ ਰਿਹਾ ਗੁਰਸਿੱਖ ਮੀਤ ਚਲੋ ਗੁਰ ਚਾਲੀ ਇਹ ਮਿੱਤਰ ਗੁਰਸਿੱਖਾ ਤੂੰ ਗੁਰੂ ਦੀ ਚਾਲੀ ਤੇ ਚੱਲ ਜੋ ਅਸੀਂ ਕੁਐਸਚਨ ਕੀਤਾ ਸਵਾਲ ਕੀਤਾ ਉਹੀ ਗੁਰੂ ਜੀ ਉੱਤਰ ਦੇ ਰਿਹਾ ਗੁਰਸਿੱਖ ਮੀਤ ਗੁਰ ਗੁਰਚਾਲੀ ਤੇ ਸਿੱਖ ਪੁੱਛਦਾ ਮੈਂ ਇਹ ਤਾਂ ਪੁੱਛਣ ਆਇਆ ਕਿਉਂ ਚੱਲਾਂ ਗੁਰਚਾਲੀ ਮਹਾਰਾਜ ਤੁਸੀਂ ਕਹਿ ਰਹੇ ਹੋ ਗੁਰਸਿੱਖ ਮੀਤ ਮੇਰੇ ਮਿੱਤਰ ਗੁਰਸਿੱਖ ਮੀਤ ਗੁਰ ਗੁਰਚਾਲੀ ਤੇ ਅਗੋ ਉੱਤਰ ਕੀਏ ਜੋ ਗੁਰ ਕਹੈ ਸੋਈ ਭਲ ਮੰਨੋ ਇਹ ਚੇ ਨਹੀਂ ਕਿਹਾ ਪਹਿਲਾਂ ਤੂੰ ਪਰਖ ਲਈ ਤੂੰ ਤਰਕ ਕਰ ਲਈ ਜੋ ਗੁਰੂ ਕਹਿੰਦਾ ਹੈ ਮਹਾਰਾਜ ਕਹਿੰਦੇ ਜੋ ਗੁਰ ਕੈ ਸੋਈ ਭਲ ਮਾਨੋ ਫਿਰ ਕੀ ਹੋਵੇਗੀ ਇੱਕ ਤਾਂ ਕਥਾ ਆਏ ਬਾਣੀ ਦੀ ਇੱਕ ਕਥਾ ਦੰਦ ਕਥਾਵਾਂ ਇੱਕ ਜ਼ਿੰਦਗੀ ਵੀ ਕਥਾ ਹੈ ਸੱਚ ਇਹ ਵੇ ਜੇ ਤੂੰ ਸਤ ਬਚਨ ਕਰਕੇ ਮੰਨੇਗਾ ਤੇਰੀ ਜ਼ਿੰਦਗੀ ਦੀ ਕਥਾ ਸੰਸਾਰ ਤੋਂ ਨਿਆਰੀ ਹੋ ਜਾਏਗੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਇਸ ਤੋਂ ਅਗਲੀ ਬੇਨਤੀ ਇੱਥੇ ਭਲ ਮਾਨੋ ਕਿ ਇਹ ਤਾਂ ਨਹੀਂ ਕਿ ਤੂੰ ਕਰ ਲੈ ਤਰਕ ਮੈਂ ਇੱਕ ਵਾਰ ਅਰਜ਼ ਕੀਤੀ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿੱਤਾ ਹੈ ਨਾ ਤੂੰ ਪੜ ਲੈ ਵਿਚਾਰ ਲੈ ਇਹੀ ਕਾਰਨ ਸਾਡੇ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ ਇਹ ਸਿੰਘ ਬੈਠੇ ਹੋਣਗੇ ਜਿਹਦੇ ਪੰਜਾਂ ਸੇਵਾ ਕਰਦੇ ਆ ਉਹ ਅਰਦਾਸ ਤੋਂ ਪਹਿਲਾਂ ਦੋ ਸ਼ਬਦ ਕਹਿੰਦੇ ਆ ਉਹ ਕਹਿੰਦੇ ਆ ਜੇਕਰ ਕੋਈ ਇਹਨਾਂ ਜਗਿਆਸੂਆਂ ਵਿੱਚ ਲਾਲਚ ਨਾਲ ਡਰ ਨਾਲ ਕਿਸੇ ਦੇ ਦਬਕਾਇਆ ਆਇਆ ਉਹ ਬਾਹਰ ਜਾ ਸਕਦਾ ਹੈ ਕਿਉਂਕਿ ਅੰਮ੍ਰਿਤ ਧੱਕੇ ਨਾਲ ਜ਼ਬਰਦਸਤੀ ਨਾਲ ਲਾਲਚ ਨਾਲ ਨਹੀਂ ਛਕਾਇਆ ਜਾਣਾ ਤੇ ਆਪ ਨੂੰ ਪਤਾ ਹੋਵੇ ਕਿਹਾ ਜਾਂਦਾ ਅਰਦਾਸ ਤੋਂ ਪਹਿਲਾਂ ਵੀ ਦਰਵਾਜ਼ੇ ਖੁੱਲੇ ਤੁਸੀਂ ਬਾਹਰ ਨਿਕਲ ਸਕਦੇ ਹੋ ਆਪਾਂ ਕਹਿੰਨੇ ਦੂਜੀ ਗੱਲ ਉਹ ਅਰਦਾਸ ਕਰਨ ਤੋਂ ਪਹਿਲਾਂ ਜਥੇਦਾਰ ਸਾਹਿਬ ਕਹਿੰਦੇ ਆ ਪੰਜਾਂ 'ਚ ਜਥੇਦਾਰੀ ਤੇ ਕਿਨੇ ਕਰਨੀ ਹੈ ਵੀ ਜੇ ਤੁਸੀਂ ਸਹਿਮਤ ਹੋ ਆਪਣੇ ਚਾਹ ਨਾਲ ਆਇਓ ਤੇ ਫਿਰ ਇੱਕ ਕੰਮ ਕਰੋ ਅੱਜ ਤੋਂ ਬਾਅਦ ਇਹ ਸਿਰ ਤੁਹਾਡਾ ਹੈ ਤੁਸੀਂ ਮੱਥਾ ਟੇਕ ਕੇ ਕਹੋ ਅਸੀਂ ਗੁਰੂ ਨੂੰ ਸਿਰ ਦੇ ਦਿੱਤਾ ਮੇਰਾ ਖਿਆਲ ਸੀ ਜਦੋਂ ਪੰਜਾਂ ਚ ਸੇਵਾ ਹਜ਼ੂਰ ਲੈਂਦੇ ਰਹੇ ਤਾਂ ਸੁਣਦੇ ਸਾਂ ਤੂੰ ਆਪਣਾ ਸਿਰ ਦੇ ਦਿੱਤਾ ਮੈਂ ਇਹ ਬੇਨਤੀ ਕਰਾਂ ਜਦੋਂ ਸਿਰ ਦੇ ਹੀ ਦਿੱਤਾ ਜਿਹਨੂੰ ਖਸਮ ਮੰਨ ਹੀ ਲਿਆ ਫਿਰ ਉਹਦੇ ਤੇ ਵਾਰ-ਵਾਰ ਸ਼ੱਕ ਕਿਉਂ ਕਰਨਾ ਜਦੋਂ ਕਹਿ ਦਿੱਤਾ ਬਈ ਸੰਤੂਖ ਹੈ ਹੁਣ ਦੇਖੋ ਗੁਰੂ ਸਾਹਿਬ ਨੇ ਦੋਨੋਂ ਪੱਖ ਰੱਖੇ ਆ ਮੈਂ ਆਪ ਨੂੰ ਬੇਨਤੀ ਕਰਾਂ ਭਲ ਮਾਨੋ ਤੋਂ ਸ਼ੁਰੂ ਕਰੀਏ ਬਾਹਰ ਮੁਖੀ ਹੈ ਇੱਕ ਬਚਨ ਕਹ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਇੱਥੇ ਕਥਾ ਕੀਤੀ ਵੀ ਉਹਦੀ ਗੁਣਵੰਤੀ ਇਹ ਤਿੰਨੇ ਸ਼ਬਦ ਇਕੱਠੇ ਹੁੰਦੇ ਆ ਕੁਚੱਜੀ ਸੁਚੱਜੀ ਤੇ ਗੁਣਵੰਤੀ ਤਿੰਨਾਂ ਸ਼ਬਦਾਂ ਦੇ ਵਿੱਚ ਰਹਾਉ ਕੋਈ ਨਹੀਂ ਤੇ ਤਿੰਨਾਂ ਸ਼ਬਦਾਂ ਦੇ ਵਿੱਚ ਇਸ ਤਰੀ ਹੈ ਨਾ ਜੀ ਤਿੰਨਾਂ ਸ਼ਬਦਾਂ ਦੀ ਜਿਹੜੀ ਗਿਣਤੀ ਹੈ 1 2 ਤੇ 3 ਹੈ ਕੁਚੱਜੀ ਤੇ ਸੁਚੱਜੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਤੇ ਗੁਣਵੰਤੀ ਜੋ ਹੈ ਉਹ ਧੰਨ ਗੁਰੂ ਨੇ ਅਰਜਨ ਸਾਹਿਬ ਦਾ ਬਚਨ ਹੈ ਇਹ ਵੀ ਇੱਕ ਹੈਡਿੰਗ ਦੀ ਤਰਤੀਬ ਹੈ ਮੇਰੇ ਚ ਕੁਚੱਜਾਪਣ ਹੈ ਮੰਜ ਕੁਚੱਜੀ ਅਮ ਮਾਵਣ ਡੋਸੜੇ ਖੋਂ ਕਿਉਂ ਸੋ ਰਾਵਣ ਜਾਉ ਜਿਓ ਇਹ ਕੁਚੱਜਾਪਣ ਹੈ ਜਿਸ ਵਿੱਚ ਮੈਂ ਸਾਈ ਨੂੰ ਭੁੱਲ ਗਈ ਹਾਂ ਹਜ਼ੂਰ ਨੇ ਕਿਹਾ ਜਿੰਨੂੰ ਇਹ ਅਹਿਸਾਸ ਹੋ ਜਾਏ ਮੇਰੇ ਚ ਕੁਚੱਜਾਪਣ ਹੈ ਵੈਗੁਰੂ ਨੇ ਸੁਣਿਓ ਤੇ ਮਹਾਰਾਜ ਨਹੀਂ ਕਹਿ ਰਹੇ ਤੂੰ ਕੁਚੱਜੀ ਹੈ ਇਹ ਇਹ ਇਹ ਜਗਿਆਸੂ ਦੇ ਅੰਦਰ ਦੀ ਅਵਸਥਾ ਹੈ ਮਹਾਰਾਜ ਕਹਿੰਦੇ ਨੇ ਕਿ ਮੰਜ ਕੁਚੱਜੀ ਮੈਂ ਕੁਚੱਜੀ ਖਾਂ ਮੇਰੇ ਚ ਇੰਨੇ ਔਗਣ ਨੇ ਸਰੀਰ ਚ ਸਮਾਉਂਦੇ ਨਹੀਂ ਪਏ ਤੇ ਮਹਾਰਾਜ ਇਸ ਤੋਂ ਬਾਅਦ ਕਹਿੰਦੇ ਜਿੰਨੂੰ ਕੁਚੱਜੇਪਨ ਦੀ ਸਮਝ ਪੈ ਜਾਏ ਉਥੋਂ ਉਦੋਂ ਬਾਅਦ ਫਿਰ ਉਹਦੇ ਸੁਚੱਜਾਪਨ ਦਾ ਸੁਚੱਜੀ ਦਾ ਸਬੰਧ ਭਾਣੇ ਨਾਲ ਹੈ ਸੰਖੇਪ ਚ ਤੀਸਰਾ ਹੈ ਗੁਣਵੰਤੀ ਜਿਹੜਾ ਸੁਚੱਜ ਚੋਂ ਨਿਕਲ ਜਾਂਦਾ ਹੈ ਉਹ ਗੁਣਾ ਦਾ ਖਜ਼ਾਨਾ ਬਣ ਜਾਂਦਾ ਹੈ ਤੇ ਗੁਣਵੰਤੀ ਹੋਇਆ ਸਿੱਖ ਅੱਜ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਮੰਨੈ ਤਰੇ ਤਾਰੇ ਗੁਰਸਿੱਖ ਗੁਣਵੰਤੀ ਵਾਲਾ ਇਸ ਪੌੜੀ 'ਚ ਖੇਡਦਾ ਹੈ ਫਿਰ ਉਹਦੇ ਤੋਂ ਜਦੋਂ ਮਾਨਵਤਾ ਪੁੱਛਣ ਆਉਂਦੀ ਏ ਕਿ ਸੋਈ 10 ਉਪਦੇਸ਼ੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜਿਓ ਇਹ ਮਨ ਤੈ ਕੂ ਡੇਵਸਾਂ ਮੈਂ ਮਾਰਗ ਦਿਓ ਬਤਾਏ ਜਿਓ ਕਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜਿਓ ਅੱਗੋਂ ਗੁਣਵੰਤੀ ਕਹਿੰਦਾ ਜੋ ਮੇਰਾ ਤਜਰਬਾ ਮੈਂ ਉਹ ਕਹਿ ਰਿਹਾ ਕਹਿੰਦਾ ਮੇਰੇ ਵੀਰਾ ਤੂੰ ਇਹ ਪੁੱਛਣ ਆਇਆ ਨਾ ਮੈਨੂੰ ਗੁਰੂ ਦਾ ਰਸਤਾ ਇੱਥੇ ਪਹਿਲੀ ਗੱਲ ਇਹ ਵੇ ਕਿ ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੋ ਕਾਰ ਕਮਾਏ ਜੀ ਮੰਨਣ ਤੋਂ ਸ਼ੁਰੂ ਹੋ ਤੂੰ ਸੁਣ ਕੇ ਆ ਗਿਆ ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੋ ਕਾਰ ਕਮਾਏ ਜੀਓ ਅਗਲੀ ਗੱਲ ਮੰਨ ਲਓ ਗੁਰੂ ਜੀ ਨੇ ਕਹਿਤਾ ਭਾਂਡੇ ਮਾਂਜ ਅਸੀਂ ਬਹਿ ਗਏ ਤੇ ਭਾਂਡੇ ਮਾਂਜਦੇ ਆਈ ਸੋਚੀ ਗਿਆ ਯਾਰ ਐਵੇਂ ਮਹਾਰਾਜ ਨੇ ਭਾਂਡਿਆਂ 'ਚ ਖੜਾ ਕਰ ਦਿੱਤਾ ਮੰਨ ਨਹੀਂ ਮੰਨਦੇ ਗੁਰੂ ਕਹਿੰਦੇ ਨੇ ਜਦੋਂ ਫਿਜ਼ੀਕਲ ਸਰੀਰਕ ਕਾਰ ਕਰੇ ਉਥੇ ਮਨ ਚ ਉੱਠਦੇ ਦੁਬਦਾ ਦੇ ਫੁਰਨੇ ਇਹਨਾਂ ਨੂੰ ਜੜਾਂ ਤੋਂ ਪੱਟ ਕੇ ਰੱਖ ਦੇਈ ਜੇ ਮਨ ਦੀ ਮਤੜੀ ਨਾ ਤਿਆਗੀ ਤੇ ਸਰੀਰਕ ਕਾਰ ਵੀ ਕੰਮ ਨਹੀਂ ਆਉਣੀ ਦੋਨੋਂ ਗੱਲਾਂ ਮਨਾ ਰਹੇ ਨਾ ਜੀ ਸਰੀਰਕ ਤੌਰ ਤੇ ਤੂੰ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੋ ਕਾਰ ਕਮਾਏ ਜਿਓ ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ ਇਉ ਪਾਵੇਂ ਹਰ ਬੜਾ ਮੰਨੈ ਪਾਵੇ ਮੋਖ ਦਵਾਰ ਇਉ ਪਾਵੇਂ ਹਰ ਬੜਾ ਨਾ ਲੱਗੇ ਤਤੀ ਵਾਉ ਜੀ ਇੱਥੇ ਵੀ ਕਿਹਾ ਵੀ ਮੰਨ ਤੂੰ ਗੁਰੂ ਦੀ ਗੱਲ ਦੋਕ ਬਚਨ ਸਿਖੋਰ ਹੋਰ ਕਰਕੇ ਅਰਥਾਂ ਵੱਲ ਆਉਨੇ ਆ ਤੇ ਜਿਸ ਮਹਾਪੁਰਖ ਦਾ ਅੱਜ ਚਲਾਣਾ ਸੀ ਰੋਜ਼ ਹਰ ਸਾਲ ਉਹਨਾਂ ਦੀ ਗੱਲ ਕਰਨੇ ਆ ਗੁਰਮਖੋ ਇਸ ਮਹਾਪੁਰਖ ਨੇ ਮਹਾਪੁਰਖ ਕਹੋ ਬ੍ਰਹਮ ਗਿਆਨੀ ਕਹੋ ਬਾਬਾ ਜੀ ਕਹੋ ਸੰਤ ਕਹੋ ਸਾਧ ਕਹੋ ਸਿੱਖ ਕਹੋ ਗੁਰਸਿੱਖ ਕਹੋ ਗੁਰਮੁਖ ਕਹੋ ਸੱਚ ਇਹ ਵਿੱਚ ਚਾਕਰ ਕਹੋ ਗੁਲਾਮ ਕਹੋ ਦਰਵੇਸ਼ ਕਹੋ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਬਾਬਾ ਬੁੱਢਾ ਸਾਹਿਬ ਲਈ ਵਰਤ ਲੋ ਹਰ ਸ਼ਬਦ ਕੀ ਉਹਨਾਂ ਤੇ ਟੁਕਦਾ ਮੈਂ ਚਲੋ ਵਰਤਿਆ ਸ਼ਬਦ ਦਰਵੇਸ਼ ਉਸ ਦਿਨ ਅਰਜ਼ ਕੀਤੀ ਸੀ ਦਰਵੇਸ਼ ਲਫ਼ਜ਼ ਜਿਹੜਾ ਇਹ ਫਾਰਸੀ ਚੋਂ ਆਇਆ ਉੰਜ ਵੈਸੇ ਲਫ਼ਜ਼ ਹੈ ਦਰਵੇਜ਼ ਦਰਵੇਜ਼ ਦਾ ਅਰਥ ਹੁੰਦਾ ਜਿਹੜਾ ਦਰਵਾਜ਼ੇ ਤੇ ਡਿੱਗ ਪਿਆ ਹੈ ਇਹ ਮਹਾਪੁਰਖ ਦਰਵੇਸ਼ ਹੈ ਸੱਚਮੁੱਚ ਇੱਕ ਵਾਰੀ ਗੁਰੂ ਨਾਨਕ ਦੇ ਬੂਹੇ ਤੇ ਡਿੱਗੇ ਉਸ ਨੇ ਸੀ ਵਾਚਿਆ 1500 ਤੇ 18 ਨੂੰ ਇਸ ਦਰਵਾਜ਼ੇ ਤੇ ਇਹ ਡਿੱਗ ਪਏ 1631 ਨੂੰ ਅੱਜ ਦੇ ਦਿਨ ਅੰਮ੍ਰਿਤ ਵੇਲੇ ਇਹਨਾਂ ਨੇ ਚੋਲਾ ਛੱਡਿਆ 113 ਸਾਲ ਵਿੱਚ ਬੜੀਆਂ ਦੁਬਦਾ ਕ੍ਰੀਏਟ ਹੋਈਆਂ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਏ ਪੁੱਤਰ ਆਕੀ ਹੋਏ ਪਰ ਬਾਬਾ ਬੁੱਢਾ ਆਕੀ ਨਹੀਂ ਹੋਇਆ ਸੱਚ ਗੁਰੂ ਪੁੱਤਰ ਨੇ ਗੁਰੂ ਅਮਰਦਾਸ ਨੂੰ ਲੱਤ ਮਾਰ ਦਿੱਤੀ ਪਰ ਬਾਬਾ ਬੁੱਢਾ ਸਾਹਿਬ ਉਧਰ ਨਹੀਂ ਚੁਕੇ ਜਿਹਦੇ ਬੂਹੇ ਤੇ ਡਿੱਗੇ ਉਹਨੂੰ ਲੱਭਣ ਵਾਸਤੇ ਗਏ ਗੁਰੂ ਰਾਮਦਾਸ ਵੇਲੇ ਬਾਬੇ ਪ੍ਰਿਥੀ ਚੰਦ ਨੇ ਸੱਚਮੁੱਚ ਪਿਤਾ ਦੇ ਸਾਹਮਣੇ ਬੋਲੇ ਤੇ ਮੈਂ ਕੱਲ ਵੀ ਕਰਜ਼ ਕੀਤੀ ਸੀ ਯਾਦ ਰੱਖਿਓ ਜਦੋਂ ਔਲਾਦ ਮਾਂ-ਬਾਪ ਦੇ ਸਾਹਮਣੇ ਬੋਲਣ ਲੱਗ ਪਵੇ ਇਦੋਂ ਵੱਡਾ ਬੱਜਰ ਪਾਪ ਕੋਈ ਨਹੀਂ ਹੁੰਦਾ ਪੂਤ ਕਾਹੇ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ 300 ਝਗਰਤ ਪਾਪ ਕਿਆ ਗੁਰੂ ਰਾਮਦਾਸ ਨੇ ਇਹ ਪਾਪ ਹੈ ਪਿਰਥੀ ਚੰਦ ਬੋਲਿਆ ਪਰ ਇਸ ਮਹਾਂਪੁਰਖ ਨੇ ਪਿਰਥੀ ਚੰਦ ਨੂੰ ਖਲੋ ਕੇ ਕਿਹਾ ਕਹਿਣ ਲੱਗੇ ਤੂੰ ਸੇਵਾ ਨਹੀਂ ਤੇਰੇ ਕੋਲ ਇਹ ਮੇਵਾ ਹੈ ਸੁਣਿਓ ਬਿਨਾ ਨਿਮਰਤਾ ਹੋਏ ਨਾ ਸੇਵਾ ਸੇਵਾ ਕਹਾ ਮਹਾ ਆਮੇਵਾ ਤੇਰੇ ਤੋਂ ਵੱਡਾ ਹੰਕਾਰੀ ਬੰਦਾ ਕੋਈ ਨਹੀਂ ਗੁਰੂ ਘਰ ਚ ਇਹ ਦਰਵੇਸ਼ ਕਹਿ ਰਿਹਾ ਇਸ ਦਰ ਤੇ ਡਿੱਕਾ ਮਸੰਦ ਬੇਈਮਾਨੀ ਕਰਨ ਲੱਗ ਪਏ ਪਰ ਗੁਰੂ ਦਰ ਤੇ ਡਿੱਗਾ ਹੋਇਆ ਮਹਾਪੁਰਖ ਉਹਨਾਂ ਨੂੰ ਹੀ ਸੁਚੇਤ ਕਰਦਾ ਹੈ ਇੱਥੋਂ ਤੱਕ 22 ਮੰਜੀਆਂ ਸਥਾਪਨ ਨੇ ਤੇ 22 ਮੰਜੀਆਂ ਨੂੰ ਕਮਾਂਡ ਕਰਨ ਵਾਲਾ ਜਿਹੜਾ ਗੁਰਸਿੱਖ ਉਹ ਧੰਨ ਬਾਬਾ ਬੁੱਢਾ ਸਾਹਿਬ ਹੈ ਗੁਰੂ ਅਮਰਦਾਸ ਨੇ ਗੋਇੰਦਵਾਲ ਦਾ ਟਾਪੋ ਮਹਾਂਪੁਰਖ ਲਾਉਂਦੇ ਪਏ ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ ਅੱਜ ਬਾਬਾ ਜੀ ਦਾ ਦਿਨ ਸੀ ਮੈਂ ਇਸ ਕਰਕੇ ਬੋਲ ਰਿਹਾ ਕਿ ਫਿਰ ਦੇਖੋ ਉਸ ਮਹਾਂਪੁਰਖ ਨੇ ਸੋਟਾ ਪਕੜ ਕੇ ਡੰਡਾ ਪਕੜ ਕੇ ਗੁਰਦੁਆਰਾ ਪਿਪਲੀ ਸਾਹਿਬ ਸ਼੍ਰੀ ਅੰਮ੍ਰਿਤਸਰ ਗੁਰੂ ਘਰ ਦੇ ਲੰਗਰਾਂ ਨੂੰ ਸੰਨ ਲਾ ਦਿੱਤੀ ਪਿਰਥੀਏ ਨੇ ਮੈਂ ਇੱਕ ਦਿਨ ਕਿਹਾ ਸੀ ਸੱਚ ਵਕਤੀ ਤੌਰ ਤੇ ਹਾਰ ਦਾ ਨਜ਼ਰ ਆਉਂਦਾ ਹੈ ਪਰ ਸਮਾਂ ਲੰਘਣ ਨਾਲ ਸੱਚ ਜਿੱਤਿਆ ਰਹਿੰਦਾ ਤੇ ਕਪਟ ਜਿਹੜਾ ਸਦਾ ਲਈ ਹਾਰ ਜਾਂਦਾ ਹੈ ਗੁਰੂ ਅਰਜਨ ਸਾਹਿਬ ਪ੍ਰਸ਼ਾਦਾ ਨਹੀਂ ਚਾਹਦਾ ਪਰ ਉਹਨਾਂ ਨੇ ਗਿਲਾ ਵੀ ਨਹੀਂ ਕੀਤਾ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੂਖ ਵਿਹਾਤ ਪਰ ਉਹ ਮਹਾਪੁਰਖ ਬ੍ਰਹਮ ਗਿਆਨੀ ਪਿਪਲੀ ਸਾਹਿਬ ਦਾ ਰਸਤਾ ਸੀ ਉਹਨੂੰ ਖਲੋ ਕੇ ਕਹਿੰਦਾ ਨਹੀਂ ਪਿਰਥੀ ਚੰਦ ਮੀਣਾ ਹੈ ਅਸਲ ਚ ਗੁਰੂ ਅਰਜੁਨ ਦੇਵ ਹੀ ਗੁਰੂ ਹੈ ਉਮਰ ਕਿੰਨੀ ਬਾਬਾ ਜੀ ਦੋਸ ਵੇਖ ਜਿਸ ਵਕਤ ਮੈਂ ਇੱਕ ਸਿਰਫ ਸ਼ਬਦ ਹੋਰ ਕਹਿ ਕੇ ਮੰਨਣਾ ਉਹ ਚਾਕਰ ਬਣੇ ਨੇ ਦਰਵੇਸ਼ ਬਣੇ ਨੇ ਸੱਚ ਇਹ ਕਿ ਇੱਕ ਵਾਰੀ ਗੁਰੂ ਦਰ ਤੇ ਡਿੱਗ ਪੈ ਨਾ ਮਾਇਆ ਉਠਾ ਸਕੀ ਨਾ ਮਸੰਦ ਉਠਾ ਸਕੇ ਨਾ ਕਰਯੋਗੀ ਲੜਾਈ ਉਠਾ ਸਕੀ ਇੱਕ ਉਰਦੂ ਦਾ ਵਿਦਵਾਨ ਕਹਿੰਦਾ ਕੂਚਾ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ ਕੂਚਾ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ ਮਿਟਾ ਤਾਂ ਸਕੇ ਮਿਟਾ ਤੋ ਸਕੇ ਪਰ ਕੋਈ ਉਠਾ ਨਾ ਸਕੇ ਜਿਹਦੇ ਪੈਰਾਂ ਦੇ ਨਿਸ਼ਾਨ ਲੱਗ ਜਾਂਦੇ ਨੇ ਮੀਂਹ ਪੈਂਦੇ ਆ ਇਹਨੂੰ ਕਿ ਉਠਾ ਕੇ ਲਿਜਾ ਸਕਦਾ ਨਹੀਂ ਉਹ ਮਿਟ ਜਾਣਗੇ ਪਰ ਉਹ ਉਠਾਏ ਨਹੀਂ ਜਾਣਗੇ ਉਸ ਮਹਾਪੁਰਖ ਨੂੰ ਇੱਕ ਬਚਨ ਕਿਹਾ ਸੀ ਕਿਉਂਕਿ ਉਹਨਾਂ ਮੰਨਿਆ ਨਾ ਉਹਨਾਂ ਬਾਰੇ ਇੱਕ ਸ਼ਬਦ ਹੈ ਹੈ ਵੈਸੇ ਗੁਰ ਪ੍ਰਤਾਪ ਸੂਰਜ ਦਾ ਜਦੋਂ ਹਜ਼ੂਰ ਗੁਰੂ ਅਮਰਦਾਸ ਚਲੇ ਗਏ ਕਿਉਂਕਿ ਅੱਜ ਪਹਿਲੀ ਗੱਲ ਮੰਨਣ ਵਾਲੇ ਦੀ ਆਉਣੀ ਹੈ ਜਿਨੇ ਮੰਨ ਲਿਆ ਜਦੋਂ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਮਹਾਰਾਜ ਚਲੇ ਗਏ ਨਿਮਰਤਾ ਬੜੀ ਵੱਡੀ ਚੀਜ਼ ਜੀ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਜਦੋਂ ਆਪਣੇ ਬੰਦੇ ਆਪਣੇ ਚਲੋ ਮੈਂ ਹਉਮੇ 'ਚ ਨਹੀਂ ਕਹਿ ਰਿਹਾ ਗੁਰੂ ਘਰ 'ਚ ਬੋਲ ਕਬੋਲ ਝਗੜੇ ਸੱਚ ਵੇ ਜੇ ਤੁਰ ਅੰਦਰ ਤੋਂ ਨਿਮਰਤਾ ਹੋਵੇ ਉਹ ਜ਼ਹਿਰੀਲੇ ਸੱਪਾਂ ਨੂੰ ਵੀ ਚੁਕਾ ਦਿੰਦੀ ਹੈ ਗੁਰੂ ਅਰਜਨ ਸਾਹਿਬ ਨੇ ਕਿਹਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ ਇਸ ਆਗੇ ਕੋ ਨਾ ਟਿਕੇ ਵਿਕਾਰੀ ਗੁਰੂ ਅਮਰਦਾਸ ਚਲੇ ਗਏ ਸਿੱਖ ਸੰਗਤ ਬਾਬਾ ਬੁੱਢਾ ਜੀ ਕੋਲ ਗਈ ਕਿ ਮਹਾਰਾਜ ਬਾਬੇ ਦਾਤੂ ਨੇ ਆ ਕੁਛ ਕੀਤਾ ਤੇ ਸੱਚ ਇਹ ਵੀ ਜਿਸ ਘੋੜੀ ਤੇ ਗੁਰੂ ਅਮਰਦਾਸ ਚੜ ਕੇ ਗਏ ਉਹ ਘੋੜੀ ਵਾਪਸ ਆ ਗਈ ਗੋਇੰਦਵਾਲ ਸਾਹਿਬ ਆਈ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਨੂੰ ਕਿਹਾ ਚੱਲੋ ਉਸ ਘੋੜੀ ਨੂੰ ਅੱਗੇ ਲਾ ਲਿਆ ਘੋੜੀ ਘੋੜਾ ਬੜਾ ਸਿਆਣਾ ਜਾਨਵਰ ਹੈ ਇੱਕ ਕੁੱਤਾ ਚਲੋ ਆਮ ਤੌਰ ਤੇ ਸਾਡੇ ਬੰਦੇ ਸੁਣਾਉਂਦੇ ਨਹੀਂ ਡਰਦੇ ਮਾਰੇ ਵੀ ਘੋੜੀ ਦੀ ਉਪਾ ਹੋ ਜਾਣੀ ਉਹ ਛਾਣਾ ਜਾਨਵਰ ਉਹ ਮਾਲਕ ਦੇ ਦਰ ਤੇ ਉਹ ਘੋੜੀ ਅੱਗੇ ਜਾ ਕੇ ਉੱਥੇ ਜਾ ਖੜੀ ਹੋਈ ਜਿੱਥੇ ਮਹਾਰਾਜ ਦਰਵਾਜ਼ਾ ਬੰਦ ਕਰਕੇ ਬੈਠੇ ਬਾਬਾ ਜੀ ਨੇ ਸੰਨ ਲਾਈ ਅੰਦਰ ਗਏ ਗੁਰੂ ਅਮਰਦਾਸ ਜੀ ਨੇ ਕਿਹਾ ਤੁਸੀਂ ਤਾਂ ਹੁਕਮੀ ਬੰਦੇ ਹੋ ਤੁਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਅਨਨ ਸਿੱਖ ਅਨੰਦਰ ਦਰ ਤੇ ਜਿਹਨੂੰ ਹੋਰ ਕਿਸੇ ਵੱਲ ਖੱਬੇ ਸੱਜੇ ਚਾਹਤ ਨਹੀਂ ਤੁਹਾਨੂੰ ਪਤਾ ਨਹੀਂ ਬਾਹਰ ਕੀ ਲਿਖਿਆ ਕਹਿਣ ਲੱਗੇ ਸਿੱਖ ਹੋਵੇ ਤੇ ਗੁਰੂ ਦਾ ਹੁਕਮ ਨਾ ਮੰਨੇ ਮੈਂ ਤਾਂ ਦਰਵਾਜ਼ਾ ਖੋਲੀ ਹੀ ਨਹੀਂ ਮੈਂ ਸਨ ਲਾ ਕੇ ਆਇਆ ਮਹਾਰਾਜ ਬਾਹਰ ਆਏ ਜਿਹੜੇ ਸ਼ਬਦ ਕਹੋ ਸੁਣ ਵਾਲੇ ਆ ਮੈਂ ਪਿਛਲੇ ਸਾਲਾਂ 'ਚ ਵੀ ਕਿਹਾ ਸੀ ਸੰਗਤ ਵਿੱਚੋਂ ਆਵਾਜ਼ ਆਈ ਧੰਨ ਭਾਈ ਬੁੱਢਾ ਜਿਨਨੇ ਗੁਰੂ ਲੱਦਾ ਧੰਨ ਭਾਈ ਬੁੱਢਾ ਜਿਨਨੇ ਗੁਰੂ ਲੱਦਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਮੋਢੇ ਤੇ ਹੱਥ ਰੱਖ ਕੇ ਥਾਪੜਾ ਦੇ ਕੇ ਕਿਹਾ ਸੰਗਤ ਜੀ ਬਾਬਾ ਬੁੱਢਾ ਸਾਹਿਬ ਤੋਂ ਅੱਗੇ ਹੁਕਮ ਮੰਨਣ ਵਾਲਾ ਕੋਈ ਨਹੀਂ ਲੱਭਣਾ ਸਿੱਖੀ ਸ਼ਬਦ ਵਰਤ ਰਿਹਾ ਚਲੋ ਇਹ ਉਸ ਵਕਤ ਕਹੇ ਇਹ ਸਿੱਖੀ ਕੋ ਬੋਇਤ ਭਾਰਾ ਇਹ ਸਿੱਖੀ ਦਾ ਜਹਾਜ਼ ਹੈ ਬਾਬਾ ਬੁੱਢਾ ਜੀ ਭਵਜਲ ਤੇ ਕਰ ਹੈ ਨਿਸਤਾਰਾ ਸਿੱਖੀ ਅਬਦ ਨਾ ਇਸਤੇ ਪਰੈ ਇਹਦੇ ਤੋਂ ਅੱਗੇ ਕੋਈ ਸੀਮਾ ਨਹੀਂ ਸਿੱਖੀ ਦੀ ਖਤ ਹੈ ਬਾਬਾ ਬੁੱਢਾ ਜੀ ਨਾਮ ਲੈਤ ਨਾਮ ਲੈਤ ਗਨ ਬਿਗਨ ਸੋਹਰੈ ਜਿਹੜਾ ਤਨ ਬਾਬਾ ਬੁੱਢਾ ਸਾਹਿਬ ਕਹੇਗਾ ਉਹਦੇ ਪਾਪ ਸੜ ਜਾਇਆ ਕਰਨਗੇ ਸਮਝਤਾਨੋਂ ਦਾ ਆਪਾਂ ਕਈ ਸਾਲਾਂ ਦੇ ਬਾਬਾ ਜੀ ਦੀ ਯਾਦ ਇੱਥੇ ਮਨਾ ਰਹੇ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਇੱਕ ਹੁੰਦਾ ਮੰਨ ਲੈਣਾ ਬੰਦਾ ਮਜਬੂਰੀ ਚ ਮੰਨਦਾ ਮਜਬੂਰੀ ਚ ਨਹੀਂ मन की अवस्था है जिमें करे जिथे रखे बस मन की जाए दे, दे। जिन्हों गुरु जी ने कहा जैसी आग्ञा कीनी ठाकुर तिसते मुख नहीं मोरियो मन्ने की गत कही ना जाए जैसी आग्ञा कीनी ठाकुर तिसते मुख नहीं मोरियो सहज आनंद रखियो ग्रह पीतर उठ उहू को दौरियो आग्ञा में भूख सोई कर सूखा सोग हरख नहीं जान्यो ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ ਇਹ ਹੈ ਮੰਨੇ ਵਾਲੀ ਅਵਸਥਾ ਜੋ ਹੁਕਮ ਕੀਤਾ ਸਤ ਬਚਨ ਇੱਥੇ ਥੋੜੀ ਜਿਹੀ ਇੱਕ ਸ਼ਬਦ ਕਹਿ ਕੇ ਹੋਰ ਕਿ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆ ਕਹਿੰਦੇ ਆ ਕਿ ਕਈ ਵਾਰੀ ਬੰਦੇ ਮੰਨਣ ਲਈ ਤਿਆਰ ਹੋ ਜਾਂਦੇ ਆ ਪਰ ਖੌਮੇ ਜਦੋਂ ਉਛਾਲੇ ਮਾਰਦੀ ਏ ਸੱਚ ਇਹ ਵੇ ਕਿ ਕਈ ਵਾਰੀ ਮਾਲਕ ਦੀ ਬਰਾਬਰੀ ਕਰਨ ਲੱਗ ਪੈਂਦੇ ਆ ਜਿਹੜਾ ਬਰਾਬਰੀ ਕਰਨ ਲੱਗ ਪਵੇ ਉਹ ਸੁਰਖਰੂ ਨਹੀਂ ਜਿਹੜਾ ਸਤ ਬਚਨ ਕਰੀ ਜਾ ਉਹਦੀ ਥੋੜੀ ਕਮਾਈ ਨੂੰ ਵੀ ਭਾਗ ਯਾਦਾ ਲੱਗਦਾ ਆਸਾਂ ਕੀ ਵਾਰ ਵਿੱਚ ਬਚਨ ਹੈ ਗੁਰਦੇਵ ਜੀ ਦਾ ਅਸੀਂ ਪੜ੍ਹਨੇ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ ਦਾ ਵੀ ਇਹ ਤੇ ਹੰਕਾਰ ਕਰਕੇ ਗੁਰੂ ਨਾਲ ਵਾਦ-ਵਾਦ ਕਰਦਾ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਮਹਾਰਾਜ ਕਹਿੰਦੇ ਨੇ ਉਹ ਆਨੰਦ ਨਹੀਂ ਲੈ ਸਕਦਾ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਇਸ ਤਰ੍ਹਾਂ ਨਾ ਬਚਨੇ ਜੀ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਮਹਾਰਾਜ ਕਹਿੰਦੇ ਨੇ ਕਿ ਅਸਲ 'ਚ ਆਪਣਾ ਆਪ ਗਵਾਹ ਦੇ ਮਿਟਾ ਦੇ ਨਾਨਕ ਜਿਸ ਨੂੰ ਲੱਗਾ ਜਿਸ ਪਰਮਾਤਮਾ ਗੁਰੂ ਨਾਲ ਲੱਗਾ ਕੇ ਉਹ ਸਦੀਵ ਕਾਲ ਲਈ ਭੇਦ ਹੋ ਜਾਏਗਾ ਅਸਲ 'ਚ ਲੱਗਾ ਉਹ ਹੀ ਪਰਵਾਨ ਹੈ ਪਰ ਦੂਜੇ ਪਾਸੇ ਵੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਭੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ ਜੇ ਖਸਮ ਦੇ ਭਾਏ ਚ ਚੱਲੇ ਉਹਦੀ ਰਜ਼ਾ ਚ ਚੱਲੇ ਤੇ ਮਹਾਰਾਜ ਕਹਿੰਦੇ ਆ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਜਿਹੜਾ ਵਜ਼ੀਫਾ ਜਿਹੜਾ ਰੋਜ਼ੀਨਾ ਜਾਂ ਜਿਹੜੀ ਉਹਨੂੰ ਰੋਜ਼ ਕਮਾਈ ਮਿਲਣੀ ਹੈ ਦੁਨਿਆਵੀ ਤੌਰ ਤੇ ਮਾਲਕ ਖਸਮ ਹੋ ਕੇ ਉਹਦੀ ਮਿਹਨਤ ਨਾਲੋਂ ਮਜ਼ਦੂਰੀ ਨਾਲੋਂ ਕਈ ਗੁਣਾ ਵੱਧ ਦੇ ਦਿੰਦਾ ਤੇ ਜਿਹੜਾ ਖਸਮ ਦੀ ਬਰਾਬਰੀ ਕਰੇ ਉਹ ਮਜ਼ਦੂਰੀ ਵੀ ਗਵਾ ਜਾਂਦਾ ਹੈ ਅੱਜ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਬਚਨ ਆਇਆ ਮੰਨਣ ਦਾ ਮੈਂ ਇਸ ਕਰਕੇ ਥੋੜੀ ਜੀ ਭੂਮਿਕਾ 'ਚ ਆਰੰਭ ਅਰਜ਼ ਕਰ ਦਿੱਤੀ ਬਾਹਰ ਮੁਖੀ ਮੰਨਣਾ ਧੁਰ ਅੰਦਰ ਤੋਂ ਮੰਨ ਲੈਣਾ ਇਹ ਅੱਜ ਜਿਹੜੇ ਬਚਨ ਨੇ ਪਹਿਲਾ ਬਚਨ ਹੈ ਇਹ ਦੋ ਵਾਰੀ ਸ਼ਬਦ ਆਇਆ ਜੀ ਮੰਨੇ ਇਸ ਵਿੱਚ ਪਹਿਲੀ ਪੌੜੀ 'ਚ ਮੰਨੇ ਕੀ ਗਤ ਕਹੀ ਨਾ ਜਾਏ ਇੱਥੇ ਲਾਣ ਲੱਗੀ ਹੈ ਮੰਨੇ ਕੀ ਗਤ ਇਹਦਾ ਅਰਥ ਜਿਸ ਨੇ ਮੰਨ ਲਿਆ ਹੈ ਅੱਗੇ ਹੋਵੇ ਕਿਆ ਇਹ ਚ ਹੋਵੇ ਨਹੀਂ ਮੰਨੇ ਕੀ ਗਤ ਕਹੀ ਨਾ ਜਾਏ ਜਿਸ ਨੇ ਤੁਰ ਅੰਦਰ ਤੋਂ ਯਕੀਨ ਕਰ ਲਿਆ ਫਿਰ ਯਕੀਨ ਸ਼ਬਦ ਵੀ ਨਿੱਕਾ ਜਿਹਾ ਪੈ ਜਾਂਦਾ ਹੈ ਜਿਸ ਦੇ ਧੁਰ ਅੰਦਰ ਇਹਦਾ ਅੰਤਰ ਆਤਮਾ ਸ਼ਬਦ ਵਿੱਚ ਪਤੀਜ ਗਿਆ ਹੈ ਨਾਮ ਚ ਭਿੱਜ ਗਿਆ ਹੈ ਮੈਂ ਫਿਰ ਅਰਜ਼ ਕਰਾਂ ਇਹ ਨਹੀਂ ਕਈ ਵਾਰੀ ਅਸੀਂ ਕਹਿੰਦੇ ਅਸੀਂ ਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੇ ਤੇ ਅੰਦਰ ਐ ਸੁੱਕਾ ਹੁੰਦਾ ਜਿਵੇਂ ਲੱਕੜ ਨੂੰ ਘੁਣ ਲੱਗੀ ਇਸ ਤਰੀ ਹੈ ਨਾ ਜੀ ਇਹ ਅਸਲ ਚ ਮੰਨੇ ਕੀ ਗਤ ਜਿਸ ਨੇ ਧੁਰ ਅੰਦਰ ਤੋਂ ਮੰਨ ਲਿਆ ਜਿਹਦਾ ਅੰਦਰ ਭਿੱਜ ਗਿਆ ਜਿਹੜਾ ਨਾਮ ਚ ਰੰਗੀਚ ਗਿਆ ਜਿਹਦੇ ਅੰਦਰ ਵਿਗਾਸ ਪੈਦਾ ਹੋ ਗਿਆ ਨਾਨਕ ਭਗਤਾਂ ਸਦਾ ਵਿਗਾਸ ਉਹ ਪਿਛਲੀ ਪੌੜੀ ਨਾਲ ਲੈ ਕੇ ਚੱਲਾਂਗੇ ਮੰਨੇ ਕੀ ਗਤ ਗਤ ਦਾ ਅਰਥ ਹੈ ਅਵਸਥਾ ਗਤ ਦਾ ਅਰਥ ਹੈ ਹਾਲਤ ਜਿਸ ਨੇ ਨਾਮ ਵਿੱਚ ਆਪਣੇ ਆਪ ਨੂੰ ਡੋਬ ਲਿਆ ਮੰਨ ਲਿਆ ਉਹਦੀ ਆਤਮਿਕ ਅਵਸਥਾ ਨੂੰ ਕੋਈ ਵਿਦਵਾਨ ਕੋਈ ਕਥਾਵਾਚਕ ਕੋਈ ਵੀ ਦੁਨੀਆ ਦਾ ਬੰਦਾ ਜਿਹੜਾ ਨਾਮ 'ਚ ਭਿੱਜਾ ਹੋਇਆ ਮਹਾਂਪੁਰਖ ਉਹਦੀ ਅਵਸਥਾ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ ਮੈਂ ਬੇਨਤੀ ਕਰਾਂ ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਕੌਣ ਕਹੂਗਾ ਜੀ ਉਹਨੂੰ ਮੰਨੇ ਕੀ ਗਤ ਕਹੀ ਨਾ ਜਾਏ ਉਸ ਅਵਸਥਾ ਨੂੰ ਕੋਈ ਨਹੀਂ ਕਹਿ ਸਕਦਾ ਮੈਂ ਫਿਰ ਬੇਨਤੀ ਕਰਾਂ ਇੱਥੇ ਕਹੀ ਨਾ ਜਾਏ ਕੋਈ ਮੰਨ ਲਓ ਕਥਾ ਕਰਕੇ ਕਹੇ ਮਹਾਂਪੁਰਖ ਦਾ ਜੀਵਨ ਦੱਸਣ ਲੱਗੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਜੇਕਰ ਕੋਈ ਯਤਨ ਕਰੇ ਕਹਿਣ ਦਾ ਕਹੇ ਦਰ ਤੇ ਬੋਲਣ ਦਾ ਯਤਨ ਕਰੇ ਤੇ ਫਿਰ ਕੀ ਹੋਵੇਗਾ ਪਿੱਛੇ ਛੱਛੇ ਤੇ ਦੁਲਾਵਾ ਪਿੱਛੇ ਪਛਤਾਏ ਪਛਤਾਏ ਨਹੀਂ ਛੱਛੇ ਤੱਲੇ ਔਂਕੜ ਹੈ ਜੇ ਕੋ ਕਹੇ ਪਿੱਛੇ ਪਛਤਾਏ ਉਸ ਬੰਦੇ ਨੂੰ ਬਾਅਦ ਵਿੱਚ ਪਛਤਾਣਾ ਪੈਂਦਾ ਕਿ ਮੈਂ ਕਾਦੀ ਖੌਮੇ ਦੀ ਡੀਂਗ ਮਾਰ ਕੇ ਆ ਗਿਆ ਤੇ ਸੱਚ ਇਹ ਜੇ ਕਿ ਅੱਜ ਜੰਨੋ ਵੀ ਮਹਾਪੁਰਖਾਂ ਦੀ ਕਿਸੇ ਵੀ ਮਹਾਪੁਰਖ ਦਾ ਜੀਵਨ ਹੈ ਨਾ ਸਿੱਖਾਂ ਵਿੱਚ ਇਹ ਨਹੀਂ ਕਿ ਕੋਈ ਹੋਏ ਨਹੀਂ ਮੈਂ ਇਸ ਦਿਨ ਕਿਹਾ ਪਹਿਲਾਂ ਵੀ ਸਨ ਅੱਜ ਵੀ ਖੈਣ ਤੇ ਜਿੰਨੀ ਦੇਰ ਤੱਕ ਇਹ ਧਰਤੀ ਰਹੇਗੀ ਜਪਣ ਵਾਲਾ ਜ਼ਰੂਰ ਰਹੇਗਾ ਕਿਉਂਕਿ ਜਪਣ ਵਾਲੇ ਤੋਂ ਬਿਨਾ ਧਰਤੀ ਟਿਕ ਹੀ ਨਹੀਂ ਸਕਦੀ ਇਹ ਸਚਾਈ ਹੈ ਪਰ ਮੈਂ ਜਿਹੋ ਜੀ ਚੀਜ਼ ਅੰਦਰੋਂ ਭਾਵ ਲੈ ਗਿਆ ਉਹ ਕੁਝ ਮਿਲਣਾ ਜੈਸੀ ਮਨਸਾ तैसी दशा ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਮਹਾਰਾਜ ਕਹਿੰਦੇ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕੈ ਭਾਣੇ ਸਭ ਰੋਗੀ ਤੇ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਕਿ ਜੇ ਭਾਵਨਾ ਸਹਿ ਤੁਰਾਂਗੇ ਜੇ ਆਪਣੇ ਅੰਦਰ ਭਾਵਨਾ ਹੈ ਸ਼ਰਧਾ ਹੈ ਮੰਨਣ ਲਈ ਤਿਆਰ ਹਾਂ ਸੱਚ ਏਵੇ ਜਹਾਂ ਚਾਹ ਹੈ ਵਹਾਂ ਰਾਹ ਹੈ ਜਾਂ ਰਾਹ ਵਹਾਂ ਦਰਗਾਹ ਹੈ ਇਹ ਚਾਰ ਸ਼ਬਦ ਨੇ ਚਾਹ ਰਾਹ ਤੇ ਦਰਗਾਹ ਜੇ ਕੋ ਜੇ ਮੇਰੇ ਅੰਦਰ ਤੇ ਫੁਰਨੇ ਨੇ ਲੋਕ ਉਸੇ ਮਿਲਣਗੇ ਭਾਈ ਸਾਹਿਬ ਕਹਿੰਦੇ ਆ ਅਮਲੀ ਨੂੰ ਤੁਸੀਂ ਭਾਵੇਂ ਸੱਤ ਸਮੁੰਦਰ ਪਾਰ ਛੱਲੋ ਉੱਥੇ ਅਮਲ ਖਾਣ ਵਾਲਾ ਕੈਨੇਡਾ ਛੱਡ ਦਿਓ ਸਰੀ ਛੱਡ ਦਿਓ ਤੁਸੀਂ 50 ਸਾਲਾਂ ਦੇ ਰਹਿੰਦੇ ਹੋ ਤੁਹਾਨੂੰ ਕੋਈ ਨਹੀਂ ਪਤਾ ਉਹਨੇ ਦੂਜੇ ਦਿਨ ਲੱਭ ਕੇ ਦੱਸ ਦੇਣਾ ਇੱਥੇ ਕਿੰਨੇ ਕੋ ਅਮਲੀ ਨੇ ਕਿਉਂਕਿ ਅਮਲੀ ਨੂੰ ਅਮਲੀ ਦਾ ਪਤਾ ਹੈ ਕਾਮੀ ਨੂੰ ਕਾਮਣੀ ਦਾ ਪਤਾ ਹੈ ਲੋਭੀ ਨੂੰ ਲਾਲਚ ਦਾ ਪਤਾ ਹੈ ਤੇ ਬੰਦਗੀ ਕਰਨ ਵਾਲੇ ਨੂੰ ਰੱਬ ਫਿਰ ਮੇਲ ਹੋ ਜੇ ਮਿਲਾ ਦਿੰਦਾ ਜਿੱਥੇ ਜਾਂਦਾ ਕੋਈ ਨਾ ਕੋਈ ਉਹਨੂੰ ਮਿਲ ਜਾਂਦਾ ਇਹ ਗੱਲ ਵੱਖਰੀ ਕਿਸੇ ਅਨਮਤ ਦੂਜੇ ਧਰਮ ਚੋਂ ਮਿਲ ਜੇ ਮਿਲੇਗਾ ਉਹਨੂੰ ਜ਼ਰੂਰ ਇੱਥੇ ਗੁਰੂ ਜੀ ਕਹਿੰਦੇ ਨੇ ਜਿੰਨੇ ਸਾਡੇ ਚ ਮਹਾਂਪੁਰੂ ਗੁਰਸਿੱਖ ਹੋਏ ਆ ਇਵਨ ਕਿ ਬਾਬਾ ਨਾਨਕ ਸਿੰਘ ਜੀ ਦੇ ਜੀਵਨ ਵਿੱਚ ਵੀ ਇਹ ਘਟਨਾ ਹੈ ਕਿ ਜਦੋਂ ਕਿਹਾ ਸੀ ਵੀ ਅਸੀਂ ਜੀਵਨੀ ਲਿਖਣੀ ਭਾਵੇਂ ਲਿਖੀ ਬਾਅਦ ਵਿੱਚ ਤੇ ਉਹਨਾਂ ਇੱਕੋ ਗੱਲ ਕਹੀ ਸੀ ਇਹ ਜੀਵਨ ਨਹੀਂ ਲਿਖਿਆ ਜਾ ਸਕਦਾ ਤੁਸੀਂ ਬਾਹਰੋਂ ਕੱਪੜੇ ਲਿਖ ਲੋਗੇ ਸਿੰਘਾਸਨ ਜੋ ਆਸਨ ਲਾਣੇ ਆ ਉਹ ਲਿਖ ਲੋਗੇ ਮਿਲਦੇ ਲੋਕਾਂ ਦੀ ਵਾਰਤਾਲਾਪ ਲਿਖੋਗੇ ਤੇ ਜਿਹੜਾ ਮਹਾਪੁਰਖ ਅੰਦਰੋਂ ਸੰਘਰਸ਼ ਕਰਕੇ ਪਿਆਰੇ ਦੇ ਚਰਨ ਘੁੱਟ ਕੇ ਪਕੜਦਾ ਹੈ ਕਿਹੜਾ ਲਖਾਰੀ ਜੰਮਿਆ ਏਡੀ ਉੱਚੀ ਸੁਰਤ ਲੈ ਕੇ ਉਹਨੂੰ ਲਿਖ ਸਕੇ ਮੈਂ ਫਿਰ ਬੇਨਤੀ ਕਰਾਂਗਾ ਇਸ ਨੂੰ ਚਲੋ ਮੈਨੂੰ ਪਤਾ ਹੈ ਸਿੱਖ ਸਾਧੂ ਦਾ ਨਾਂ ਲਿਆ ਅਸੀਂ ਸੁਣਨਾ ਕੋਈ ਨਹੀਂ ਤੇ ਜੇ ਮੈਂ ਮੁਸਲਮਾਨ ਕਹਿ ਦਿਆਂ ਸਾਰੇ ਧਿਆਨ ਨਾਲ ਸੁਣ ਲੈਣਾ ਸਾਡੀ ਪ੍ਰੋਬਲਮ ਹੈ ਕਿਉਂਕਿ ਅਸੀਂ ਭਾਂਡੇ ਨੱਕ ਦਿੱਤਾ ਹੈ ਤੇ ਵੈਗਰੂ ਪਤਾ ਨਹੀਂ ਇਹ ਪਾਪ ਦਾ ਕੀ ਬਣੇਗਾ ਸਾਡੇ ਨਾਲ ਸਾਡੇ ਜਿੰਨੇ ਮਹਾਂਪੁਰਖ ਹੋਏ ਉਹਨਾਂ ਨੇ ਆਪਣੇ ਆਪ ਨੂੰ ਬੜੀ ਨਿਮਰਤਾ 'ਚ ਰੱਖਿਆ ਇੱਥੋਂ ਤੱਕ ਕਿ ਉਹ ਅਸਲ 'ਚ ਰੋਈ ਬਿਆਬਾਨ 'ਚ ਰਹਿੰਦੇ ਹੁੰਦੇ ਸਨ ਬਾਬਾ ਜੀ ਕਿਵੇਂ ਇੱਕ ਥਾਂ ਤੇ ਮੈਂ ਪੜਿਆ ਉਹਨਾਂ ਬਾਰੇ ਤੇ ਮੈਂ ਹਰ ਇੱਕ ਸੰਪਰਦਾ 'ਚ ਚਲੋ ਸੰਪਰਦਾਵਾਂ ਬਾਅਦ ਸੀ ਮੇਰੀ ਤੇ ਇੱਕੋ ਇੱਛਾ ਹੈ ਵੀ ਜਿਹੜਾ ਵੀ ਜਿੱਥੇ ਵੀ ਜਿਵੇਂ ਜੁੜਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਦੀਵਾਰ ਨੂੰ ਤੋੜ ਕੇ ਗੁਣਾ ਦੀ ਸਾਂਝ ਕਰੀਏ ਉਹ ਬੈਠੇ ਸਨ ਤੇ ਕਿਸੇ ਸਾਡੇ ਵਰਗੇ ਨੇ ਕਹਿ ਦਿੱਤਾ ਬੋਲਣ ਵਾਲੇ ਨੇ ਕਹਿੰਦਾ ਇਹ ਤਾਂ ਝਾੜੀਆਂ 'ਚ ਹੀ ਸਿਰ ਦੇਈ ਰੱਖਦਾ ਨਿੰਦਿਆ ਕੀਤੀ ਉਹਨਾਂ ਕਿਹਾ ਗੁਰਮਖਾ ਕੁੱਤੇ ਦੇ ਸਿਰ 'ਚ ਕੀੜੇ ਪੈ ਜਾਂਦੇ ਤੇ ਝਾੜੀਆਂ 'ਚ ਲੁਕਣ ਲੱਗ ਪੈਂਦਾ ਹੈ ਹਉਮੈ ਦਾ ਕੀੜਾ ਪੈ ਗਿਆ ਬਸ ਲੁੱਕ ਨਹੀਂ ਫਿਰਨਾ ਅਗਲੇ ਦੀਆਂ ਪੁੱਬਾਂ ਨਿਕਲ ਗਈਆਂ ਉਹਨਾਂ ਨੇ ਜ਼ਬਾਨ 'ਚ ਐਵੇਂ ਨਹੀਂ ਕਿਹਾ ਮੈਂ ਆਪ ਨੂੰ ਬੇਨਤੀ ਕਰਾਂਗਾ ਪਹਿਲਾਂ ਵੀ ਸਿਓ ਸਾਡੇ ਅਸੀਂ ਪੋਲੀਟੀਕਲ ਹਿਸਟਰੀ ਸਾਡੇ ਕੋਲ ਹੈ ਪੋਲੀਟੀਕਲ ਹਿਸਟਰੀ ਵਿੱਚ ਵੀ ਬੜੀਆਂ ਰੂਹਾਂ ਜਪਣ ਵਾਲੀਆਂ ਹੋਈਆਂ ਨੇ ਪਰ ਖੋਇਆ ਕਿ ਅਸੀਂ ਪੋਲੀਟੀਕਲ ਹਿਸਟਰੀ ਜਾਂ ਰਾਜਨੀਤਿਕ ਤੱਥ ਇੰਨਾ ਕੁ ਉਜਾਗਰ ਕੀਤਾ ਸਪਿਰਚੁਅਲ ਨੂੰ ਅੱਖਾਂ ਤੋਂ ਦੂਰ ਕਰ ਦਿੱਤਾ ਹਾਲਾਂ ਗੁਰੂ ਘਰ ਵਿੱਚ ਉਹਨੇ ਭਾਈ ਸਾਹਿਬ ਮੀਰੀ ਤੇ ਪੀਰੀ ਰਾਜ ਤੇ ਜੋਗ ਸੰਤ ਤੇ ਸਪਾਈ ਭਗਤੀ ਤੇ ਸ਼ਕਤੀ ਮਿੱਠਾ ਤੇ ਖੰਡਾ ਸਾਰੀਆਂ ਚੀਜ਼ਾਂ ਇਕੱਠੀਆਂ ਨੇ ਪਰ ਸਾਡੇ 'ਚ ਪ੍ਰੋਬਲਮ ਹੈ ਜਾਂ ਇਹ ਕਹਿ ਲਵਾਂ ਕਿ ਗੁਰਮੁਖ ਪਿਆਰੇ ਬਹੁਤ ਘੱਟ ਜਿਹੜੇ ਆਪਣੇ ਅੰਦਰ ਦੇ ਤਜਰਬੇ ਖੁਦ ਲੈ ਕੇ ਗਏ ਬਹੁਤ ਘੱਟ ਬਹੁਤ ਘੱਟ ਮਿਲਦੇ ਆ ਸਾਨੂੰ ਲਿਖਤ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਮਿਲਣਗੇ ਭਾਈ ਵੀਰ ਸਿੰਘ ਜੀ ਮਿਲਣਗੇ ਰਗਵੀਰ ਸਿੰਘ ਜੀ ਵੀਰ ਮਿਲਣਗੇ ਬਾਬਾ ਸੰਗਤ ਸਿੰਘ ਕਮਾਲੀਏ ਵਾਲਿਆਂ ਦੇ ਕੁਝ ਬਚਨ ਮਿਲਣਗੇ ਕੁਝ ਉਦਾਸੀ ਸੰਪਰਦਾਵਾਂ ਵਿੱਚੋਂ ਮਿਲਦੇ ਆ ਪਰ ਬਹੁ ਗਿਣਤੀ 'ਚ ਉਹਨਾਂ ਨੇ ਲਿਖਿਆ ਨਹੀਂ ਇਸ ਦਾ ਕਾਰਨ ਵੀ ਹੈ ਕਿ ਜੋ ਗੁਰੂ ਨੇ ਲਿਖ ਦਿੱਤਾ ਬਸ ਉਹਨੂੰ ਹੀ ਮੱਥਾ ਟੇਕੀ ਗਏ ਉਹਨੂੰ ਸੱਚ ਸੱਚੀ ਹੁਣ ਜਿਨਨੇ ਮੰਨ ਲਿਆ ਹੈ ਮੈਂ ਕੀ ਲਿਖ ਲਾਂਗਾ ਜੀ ਹੁਣ ਜਿੰਨੇ ਕੋ ਮੈਂ ਮਹਾਪੁਰਖਾਂ ਦੇ ਜੀਵਨ ਪੜਨ ਦਾ ਯਤਨ ਕੀਤਾ ਹੈ ਗੁਰਮੁਖ ਰੂਹਾਂ ਦੇ ਬਾਹਰ ਮੁਖੀ ਜੀ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਆ ਇਹਨੇ ਦੇ ਲੰਗਰ ਚੱਲਿਆ ਇਸ ਤਰ੍ਹਾਂ ਇੰਨੀਆਂ ਗੱਡੀਆਂ ਪਿੱਛੇ ਗਈਆਂ ਜਲੂਸ ਇੰਨਾ ਗਿਆ ਇੰਨੇ ਲੋਕ ਹੋ ਗਏ ਇੰਨਾ ਰਾਤ ਨੂੰ ਇਕੱਠਾ ਹੋ ਗਿਆ ਪਰ ਜਿਹੜੀਆਂ ਅੰਦਰ ਦੀਆਂ ਕੁੰਡੀਆਂ ਨੇ ਖਿੰਡੇ ਮਨ ਕਿਵੇਂ ਟਿਕੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਇਹ ਕਣੀ ਉਹ ਨਹੀਂ ਮਿਲੇਗਾ ਗੁਰੂ ਸਾਹਿਬ ਕਹਿੰਦੇ ਆ ਜਿਹਨੇ ਮੰਨ ਲਿਆ ਤੂੰ ਕੀ ਬੋਲੇਗਾ ਉਹਦੇ ਬਾਰੇ ਜੇ ਪਰਮਾਤਮਾ ਬਾਰੇ ਕੁਝ ਨਹੀਂ ਬੋਲਿਆ ਜਾਂਦਾ ਉਹ ਅਕਥਨੀਆ ਹੈ ਅਸੀਂ ਪਿੱਛੇ ਪੜ ਕੇ ਆਇਆ ਜੇ ਕੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਅਸੀਂ ਪੜ ਕੇ ਆਇਆ ਕਥਨਾ ਕਥੀ ਨਾ ਆਵੇ ਤੋਟ ਅਗਰ ਪਰਮਾਤਮਾ ਅਕਥਨੀਆ ਹੈ ਗੁਰੂ ਅਕਥਨੀਆ ਹੈ ਤੇ ਸੱਚ ਇਹ ਵੇ ਜਿਹੜਾ ਅੰਤਰ ਆਤਮੇ ਗੁਰੂ ਚ ਅਪੇਧ ਹੋ ਗਿਆ ਉਹ ਵੀ ਪਰਮਾਤਮਾ ਵਰਗਾ ਅਕਥਨੀਆਂ ਹੀ ਹੈ ਉਹਨੂੰ ਨਹੀਂ ਕਰ ਸਕਦੇ ਅਸੀਂ ਮੰਨੇ ਕੀ ਗਤ ਕਹੀ ਨਾ ਜਾਏ ਇੱਥੇ ਮੈਂ ਫਿਰ ਬੇਨਤੀ ਕਰਾਂ ਜਿਹੜਾ ਲਾਂ ਵਾਲਾ ਮੰਨੇ ਹੈ ਇਹਦਾ ਅਰਥ ਹੈ ਜਿਸ ਨੇ ਮੰਨ ਲਿਆ ਹੈ ਜਿਸ ਨੇ ਮੰਨ ਲਿਆ ਮੁਕੰਮਲ ਹੈ ਜਿਹੜਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਕੋਈ ਵੀ ਕਹੇਗਾ ਪਿੱਛੇ ਪਛਤਾਏ ਉਹਨੂੰ ਪਛਤਾਣਾ ਪਏਗਾ ਅੱਗੇ ਮਹਾਰਾਜ ਕਹਿੰਦੇ ਨੇ ਕਾਗਦ ਕਾਗਦ ਕਾਗਜ਼ ਕਲਮ ਨਾ ਲਿਖਣਹਾਰ ਨਾ ਕਾਗਜ਼ ਨਾ ਕੋਈ ਕਲਮ ਲਿਖਣ ਹਾਰ ਦਾ ਅਰਥ ਜੇ ਲਿਖਾਰੀ ਕਰ ਲਈ ਬੜਾ ਸੌਖਾ ਰਹੇਗਾ ਲਿਖਣ ਵਾਲਾ ਜਿਵੇਂ ਹਜ਼ੂਰ ਨੇ ਕਿਹਾ ਕਾਗਦ ਕਲਮ ਨਾਲ ਲਿਖਣ ਤੂੰ ਕਾਗਜ਼ ਲਿਆ ਕਲਮ ਲਿਆ ਸ਼ਾਹੀ ਲਿਆ ਜਿਹੜਾ ਮਰਜ਼ੀ ਲਿਖਾਰੀ ਲਿਆ ਜਿਸ ਦੇ ਧੁਰ ਅੰਦਰ ਜਿਨੇ ਮੰਨ ਲਿਆ ਉਹ ਉਹਦੇ ਬਾਰੇ ਕਿਸੇ ਕਾਗਜ਼ ਤੇ ਕਿਸੇ ਕਲਮ ਤੇ ਕੋਈ ਲਿਖਾਰੀ ਉਹਦੇ ਬਾਰੇ ਲਿਖ ਨਹੀਂ ਸਕਦਾ ਤੇ ਅਗਲਾ ਬਚਨ ਮੰਨੇ ਕਾ ਬਹਿ ਕਰਨ ਵਿਚਾਰ ਜਿਵੇਂ ਆਪ ਸੈਮੀਨਾਰ ਨਹੀਂ ਕਰਦੇ ਵੀ ਮੁੱਠ ਕੇ ਅੱਜ ਨਿੱਠ ਕੇ ਅੱਜ ਗੋਸ਼ਟੀ ਹੋਣੀ ਹੈ ਜੀ ਮਹਾਰਾਜ ਕਹਿੰਦੇ ਆ ਸਾਰੀ ਦੁਨੀਆ ਦੇ ਵਿਦਵਾਨ ਇਕੱਠੇ ਕਰ ਲੋ ਬਹਿ ਦਰਥ ਤੇ ਬਹਿ ਕੇ ਨਿੱਠ ਕੇ ਮੰਨੇ ਕਾ ਬਹਿ ਕਰਨ ਵਿਚਾਰ ਉਸ ਮੰਨਣ ਵਾਲੇ ਦੇ ਬਾਰੇ ਵਿਦਵਾਨ ਪੁਰਸ਼ ਸਿਆਣੇ ਪੁਰਸ਼ ਇੱਕ ਜਗ੍ਹਾ ਤੇ ਨਿੱਠ ਕੇ ਬੈਠ ਕੇ ਕਈ ਕਈ ਸਾਲ ਬੋਲੀ ਜਾਣ ਤੇ ਮਹਾਰਾਜ ਕਹਿੰਦੇ ਆ ਨਹੀਂ ਇੰਨੀਆਂ ਗੋਸ਼ਟੀਆਂ ਕਰਕੇ ਵੀ ਉਹਦੇ ਬਾਰੇ ਕੋਈ ਤਤ ਨਹੀਂ ਕੱਢਿਆ ਜਾ ਸਕਦਾ ਹੁਣ ਦੇਖੋ ਇਹ ਨਾਮ ਜਪਣ ਵਾਲੇ ਦੀ ਕਿੰਨੀ ਕੁ ਮਹਾਨਤਾ ਹੈ ਹੁਣ ਅਗਲੀ ਸਮੱਸਿਆ ਜਿਹੜੀ ਸਾਡੀ ਸੀ ਉਹ ਬਾਬਾ ਜੀ ਨੇ ਚਾਰ ਵਾਰੀ ਕਹੀ ਮੈਂ ਸਮੱਸਿਆ ਤਾਂ ਕਹਿਣ ਲੱਗਾ ਆਪਾਂ ਮੰਨਣਾ ਕੋਈ ਨਹੀਂ ਇਹ ਤਾਂ ਐਵੇਂ ਗੱਪ ਹੋ ਗਈ ਜੀ ਅੱਜ ਮੈਂ ਤੁਹਾਨੂੰ ਸੱਚ ਦੱਸਾਂ ਗੁਰਬਾਣੀ ਦੇ ਸਿਧਾਂਤ ਨੂੰ ਵਾਰਤਕ ਰੂਪ 'ਚ ਖੰਡਨ ਕੀਤਾ ਜਾ ਰਿਹਾ ਹੈ ਸ਼ਬਦਾਂ ਨੂੰ ਤਾਂ ਨਹੀਂ ਖੰਡਨ ਕਰਦੇ ਸਿੱਖ ਪੈ ਜਾਣਗੇ ਵਾਰਤਕ ਰੂਪ ਚ ਖੰਡਨ ਹੋ ਰਿਹਾ ਇਹ ਨਹੀਂ ਹੁੰਦਾ ਮਹਾਰਾਜ ਕਹਿੰਦੇ ਆ ਨਹੀਂ ਜਿਨੇ ਮੰਨ ਲਿਆ ਉਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਨਾ ਬੋਲ ਸਕਨੇ ਆ ਲਿਖ ਸਕਨੇ ਆ ਕੋਈ ਕਾਗਜ਼ ਨਹੀਂ ਕੋਈ ਕਲਮ ਨਹੀਂ ਲਿਖਣ ਵਾਲਾ ਨਹੀਂ ਹੁਣ ਗੁਰੂ ਸਾਹਿਬ ਜੀ ਅੱਗੇ ਫਿਰ ਸਾਨੂੰ ਕਹਿੰਦੇ ਆ ਕੀ ਕਹਿ ਰਹੇ ਆ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਕਹਿੰਦੇ ਨੇ ਐਸਾ ਹੈ ਨਾਮ ਪਰਮਾਤਮਾ ਦਾ ਨਿਰੰਜਨ ਦਾ ਅਰਥ ਅਸੀਂ ਉਸ ਦਿਨ ਵੀ ਕੀਤਾ ਸੀ ਪਿੱਛੇ ਆਇਆ ਸੀ ਇਹ ਬਚਨ ਗੁਰਮਖੋ ਨਿਰੰਜਨ ਅੰਜਨ ਦਾ ਅਰਥ ਤੇ ਸੁਰਮਾ ਸੁਰਮਾ ਕਾਲਖ ਦਾ ਲਖਾਇਕ ਹੈ ਉੰਜ ਵੈਸੇ ਅੰਜਨ ਗਿਆਨ ਦੇ ਰੂਪ ਵਿੱਚ ਵੀ ਆਇਆ ਤੇ ਜਦੋਂ ਨਿਰੰਜਨ ਆਇਆ ਉੱਥੇ ਅੰਜਨ ਮਾਇਆ ਦੇ ਰੂਪ ਚ ਗਿਆਨ ਅੰਜਨ ਗੁਰ ਦੀ ਹੈ ਤਾਂ ਵੀ ਕਾਲਾ ਹੀ ਨਾ ਪਰ ਉੱਥੇ ਅਸੀਂ ਅੰਜਨ ਦਾ ਅਰਥ ਕਾਲਖ ਨਹੀਂ ਕਰਨਾ ਉੱਥੇ ਪਰਦੇ ਕੱਟਣ ਵਾਲਾ ਅਗਿਆਨਤਾ ਕੱਟਣ ਵਾਲਾ ਉੱਥੇ ਦੂਜਾ ਪੱਖ ਹੈ ਉੱਥੇ ਅੰਜਨ ਦੀ ਤਸਵੀਰ ਹੈ ਇੱਥੇ ਅੰਜਨ ਦਾ ਰੰਗ ਹੈ ਫਿਰ ਬੇਨਤੀ ਫਰਕ ਫਰਕ ਹੈ ਨਾ ਜੀ ਉੱਥੇ ਤਸਵੀਰ ਹੈ ਉਹ ਪਰਦੇ ਦੂਰ ਕਰੇਗਾ ਐਸਾ ਨਾਮ ਪਰਮਾਤਮਾ ਦਾ ਨਾਮ ਐਸਾ ਹੈ ਨਿਰੰਜਨ ਜਿਹੜਾ ਕਾਲਕ ਤੋਂ ਰਹਤਾ ਹੈ ਐਸਾ ਨਾਮ ਨਿਰੰਜਨ ਹੋਏ ਹੁਣ ਅਗਲੀ ਗੱਲ ਗੁਰੂ ਜੀ ਕਹਿੰਦੇ ਆ ਕਿ ਇਸ ਪੌੜੀ ਮੇਰੀ ਨੂੰ ਸੁਣੋ ਇਸ ਬਚਨ ਨੂੰ ਗੁਰੂ ਜੀ ਕਹਿੰਦਾ ਸੁਣੋ ਪਰ ਜੇ ਕੋ ਮਨ ਇੱਥੇ ਮਨ ਦਾ ਅਰਥ ਮੰਨਣਾ ਮਨ ਦਾ ਅਰਥ ਸ਼ਰਧਾ ਸਹਿਤ ਸਵੀਕਾਰ ਕਰਨਾ ਕਹਿੰਦੇ ਨੇ ਤੁਸੀਂ ਇਹ ਗੱਲ ਸੁਣੋ ਨਾ ਤੁਸੀਂ ਸਵੇਰੇ ਇਹਦਾ ਤਜਰਬਾ ਸ਼ੁਰੂ ਕਰ ਦਿਓ ਜੇ ਤੁਹਾਡਾ ਅੰਦਰ ਮਨ ਵਿੱਚ ਭਿੱਜ ਜਾਏਗਾ ਨਾਮ ਵਿੱਚ ਪਤੀਜ ਜਾਏਗਾ ਪਰ ਅਗਲਾ ਨਾਲ ਕਿਹਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਥੋੜੀ ਆਵਾਜ਼ ਘਟ ਕਰਾਇਓ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਬੇਨਤੀ ਸੁਣੋ ਮਨ ਕੋਏ ਦੇਖੋ ਆਪ ਸਾਹਮਣੇ ਦੇਖ ਰਹੇ ਹੋ ਪਹਿਲਾ ਲੱਗਾ ਹੈ ਟਿੱਪੀ ਮਨ ਦੂਜਾ ਹੈ ਮਨ ਮਨ ਮੀਨਸ ਜਿਨੇ ਮਨ ਚ ਮੰਨ ਲਿਆ ਪਹਿਲਾ ਮੰਨਣਾ ਦੂਜਾ ਮਨ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਜੇਕਰ ਕੋਈ ਇਹਨੂੰ ਮੰਨ ਲੈ ਜੇ ਕਿਸੇ ਨੂੰ ਇਹ ਅਵਸਥਾ ਮਿਲ ਜਾਏ ਪਰ ਬਾਹਰ ਮੁਖੀ ਨਹੀਂ ਮਨ ਕੋਏ ਆਪਣੇ ਮਨ ਵਿੱਚ ਜਿਹੜਾ ਇਸ ਗੱਲ ਨੂੰ ਮੰਨ ਲਏਗਾ ਮਹਾਰਾਜ ਕਹਿੰਦੇ ਉਹਨੂੰ ਮੰਨੇ ਕੀ ਗੱਤ ਦੀ ਥੋੜੀ ਸਮਝ ਪਏਗੀ ਜੇਕਰ ਇਸ ਨੂੰ ਕੋਈ ਮੰਨ ਲੈ ਸ਼ਰਧਾ ਸਹਿਤ ਸਵੀਕਾਰ ਕਰ ਲੈ ਇਹਦੇ ਵਿੱਚ ਇਹਦਾ ਅੰਦਰ ਪਤੀਚ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਅਗਲੀ ਗੱਲ ਜੀ ਇੱਥੇ ਇੱਕ ਹੋਰ ਕੀਤੀ ਇੱਥੇ ਦਾਇਰਾ ਨਹੀਂ ਬਣਾਇਆ ਵੀ ਆ ਆ ਸੰਪਰਦਾ ਦੇ ਲੋਕ ਮੰਨਣ ਐਸ ਜਾਤ ਦੇ ਜੇ ਕੋ ਇੰਨੀ ਖੁੱਲੀ ਗੱਲ ਕਰ ਦਿੱਤੀ ਕੋਈ ਵੀ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਜੇ ਕੋਈ ਆਪਣੇ ਮਨ ਵਿੱਚ ਸ਼ਰਧਾ ਸਹਿਤ ਇਹਨੂੰ ਮੰਨ ਲੈ ਫਿਰ ਮੈਂ ਅਰਜ਼ ਕਰਾਂਗਾ ਪ੍ਰੈਕਟੀਕਲ ਅਭਿਆਸ ਜਿਹਨੂੰ ਮਿਲ ਜਾਏ ਅੱਗੇ ਗੁਰੂ ਜੀ ਫਿਰ ਸ਼ੁਰੂ ਕਰਦੇ ਆ ਇਹ ਸੀ ਜਿਨਨੇ ਮੰਨਿਆ ਹੁਣ ਜਿਨ੍ਹਾਂ ਨੇ ਜਿਹੜੇ ਮੰਨ ਮੰਨ ਲੈਣਗੇ ਫਿਰ ਸੁਣੋ ਇੱਕ ਹੈ ਮੰਜ਼ਲ ਤੇ ਪਹੁੰਚ ਚੁੱਕਾ ਹੈ ਦੂਜਾ ਚੱਲਣ ਲੱਗਾ ਹੈ ਤੇ ਚੱਲਣ ਵਾਲੇ ਨੂੰ ਕਹਿੰਦੇ ਨੇ ਆ ਕੁਝ ਹੋਵੇਗਾ ਜੇ ਮੰਨ ਲਏਗਾ ਤੇ ਪਹਿਲਾ ਸੀ ਮੰਨੇ ਕੀ ਗਤ ਕਹੀ ਨਾ ਜਾਏ ਹੁਣ ਦੂਸਰਾ ਬਚਨ ਹੈ ਦੂਜੀ ਪੌੜੀ 13ਵੀਂ ਮੰਨੈ ਦੁਲਾਮਾ ਆ ਗਈਆਂ ਸੁਰਤ ਹੋਵੇ ਇਹ ਫਿਊਚਰ ਜੇ ਹੋਇਆ ਨਹੀਂ ਉੱਥੇ ਹੋ ਚੁੱਕਾ ਹੈ ਮੰਨੇ ਕੀ ਗਤ ਕਹੀ ਨਾ ਜਾਏ ਮੰਨੈ ਸੁਰਤ ਹੋਵੇ ਮਨ ਬੁੱਧ ਜੇ ਇਹਨੂੰ ਕੋਈ ਮੰਨ ਲਏ ਫਿਰ ਬੇਨਤੀ ਸੁਣਿਓ ਲਾਸੀ ਮੰਨੇ ਕੀ ਗਤ ਕਹੀ ਨਾ ਜਾਏ ਜਿਸ ਨੇ ਮੰਨਨ ਕਰ ਲਿਆ ਹੁਣ ਜੇ ਕੋਈ ਕਰ ਲਏ ਤਾਂ ਫਿਰ ਬੇਨਤੀ ਮੰਨੇ ਜੇਕਰ ਕੋਈ ਮੰਨੇਗਾ ਸੁਰਤ ਹੋਵੇ ਮਨ ਬੁੱਧ ਇੱਕ ਸੁਰਤ ਦਾ ਅਰਥ ਉਹ ਚੇਤਨਾ ਹੈ ਜਿਹਨੂੰ ਅਸੀਂ ਕਹਿੰਦੇ ਸ਼ਬਦ ਗੁਰੂ ਸੁਰਤੁਮ ਚੇਲਾ ਇੱਕ ਸੁਰਤ ਦਾ ਅਰਥ ਹੈ ਸੋਝੀ ਸੇਵਾ ਸੁਰਤ ਨਾ ਜਾਣੀਆਂ ਹਾਂਜੀ ਇਹਦੇ ਅਰਥ ਜੇ ਇਹ ਟੀਕੇ ਨਾਲ ਕੀਤੇ ਜਾਣ ਮੰਨੈ ਸੁਰਤ ਹੋਵੇ ਮਨ ਬੁੱਧ ਉਹਨੂੰ ਤੁਰ ਅੰਤਰ ਆਤਮੇ ਮਨ ਤੋਂ ਬੁੱਧੀ ਤੋਂ ਇਸ ਗੱਲ ਕਰਕੇ ਸ੍ਰੇਸ਼ਟਤਾ ਮਿਲੇਗੀ ਸੱਚਮੁੱਚ ਉਹਦਾ ਮਨ ਬੁੱਧੀ ਚਮਕ ਉੱਠਣਗੇ ਜਿਹਨੂੰ ਮੰਨਣ ਦੀ ਸੋਝੀ ਹੋ ਜਾਏ ਫਿਰ ਬੇਨਤੀ ਹੈ ਮੰਨੈ ਸੁਰਤ ਸੋਝੀ ਹੋ ਜਾਏ ਮੰਨੈ ਸੁਰਤ ਹੋਵੇ ਮਨ ਬੁੱਧ ਫਿਰ ਅਰਜ ਕਰਾਂ ਹੋਵੇ ਇੱਥੇ ਦੇਲੀ ਦੀਪਕ ਦਾ ਕੰਮ ਕਰ ਰਿਹਾ ਸੁਰਤ ਹੋਵੇ ਹੋਵੇ ਮਨ ਬੁੱਧ ਜਿੰਨੂੰ ਸੋਝੀ ਆ ਜਾਏ ਮੰਨਣ ਦੀ ਉਹਦੀ ਮਨ ਤੇ ਬੁੱਧੀ ਉੰਜ ਵੈਸੇ ਇਹਦੇ ਅਰਥ ਸਰਮਖੰਡ 'ਚ ਪਹੁੰਚ ਕੇ ਆਪਾਂ ਕਰਾਂਗੇ ਡਿਟੇਲ ਨਾਲ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਉੰਜ ਮਨ ਕੀ ਹੈ ਇਹ ਦੋ ਸ਼ਬਦ ਨੇ ਮਨ ਅਤੇ ਬੁੱਧ ਬੁੱਧੀ ਕਹਿ ਲੋ ਮਨ ਸਿਰਫ ਇੱਕ ਫੁਰਨਾ ਪੈਦਾ ਕਰਦਾ ਹੈ ਥਾਟ ਪੈਦਾ ਕਰਦਾ ਹੈ ਅਦ੍ਰਿਸ਼ਟਕ ਹੈ ਤੇ ਜਿਹੜੀ ਬੁੱਧੀ ਹੈ ਉਹਦੇ ਉੱਤੇ ਨਿਗਰਾਨੀ ਰੱਖਦੀ ਹੈ ਫਿਰ ਬੇਨਤੀ ਮੈਂ ਇੱਕ ਦਿਨ ਕਿਹਾ ਸੀ ਜਿਸ ਬੰਦੇ ਦਾ ਮਨ ਮੈਲਾ ਹੋ ਜਾਂਦਾ ਜੀ ਐਵੇਂ ਡਿੰਗਾ ਬੰਦਾ ਕੋਈ ਮਾਰੇ ਪਰ ਬੁੱਧੀ ਨਿਰਮਲ ਹੈ ਉਹ ਮੈਲੇ ਮਨ ਦੇ ਫੁਰਨੇ ਨੂੰ ਬੁੱਧੀ ਕਰਮ ਬਣ ਨਹੀਂ ਦਿੰਦੀ ਜਿਸ ਬੰਦੇ ਦਾ ਮਨ ਵੀ ਮੈਲਾ ਹੋ ਜਾਏ ਤੇ ਬੁੱਧੀ ਵੀ ਮੈਲਾ ਹੋ ਜਾਏ ਉਹ ਬੰਦਾ ਕਰਮ ਮੈਲੇ ਤੋਂ ਬਚ ਹੀ ਨਹੀਂ ਸਕਦਾ ਇਹ ਬੁੱਧੀ ਨਿਗਰਾਨੀ ਕਰਦੀ ਉੱਤੇ ਨਿਰੀਖਣ ਕਰਦੀ ਕਦੀ ਆਪ ਜੀ ਨੇ ਦੇਖਿਆ ਕਈ ਵਾਰੀ ਫੁਰਨਾ ਉੱਠਦਾ ਵੀ ਮਨਾ ਆ ਕੰਮ ਕਰਨਾ ਕਿਸੇ ਪ੍ਰਤੀ ਪਹਿਲਾਂ ਤਿਆਰੀ ਹੁੰਦੀ ਹੈ ਲੰਮਾ ਪੈਂਦਾ ਅੰਦਰੋਂ ਆਵਾਜ਼ ਆਉਂਦੀ ਸ਼ਰਮ ਕਰੋ ਮਨਾ ਕੁਝ ਉਹ ਕਿੰਨੇ ਕਹਿ ਸ਼ਰਮ ਕਰ ਉਹ ਬੁੱਧੀ ਨਿਰਮਲ ਸੀ ਉਹਨੇ ਕਿਹਾ ਬੰਦਿਆਂ ਨਾਲ ਕੰਮ ਕਰ ਤੂੰ ਤੇਰਾ ਗੁਰੂ ਇਹ ਕਹਿੰਦਾ ਫਿਰ ਬੇਨਤੀ ਸੁਣਿਓ ਇਸੇ ਕਰਕੇ ਮੈਂ ਅਰਜ਼ ਕਰਨਾ ਹੁੰਨਾ ਰੱਬ ਕਰੇ ਕਿਸੇ ਦਾ ਮਨ ਨਾ ਉੱਚਾ ਹੋ ਜਾਏ ਇਹਦੀ ਮਾਤੀ ਹੀ ਉੱਚੀ ਰਹੇ ਜਿੰਨੀ ਮਤ ਉੱਚੀ ਹੋਵੇਗੀ ਮਨ ਨੀਵਾ ਹੋਵੇਗਾ ਉਨੀ ਮੰਨੈ ਸੁਰਤ ਹੋਵੇ ਮਨ ਬੁੱਧ ਹੋਵੇਗੀ ਇਹਨੂੰ ਗੁਰੂ ਜੀ ਨੇ ਕਿਹਾ ਅਰਦਾਸ ਕਰਨੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਫਿਰ ਅਰਜ ਉਹ ਉਹਦੀ ਉਹਨੂੰ ਸਮਝ ਪੈ ਗਈ ਫਿਰ ਹੋਰ ਅਰਜ਼ ਕਈ ਵਾਰੀ ਬੋਧਕ ਉਡਾਰੀ ਬਹੁਤ ਉੱਚੀ ਮਾਰਦਾ ਮਨ ਤੇ ਮਤ ਐਨੀ ਮਲੀਨ ਹੁੰਦੀ ਏ ਗੱਲਾਂ ਮਨ ਉੱਚੀਆਂ ਕਰਦਾ ਤੇ ਮਤ ਗੰਦਗੀ ਖਾਂਦੀ ਇਲ ਸਭ ਤੋਂ ਉੱਚਾ ਹੁੰਦੀ ਏ ਨਾ ਜਿੱਥੇ ਡਿੱਠਾ ਮਿਰਤ ਕੋ ਇਲ ਬੇਠੀ ਆਏ ਉਡਾਰੀ ਉੱਚੀ ਹੈ ਫਿਰ ਸੁਣਿਓ ਇਸ ਬੇਨਤੀ ਨੂੰ ਕਿਉਂਕਿ ਮੈਂ ਉਸ ਦਿਨ ਵੀ ਕਿਹਾ ਸੀ ਕਿ ਜਪਜੀ ਸਾਹਿਬ ਕਹਿਣ ਨੂੰ ਅਸੀਂ ਕਹਿੰਦੇ ਨਹੀਂ ਜੀ ਜਪਜੀ ਸਾਹਿਬ ਤੇ ਬੜਾ ਸੌਖਾ ਇਹ ਕੋਈ ਨਹੀਂ ਜੇ ਸੌਖਾ ਇੱਥੇ ਦੰਦ ਟੁੱਟ ਜਾਂਦੇ ਆ ਬਾਬਾ ਜੀ ਕਹਿੰਦੇ ਨੇ ਸੱਚ ਕਹਿੰਦੇ ਆ ਨਾਨਕ ਕਥਨਾ ਕਰੜਾ ਲੋਹੇ ਨਾਲ ਦੰਦ ਟੁੱਟਦੇ ਆ ਦੰਦ ਟੁੱਟ ਜਾਣਗੇ ਤੇਰੇ ਕੋਲ ਮੈਣ ਕੇ ਦੰਦ ਕਿਉਂ ਖਾਈਏ ਸਾਰ ਮੋਮ ਦੇ ਦੰਦਾਂ ਨਾਲ ਤੂੰ ਲੋਹਾ ਚਬਾਣਾ ਚਾਹਨ ਤੇ ਦੇਖੋ ਜਿੰਨੀ ਨਿਰਮਾਣਤਾ ਇਸ ਵਿੱਚ ਇਸ ਜਪਜੀ ਸਾਹਿਬ ਦੀ ਬਾਣੀ ਚ ਵਾਰ-ਵਾਰ ਗੁਰੂ ਜੀ ਕਿਤੇ ਦਾਵਾ ਕਰ ਰਹੇ ਨੇ ਹੁਣ ਬੰਦਾ ਜੇ ਸੱਚ ਪੁੱਛੋ ਆ ਪਖੰਡੀ ਬੰਦੇ ਤੇ ਡਿੰਗਾ ਮਾਰਨਗੇ मैंने भगवान को ऐसे सिद्ध किया हमारे चेले ये थे वो थे गुरु खुद कह रहे हैं कि जिन्हें शब्द मान लिया मैं ਉਹਦੇ ਬਾਰੇ ਕਹਿ ਨਹੀਂ ਸਕਦਾ ਕੈਸੀ ਨਿਰਮਾਨਤਾ ਹੈ ਹੁਣ ਇਲ ਉੱਚੀ ਉੱਡਦੀ ਹੈ ਪਰ ਸੁਰਤ ਉਹਦੀ ਉੱਚੀ ਨਹੀਂ ਫਿਜ਼ੀਕਲ ਉਡਾਰੀ ਉੱਚੀ ਮੇਰਦੀ ਏ ਪਰ ਸੁਰਤ ਇੰਨੀ ਗੰਦੀ ਏ ਮਰੇ ਪਸ਼ੂਆਂ ਦੇ ਪਿੰਜਰ ਤੇ ਬੈੰਦੀ ਏ ਕਈ ਵਾਰੀ ਮਨ ਉੱਚਾ ਵੱਡੀਆਂ ਵੱਡੀਆਂ ਪਰਮਾਰ ਦੀਆਂ ਗੱਲਾਂ ਕਰਦਾ ਸੁਰਤ ਇੰਨੀ ਗੰਦੀ ਏ ਫੁਰਨਿਆਂ ਵੀ ਟਿਕੀ ਰਹਿੰਦੀ ਹੈ ਇੱਥੇ ਜਦੋਂ ਕੋਈ ਮੰਨ ਲਏਗਾ ਤੂੰ ਨਾਮ ਚ ਮੰਨੇਗਾ ਗੱਲਾਂ ਨਾਲ ਨਹੀਂ ਨਾਮ ਤੈਨੂੰ ਉੱਚਾ ਲੈ ਜਾਏਗਾ ਬਸ ਬੜਾ ਸਰਲ ਤਰੀਕਾ ਮੇਰਾ ਖਿਆਲ ਹੈ ਸਾਨੂੰ ਕਿਸ ਤੋਂ ਜੁਗਤੀ ਪੁੱਛਣ ਦੀ ਲੋੜ ਹੀ ਕੋਈ ਨਹੀਂ ਗੁਰੂ ਜੀ ਕਹਿ ਰਿਹਾ ਮੰਨੈ ਸੁਰਤ ਹੋਵੇ ਮਨ ਬੁੱਧ ਮੰਨਣ ਨਾਲ ਤੈਨੂੰ ਸੋਝੀ ਆ ਜਾਏਗੀ ਤੇਰਾ ਮਨ ਪਵਿੱਤਰ ਹੋ ਜਾਏਗਾ ਤੇਰੀ ਬੁੱਧੀ ਇੰਨੀ ਕੁ ਨਿਰਮਲ ਹੋ ਜਾਏਗੀ ਮਨ ਜੇ ਮੈਲਾ ਵੀ ਹੋਵੇਗਾ ਨਾਲ ਦੇ ਨਾਲ ਸਾਫ਼ ਕਰੀ ਜਾਏਗੀ ਮੰਨੈ ਸੁਰਤ ਹੋਵੇ ਮਨ ਬੁੱਧ ਹੁਣ ਅਗਲਾ ਬਚਨ ਮੰਨੈ ਸਗਲ ਭਵਨ ਭਵਨ ਨਹੀਂ ਪੜਨਾ ਤੇ ਮੈਂ ਕੱਲ ਵੀ ਕਿਹਾ ਭਾਈ ਸਾਹਿਬ ਬੈਠੇ ਆ ਸਰਵਨ ਸਿੰਘ ਹੁਣੀ ਮੈਨੂੰ ਜਿੰਨੀ ਕੁ ਸਮਝ ਪੈਂਦੀ ਮੈਂ ਉਹਨਾਂ ਨੂੰ ਕਹਿ ਰਿਹਾ ਭਵਨ ਨਹੀਂ ਪੜਨਾ ਨਾਣੇ ਨਾਲ ਪੜਨਾ ਭਵਨ ਮਹਾਰਾਜ ਕਹਿੰਦੇ ਨੇ ਮੰਨੈ ਸਗ ਮੰਨੈ ਸਗਲ ਭਵਨ ਕੀ ਸੁਧ ਸੁਧ ਦਰ ਤੇ ਖਬਰ ਸਗਲ ਦਰ ਤੇ ਸਾਰੇ ਭਵਨ ਭਵਨ ਦਾ ਅਰਥ ਆ ਜੋ ਕੁਝ ਖੰਡ ਬ੍ਰਹਿਮੰਡ ਸਿਰਜਿਆ ਜਿਹਨੂੰ ਕੱਲ ਪੜ ਰਹੇ ਸਾਂ ਸੁਣਿਆ ਦੀਪ ਲੋ ਪਤਾਲ ਜਿਹਨੂੰ ਅੱਗੇ ਗੁਰੂ ਜੀ ਕਹਿਣਗੇ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਇਹ ਸਾਰੇ ਭਵਨ ਜਿਹੜਾ ਸ਼ਬਦ ਆਵੇਗਾ ਸੋਦਰ ਵਾਲਾ ਉਹ ਸਾਰੇ ਭਵਨ ਨੇ ਜੀ ਉਹ ਬਾਬਾ ਜੀ ਬੋਲਣਗੇ ਸਭ ਕੁਝ ਮੰਨੈ ਸਗਲ ਭਵਨ ਕੀ ਸੁਧ ਕਿਸ ਕਿਸ ਭਵਨ ਵਿੱਚ ਕਿਸ ਕਿਸ ਅਵਸਥਾ ਵਿੱਚ ਕੌਣ ਕੌਣ ਵਿਚਰ ਰਹੇ ਨੇ ਉਹ ਸਾਰੇ ਭਵਨਾਂ ਦੀ ਸੋਝੀ ਪੈ ਜਾਂਦੀ ਏ ਜਿਹਦਾ ਮਨ ਗੁਰੂ ਦੇ ਨਾਮ ਵਿੱਚ ਪਤੀਜ ਜਾਏ ਪਿਜ ਜਾਏ ਰੰਗਿਆ ਜਾਏ ਮੰਨੈ ਸਗਲ ਭਵਨ ਕੀ ਸੁਧ ਫਿਰ ਬੇਨਤੀ ਸਾਰੇ ਭਵਨਾਂ ਦੀ ਤੇ ਜੇ ਸੱਚ ਪੁੱਛੋ ਇਹਦੀ ਵਿਆਖਿਆ ਪੰਜ ਖੰਡੇ ਇਹ ਵੀ ਭਵਨ ਨੇ ਬਾਬਾ ਜੀ ਕਹਿੰਦੇ ਸਾਰੇ ਦੱਸਾਂਗਾ ਸਮੰਨੈ ਸਗਲ ਭਵਨ ਕੀ ਸੁਧ ਹੁਣ ਅਗਲਾ ਬਚਨ ਮੰਨੈ ਜਿਨੇ ਮੰਨ ਲਿਆ ਮੋਹ ਇਸ ਤਰ੍ਹਾਂ ਪਾਠ ਮੋਹ ਚੋਟਾਂ ਨਾ ਇੱਥੇ ਨੰਨੇ ਨੂੰ ਕੰਨਾ ਲੱਗਾ ਬਸ ਤੇ ਜਦੋਂ ਅਸੀਂ ਉੱਤੇ ਪੜ ਕੇ ਆਇਆ ਸਾਂ ਮਾਰੇ ਦਾ ਬਚਨ ਉੱਥੇ ਮੰਨੇ ਕੀ ਗਤ ਕਹੀ ਨਾ ਤੇ ਹੁਣ ਨਾ ਗੁਰੂ ਜੀ ਕਹਿ ਰਿਹਾ ਮੰਨੈ ਮੂੰਹ ਚੋਟਾਂ ਨਾ ਖਾਏ ਜਿਸ ਬੰਦੇ ਨੇ ਮੰਨ ਲਿਆ ਜਿਹੜਾ ਮੰਨ ਲਏਗਾ ਪਤੀ ਜਾਏਗਾ ਨਾਮ ਚ ਭੇਜ ਜਾਏਗਾ ਉਹਨੂੰ ਨਾ ਵਕਾਰਾਂ ਦੀਆਂ ਸੱਟਾਂ ਖਾਣੀਆਂ ਪੈਣਗੀਆਂ ਨਾ ਜਮਾ ਦੀਆਂ ਸੱਟਾਂ ਖਾਣੀਆਂ ਪੈਣਗੀਆਂ ਵਕਾਰ ਵੀ ਤਾਂ ਮੂੰਹ ਤੇ ਸੱਟਾਂ ਮਾਰਦੇ ਆ ਨਾ ਚੋਟਾਂ ਮਾਰਦੇ ਆ ਮੰਨੇ ਮੂੰਹ ਚੋਟਾਂ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਜੇ ਸ਼ਬਦ ਨੂੰ ਮੰਨ ਲਏਗਾ ਤੂੰ ਸ਼ੁਰੂ ਕਰ ਦੇ ਮਹਾਰਾਜ ਕਹਿੰਦੇ ਸ਼ੁਰੂ ਕਰ ਮੈਂ ਤੈਨੂੰ ਲਿਖ ਕੇ ਦੇ ਮੇਰੀ ਸੱਚੀ ਮੈਂ ਕਹਿੰਦਾ ਅਜੇ ਜਦੋਂ ਪੌੜੀਆਂ ਮੈਂ ਵਾਰ-ਵਾਰ ਪੜ ਰਿਹਾ ਸਾਂ ਮੈਂ ਕਹਿੰਦਾ ਸਾਂ ਛੱਡ ਮਣਾ ਖੱਬੇ ਸੱਜੇ ਦੇ ਸਾਰੇ ਏੜ ਤੇੜ ਤੇਰਾ ਗੁਰੂ ਲਿਖ ਕੇ ਦੇ ਗਿਆ ਮੈਂ ਤੈਨੂੰ ਲਿਖ ਕੇ ਦੇਣਾ ਕੁਝ ਵਾਪਰੇਗਾ ਤੂੰ ਗੱਲ ਮੰਨ ਲੈ ਮੰਨੇ ਮੂੰਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਤੂੰ ਜਮਦੂਤਾਂ ਨਾਲ ਨਹੀਂ ਜਾਣਾ ਤੂੰ ਕਿੰਨਾ ਨਾਲ ਜਾਏਗਾ ਤੇਰੇ ਨਾਲ ਗੁਰੂ ਜਾਏਗਾ ਫਿਰ ਬੇਨਤੀ ਅੱਜ ਮਹਾਂਪੁਰਖ ਦਾ ਚਲਾਣਾ ਦਿਵਸ ਹੈ ਭਾਈ ਸਾਹਿਬ ਉਹਨੇ ਮੈਂ ਸੁਣ ਰਿਹਾ ਸਾਂ ਕਥਾ ਕਰ ਰਹੇ ਸਨ ਉਹ ਦੱਸ ਰਹੇ ਸਨ ਬਾਬਾ ਜੀ ਦੇ ਚਲਾਣੇ ਬਾਰੇ ਮੈਂ ਬਸ ਇੱਕੋ ਹੀ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਨੇ ਮੋਢਾ ਲੈ ਰਿਪੀਟ ਨਹੀਂ ਕਰਾਂਗਾ ਦੇਖੋ ਸਰੀਰ ਤਾਂ ਸਰੀਰ ਹੀ ਹੈ ਕੀ ਕੋ ਜਾ ਮੰਗਲ ਚਾਰ ਸੀ ਉਹ ਦਿਨ ਬਾਬਾ ਬੁੱਢਾ ਦੇ ਘਰ ਚ ਜਿਸ ਦਿਨ ਗੁਰੂ ਹਰਗੋਬਿੰਦ ਸ਼ਾਮ ਨੂੰ ਆ ਗਏ ਤੇ ਸਵੇਰੇ ਪਤਾ ਉਹਨਾਂ ਕਿਹਾ ਮੈਂ ਸਵੇਰੇ ਅੰਮ੍ਰਿਤ ਵੇਲੇ ਚਲੇ ਜਾਣਾ ਮੌਤ ਡਰਾਂਦੀ ਹੈ ਨਾ ਇਹ ਸਾਰੇ ਅਸੀਂ ਮੰਨਨੇ ਆ ਉਥੋਂ ਦੀ ਹਿਸਟਰੀ ਮੰਨ ਲਈ ਰਮਦਾਸ ਦੀ ਉਹ ਕਹਿੰਦੇ ਸਵੇਰੇ ਮੈਂ ਚਲੇ ਜਾਣਾ ਤੇ ਆਪ ਭੇਜਿਆ ਉਹਨਾਂ ਨੇ ਆਦਮੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਲਾਉਣ ਲਈ ਮਹਾਰਾਜ ਆਓ ਮੈਂ ਹੁਣ ਚੱਲਾਂ ਵਾਂ ਤੇ ਸਤਿਗੁਰੂ ਆਏ ਰਾਤ ਬੈਠੇ ਚਲੋ ਬਚਨ ਬਲਾਸ ਹੋਏ ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ 1 ਸਾਲ ਦੇ 125 ਸਾਲ ਤੇ 2.5 ਦਿਨ ਬੰਦੇ ਆ ਚਲੋ 125 ਸਾਲ ਦਾ ਮਹਾਂਪੁਰਖ ਉੱਠਿਆ ਆਪ ਇਸ਼ਨਾਨ ਕੀਤਾ ਆਪ ਚਿੱਟਰ ਬਸਤਰ ਪਹਿਰੇ ਤੇ ਗੁਰੂ ਸਾਹਿਬ ਦੇ ਸਾਹਮਣੇ ਬਹਿ ਗਏ ਤੇ ਜਪ ਆਪ ਪੜਿਆ ਆਪ ਜਪਜੀ ਸਾਹਿਬ ਪੜਿਆ ਮੈਂ ਤਾਂ ਕਿ ਨਾ ਕਿ ਰੋਜ਼ ਸੁਰਤ ਨਾਲ ਜਪਜੀ ਸਾਹਿਬ ਦਾ ਅਭਿਆਸ ਕਰੋ ਗੁਰਮਖੋ ਪਲੀਜ਼ ਮੇਰੀ ਬੇਨਤੀ ਮਰ ਲੱਗਿਆਂ ਘਟੋ ਘਟ ਜਦੋਂ ਸਵਾਸ ਨਿਕਲਣ ਭਾਵੇਂ ਜਿਹੜੀ ਮਰਜ਼ੀ ਤੁਕ ਚੱਲਦੀ ਰਹੇ ਅੰਦਰ ਬਾਬੇ ਦਾ ਜਪ ਜ਼ਰੂਰ ਚੱਲਦਾ ਹੋਵੇ ਬਾਬਾ ਜੀ ਆਪ ਇਸ਼ਨਾਨ ਕਰਕੇ ਕੱਪੜੇ ਪਾਏ ਉਹਨਾਂ ਨੇ ਫਿਰ ਜਪ ਸ਼ੁਰੂ ਕੀਤਾ ਕਹਿੰਦੇ ਚਿਹਰਾ ਦਗਦਾ ਕਰਦਾ ਸੀ ਤੇ ਕੇਸ ਉਹਨਾਂ ਦੇ ਉੱਪਰ ਪਰਵੱਟੇ ਵਾਲੇ ਲੰਬੇਰੇ ਸਨ ਅੱਖਾਂ ਟਕੀਆਂ ਹੋਈਆਂ ਸਨ ਦਗਦਾ ਕਰਦਾ ਚਿਹਰਾ ਤੇ ਮੈਂ ਤੇ ਕਹਿੰਦਾ ਅੰਜੇ ਕਿ ਜਿਵੇਂ ਚਿੱਟੀਆਂ ਕਮਲ ਦੀਆਂ ਪੰਖੜੀਆਂ ਦਾ ਵਿਚਲਾ ਹਿੱਸਾ ਲਾਲੀ ਮਾਰਦਾ ਹੋਵੇ ਜਪ ਪੜ ਰਹੇ ਆ ਗੁਰੂ ਹਰਗੋਬਿੰਦ ਸਾਹਿਬ ਸੁਣ ਰਹੇ ਆ ਜਦੋਂ ਜਪ ਸੰਪੂਰਨ ਹੋਇਆ ਕੀਤੀ ਛੁੱਟੀ ਨਾਲ ਪੁੱਤਰ ਨੂੰ ਆਵਾਜ਼ ਮਾਰੀ ਉਹਨੇ ਪਾਨਾ ਜੀ ਪਿਤਾ ਜੀ ਬਾਪੂ ਜੀ ਬਾਹ ਪਕੜ ਕੇ ਕਹਿੰਦੇ ਸਤਿਗੁਰੂ ਜਿਵੇਂ ਮੇਰੀ ਨਹੀਂ ਛੱਡੀ ਇਹਦੀ ਵੀ ਨਾ ਛੱਡਿਓ ਮੇਰੇ ਬੱਚਿਆਂ ਨੂੰ ਸਿੱਖੀ ਦਿਆ ਜੇ ਮੇਰੀ ਬਾਹ ਜਿਵੇਂ ਫੜੀ ਰੱਖੀ ਯਾਦ ਰੱਖਿਓ ਇਹ ਇਹ ਲਫ਼ਜ਼ ਬੜੇ ਬੜੀ ਨਿਮਰਤਾ ਜੇ ਤੁਸੀਂ ਫੜੀ ਹੈ ਮੈਂ ਨਹੀਂ ਉਂਗਲੀ ਮੈਂ ਇੱਕ ਦਿਨ ਕਿਹਾ ਸੀ ਜਦੋਂ ਅਸੀਂ ਕਹਿੰਨੇ ਆ ਮਹਾਰਾਜ ਗੁਰੂ ਜੀ ਦੀ ਉਂਗਲੀ ਪਕੜ ਲਈ ਚਲੋ ਚੰਗਾ ਸਰ ਜਾਂਦਾ ਆਪਣੀ ਪਕੜ ਛੁੱਟ ਜਾਣੀ ਉਹਨੂੰ ਕਹੀਏ ਤੂੰ ਬਾਹ ਪਕੜ ਲੈ ਸਾਡੀ ਆਪਣੀ ਪਕੜ ਕੀ ਹੈ ਜੀ ਸਾਡੀ ਕਹਿੰਦੇ ਮਹਾਰਾਜ ਮੇਰੇ ਬੱਚੇ ਦੀ ਬਾਹ ਪਕੜ ਲਓ ਗੁਰੂ ਸਾਹਿਬ ਨੇ ਕਿਹਾ ਤੇਰੇ ਘਰ ਚ ਸਿੱਖੀ ਬਾਬਾ ਬੁੱਢਾ ਜੀ ਨੇ ਅਗਲੇ ਸ਼ਬਦ ਕਹੇ ਮਹਾਰਾਜ ਇਸ ਸਰੀਰ ਤੋਂ ਵਿਚਰਦਿਆਂ ਬਹੁਤ ਭੁੱਲਾਂ ਹੋਈਆਂ ਨੇ ਬਹੁਤ ਭੁੱਲਾਂ ਹੋਈਆਂ ਨੇ ਬਸ ਕਿਰਪਾ ਕਰੋ ਜਾਣ ਲੱਗਿਆਂ ਇੱਕੋ ਗੱਲ ਕਹੀ ਸਤਿਗੁਰੂ ਇਹ ਸ਼ਬਦ ਕਹਿ ਦਿਓ ਖਾਂ ਬੁੱਢਿਆ ਤੈਨੂੰ ਬਖਸ਼ਿਆ ਜਦੋਂ ਸ਼ਬਦ ਕਹਿ ਮੱਥਾ ਟੇਕਿਓ ਨੇ ਸੱਚ ਇਹ ਵਿੱਚ ਝੋਲੀ 'ਚ ਸੀਸ ਰਹਿ ਗਿਆ ਬਾਬਾ ਬੁੱਢਾ ਸਾਹਿਬ ਉਸ ਪਰਦੇ ਨੂੰ ਤੋੜ ਕੇ ਉਸ ਸਰਬ ਵਿਆਪਕ ਗੁਰਮਖ ਰਿਆ ਸਮਾਈ ਉਹ ਸ਼ਬਦ ਵੀ ਸਮਾ ਗਿਆ ਜਿਹੜਾ ਸਾਰੇ ਜਹਾਨਾਂ ਵੀ ਸਮਾਇਆ ਹੈ ਗੁਰੂ ਸਾਹਿਬ ਨੇ ਕਿਹਾ ਤੁਸੀਂ ਆਕਾਸ਼ ਦੀ ਤਰ੍ਹਾਂ ਸਰਬ ਵਿਆਪਕ ਹੋ ਜਾਓਗੇ ਤੇ ਅੱਜ ਜਿਵੇਂ ਮੈਂ ਇਹ ਨਹੀਂ ਕਹਿ ਰਿਹਾ ਵੀ ਸੀ ਮੈਂ ਹਰ ਸਾਲ ਆਉਣਾ ਇਹ ਗੱਲ ਯਾਦ ਰੱਖਿਓ ਜਿੱਥੇ ਵੀ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਨੂੰ ਕੋਈ ਚੇਤੇ ਕਰੇਗਾ ਉਹਦੀ ਚੌਕੀ ਜ਼ਰੂਰ ਲੱਗੇਗੀ ਪਹਿਰਾ ਲੱਗੇਗਾ ਬਾਬਾ ਜੀ ਨੇ ਸ਼੍ਰੀ ਛੱਡਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਝੋਲੀ 'ਚ ਸਿਰ ਰੱਖਿਆ ਤੇ ਇਤਿਹਾਸ ਕਹਿੰਦਾ ਮੱਥੇ ਤੇ ਹੱਥ ਰੱਖ ਕੇ ਕਹਿਓ ਨੇ ਗੁਰਸਿੱਖੋ ਵਧਾਈ ਹੋਵੇ ਇਹ ਸ਼ਬਦ ਕਿਹਾ ਗੁਰਸਿੱਖੋ ਵਧਾਈ ਹੋਵੇ ਪਰ ਨਾਲ ਸ਼ਬਦ ਕਿਹਾ ਕਿ ਤੁਸੀਂ ਸੋਚੋਗੇ ਵਧਾਈ ਕਿਉਂਕਿ ਜਿਹੜਾ ਜਿੱਤ ਕੇ ਜਾਂਦਾ ਹੈ ਬਾਜ਼ੀਆਂ ਉਹਨਾਂ ਨੂੰ ਵਧਾਈਆਂ ਮਿਲਦੀਆਂ ਨੇ ਹਾਰ ਗਿਆ ਤੇ ਅਫਸੋਸ ਕਰੀਦਾ ਹੈ ਤੇ ਜਿੱਤ ਕੇ ਗਿਆ ਫਿਰ ਦੱਸ ਰਹੇ ਸਨ ਮੋਢਾ ਘਰ ਤੋਂ ਲਾਇਆ ਸਮਾਦ ਜਿੱਥੇ ਤੱਕ ਗੁਰਦੁਆਰੇ ਤੱਕ ਬਾਬਾ ਸ੍ਰੀ ਚੰਦ ਜੀ ਆਏ ਬੜਾ ਵੱਡਾ ਇਕੱਠ ਹੋਇਆ ਜਦੋਂ ਚਿਖਾ ਉੱਤੇ ਸੀਸ ਰੱਖਿਆ ਸਿਰ ਸਰੀਰ ਇਹਨੂੰ ਮੋਚ ਨਾ ਕੇਵਲ ਲਿਆ ਜੇ ਇੱਕ ਹੈ ਵਾਲੇਵੇ ਕਾਰਨ ਬਾਬਾ ਰੋਈਐ ਇੱਕ ਹੈ ਨਾਨਕ ਰੋਣਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ ਆ ਬਾਬਾ ਜੀ ਦਾ ਵਚਨ ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜਿਰਾਨ ਇਹ ਸੱਜਣ ਦੁਨੀਆ ਦੇ ਰਿਸ਼ਤੇਦਾਰ ਨਹੀਂ ਹਮ ਪੀ ਵੰਨਾ ਡੋਮਣੀ ਰੋਵਾ ਚੀਨੀ ਬਾਣ ਜਦੋਂ ਰੱਖਿਓ ਨੇ ਆਖਰੀ ਦਰਸ਼ਨ ਕੀਤੇ ਉਹਨੇ ਬਸਤਰ ਹਟਾ ਕੇ ਉੱਥੇ ਫਿਰ ਗੁਰਬਲਾਸ ਵਿੱਚ ਲਿਖਿਆ ਚਿਖਾ ਉਪਰ ਜਬ ਧਰੀ ਸਾਹਿਬ ਬੁੱਢੇ ਦੇ ਹਰ ਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਅਸਨੇ ਪ੍ਰੇਮ ਦਾ ਨੀਰ ਹੈ ਮੈਂ ਉਹ ਸਿਆਪਾ ਨਹੀਂ ਕੀਤਾ ਢਾ ਨਹੀਂ ਮਾਰੀ ਹੁਣ ਉਹ ਗੁਰਸਿੱਖ ਕਿਦੇ ਨਾਲ ਗਿਆ ਜੀ ਮਹਾਰਾਜ ਕਹਿੰਦੇ ਮੇਰੀ ਗੱਲ ਮੰਨੋ ਮੰਨੈ ਮੂੰਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਉਹ ਝੋਲੀ ਵੀ ਗੁਰੂ ਵਿੱਚ ਗੁਰੂ ਦੀ ਚ ਉਹ ਮੋਢਿਆਂ ਵਿੱਚ ਗੁਰੂ ਦਿਆਂ ਤੇ ਉਹਦੇ ਨਾਲ ਗੁਰੂ ਤੁਰਦਾ ਪਿਆ ਗੁਰੂ ਸ਼ਬਦ ਰੂਪ ਹੋ ਕੇ ਤੁਰਿਆ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਮੰਨੈ ਜਮ ਕੈ ਸਾਥ ਨਾ ਜਾਏ ਮੈਂ ਕੱਲ ਕਿਹਾ ਸੀ ਦੇਵਗਣ ਤੇ ਜਮਗਣ ਦੋ ਨੇ ਇਸ ਕਰਕੇ ਚਲੋ ਇਹ ਵੀ ਇੱਕ ਵਿਸ਼ਾ ਹੈ ਤਾਂ ਮੌਤ ਨਾਲ ਸੰਬੰਧ ਸਾਨੂੰ ਤਾਂ ਨਹੀਂ ਸਮਝ ਨਹੀਂ ਪਰ ਜੋ ਗੁਰਮੁਖ ਪਿਆਰੇ ਸਤਿਗੁਰੂ ਬਾਣੀ ਚ ਕਹਿੰਦੇ ਆ ਗੁਰੂ ਰਾਮਦਾਸ ਗਏ ਕੌਣ ਲੈਣ ਗਏ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਉੱਥੇ ਕੀ ਹੈ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੈ ਹੁਣ ਇੱਕ ਬਚਨ ਜਿਹੜਾ ਅਸੀਂ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਹੈ ਹੈ ਹੈ ਸਭ ਜਗ ਭਇਓ ਜੈ ਜੈ ਸਰਲੋਕ ਤੇ ਜਮ ਲੋਕ ਨਹੀਂ ਕਿਉਂਕਿ ਜਮ ਲੋਕ ਵੀ ਹੈ ਹਾਂ ਇੱਕ ਗੱਲ ਪੱਕੀ ਜੇ ਕਿਤੇ ਗੁਰਮੁਖ ਪਿਆਰਾ ਜਮ ਲੋਕ ਵੱਲੋਂ ਲੰਘ ਜਾਏ ਨਾ ਇੱਕ ਕਿਣਕਾ ਕ ਆਪਣੀ ਕਮਾਈ ਦੇ ਜਾ ਸਾਰੀਆਂ ਪੱਠੀਆਂ ਪੁੱਠੀਆਂ ਡਾਲ ਦਿੰਦਾ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਉਹ ਜਦੋਂ ਜਾਂਦਾ ਹੈ ਤੇ ਰਸਤੇ 'ਚੋਂ ਪੁਕਾਰ ਸੁਣਦਾ ਪਰ ਉਹਨੇ ਗਹਿਣੇ ਧਰਿਓ ਨੇ ਏਕ ਨਾਮ ਪਾਪਾਂ ਨਾਲ ਕਰੇ ਨਿਰਾਸੀ ਅਸੀਂ ਪੜ੍ਹਨੇ ਆ ਮੈਂ ਬੇਨਤੀ ਕਰਾਂਗਾ ਇੱਥੇ ਜਮ ਨਾਲ ਨਹੀਂ ਜਾਂਦਾ ਉਹ ਗੁਰੂ ਨਾਲ ਜਾ ਰਿਹਾ ਮੈਂ ਪਲੀਜ਼ ਇਹਨੂੰ ਫਿਰ ਸੁਣਿਓ ਗੁਰੂ ਜੀ ਕਹਿੰਦੇ ਆ ਤੂੰ ਨਾਮ ਨੂੰ ਮਨ ਅੰਦਰੋਂ ਤੇਰਾ ਵਾਹ ਕੀ ਜਮਦੂਤਾ ਨਾਲ ਤੂੰ ਜਮ ਨਾਲ ਨਹੀਂ ਜਾਣਾ ਤੂੰ ਸ਼ਬਦ ਨਾਲ ਜਾਏਗਾ ਤੇਰੀ ਕਵਚ ਗੁਰੂ ਦਾ ਨਾਮ ਬਣੇਗਾ ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਿ ਜੇ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੇ ਜਦ ਤੂੰ ਮੰਨ ਲਿਆ ਮੰਨੈ ਜਮ ਕੇ ਮਹਾਰਾਜ ਨੇ ਕਹਿ ਰਹੇ ਨੇ ਮੰਨੈ ਜਮ ਕੈ ਸਾਥ ਨਾ ਜਾਏ ਉਹ ਜਮਾ ਨਾਲ ਨਹੀਂ ਜਾਂਦਾ ਅੱਗੇ ਜੀ ਐਸਾ ਨਾਮ ਫਿਰ ਗੁਰੂ ਜੀ ਕਹਿੰਦੇ ਮੈਂ ਤੈਨੂੰ ਦੂਜੀ ਵਾਰੀ ਕਹਿਣ ਲੱਗਾ ਮੇਰੀ ਗੱਲ ਸੁਣ ਇਹ ਨਾਮ ਹੈ ਐਸਾ ਨਾਮ ਨਿਰੰਜਨ ਹੋਏ ਅਰਥ ਅਸੀਂ ਕਰ ਚੁੱਕਿਆ ਐਸਾ ਨਾਮ ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਜੇਕਰ ਕੋਈ ਇਹਨੂੰ ਸ਼ਰਧਾ ਧਾਰ ਮੰਨ ਲਵੇ ਕਿੱਥੇ ਮੰਨੇ ਜੀਵ ਨਾਲ ਨਹੀਂ ਮਨ ਕੋਏ ਆਪਣੇ ਮਨ ਵਿੱਚ ਮਨ ਵਿੱਚ ਮੰਨ ਲੈ ਜੇ ਕੋ ਮਨ ਜਾਣੈ ਮਨ ਕੋਏ ਹੁਣ ਇਸ ਤੋਂ ਅਗਲਾ ਬਚਨ ਮੰਨੈ ਮਾਰਗ ਠਾਕ ਨਾ ਪਾਏ ਠਾਕ ਸ਼ਬਦ ਮਾਰੇ ਇੱਥੇ ਪੰਜਾਬੀ ਦਾ ਵਰਤਿਆ ਮੰਨੈ ਜਿਹੜਾ ਨਾਮ ਨੂੰ ਮੰਨੇਗਾ ਪਤੀਤ ਜਾਏਗਾ ਨਾਮ ਚ ਮਾਰਗ ਦਰ ਤੇ ਰਸਤਾ ਠਾਕ ਦਰ ਤੇ ਰੁਕਾਵਟ ਨਾ ਪਾਏ ਜਿਹੜਾ ਨਾਮ ਵਿੱਚ ਭਿੱਜ ਜਾਏਗਾ ਉਹਦੇ ਰਸਤੇ 'ਚ ਨਾ ਇੱਥੇ ਤੇ ਨਾ ਉੱਥੇ ਕੋਈ ਮਾਈ ਦਾ ਲਾਲ ਰੁਕਾਵਟ ਨਹੀਂ ਪਾ ਸਕੇਗਾ ਕੋਈ ਠਾਕ ਨਹੀਂ ਪਾ ਸਕਦਾ ਮਹਾਰਾਜ ਕਹਿੰਦੇ ਮੰਨੈ ਮਾਰਗ ਠਾਕ ਨਾ ਪਾਏ ਕਿਉਂ ਜੀ ਮੰਨੈ ਪਤ ਸਿਉ ਪ੍ਰਗਟ ਜਾਏ ਪਤ ਦਰਥ ਇੱਜ਼ਤ ਪ੍ਰਗਟ ਦਰ ਤੇ ਪ੍ਰਤੱਖ ਹੋ ਕੇ ਜਿਸ ਨੇ ਮੰਨ ਲਿਆ ਕੋਈ ਉਹਦੇ ਰਸਤੇ 'ਚ ਨਾ ਕੋਈ ਜਮਦੂਤ ਨਾ ਕੋਈ ਫੁਰਨਾ ਕੋਈ ਚੀਜ਼ ਮਹਾਰਾਜ ਕਹਿੰਦੇ ਨੇ ਜੇ ਮਾਰਗ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੁਰਾਰੀ ਜੇ ਪੈਂਡੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੁਰਾਰੀ ਸਤਗੁਰ ਪੂਰਾ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਕ ਰਿਆ ਕੋਈ ਨੇੜੇ ਲੱਗੇਗਾ ਮਹਾਰਾਜ ਕਹਿੰਦੇ ਨੇ ਚਿੱਤਰ ਗੁਪਤ ਸਭ ਲਿਖਤੇ ਲੇਖਾ ਠਾਕ ਨਾ ਪਾਏ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਜਿਹੜਾ ਰੁਕਾਵਟ ਪਾ ਕੇ ਕਹਿੰਦਾ ਤੂੰ ਮਾੜੇ ਕਰਮ ਕੀਤੇ ਮਹਾਰਾਜ ਕਹਿੰਦੇ ਨਹੀਂ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ ਜੇ ਕੋ ਮਨ ਜਾਣੈ ਮਨ ਕੋਏ ਮਨ ਜਪੈ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਖਾਲ ਇੱਜ਼ਤ ਨਾਲ ਜਾਂਦੇ ਆ ਮਹਾਰਾਜ ਕਹਿੰਦੇ ਆ ਮੰਨੈ ਪਤ ਸਿਉ ਪ੍ਰਗਟ ਜਾਏ ਜੇ ਬਾਬਾ ਜੀ ਅੱਜ ਗਏ ਤੇ ਮੇਰੇ ਮਨ ਚ ਆਇਆ ਆਹੀ ਸ਼ਬਦ ਢੁਕਦਾ ਇਤਨ ਲੱਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਨਾਮ ਜਪਣ ਵਾਲੇ ਨੂੰ ਕਿਹੜੀ ਠੀਕ ਹੈ ਕਾਮ ਕਰੋ ਇਹ ਰਸਤਾ ਰੋਕਦੇ ਜੀ ਜੀ ਰੋਜ਼ ਰੋਕਦੇ ਆ ਸੱਚ ਫੁਰਨੇ ਦੇ ਰੂਪ ਚ ਰੋਕ ਮਨ ਕਹਿੰਦਾ ਬਾਣੀ ਪੜ ਇਹ ਚੰਦਰੀ ਰਾਜ ਖਲੋਤੇ ਹੁੰਦੇ ਚੌਂਕੀ ਲਾ ਕੇ ਕਦੀ ਕਾਮ ਕਦੀ ਕ੍ਰੋਧ ਕਦੀ ਕਦੀ ਮਰਿਆਂ ਨਾਲ ਹੀ ਗੱਲਾਂ ਕਰੀ ਜਾਂਦਾ ਜਿਨ੍ਹਾਂ ਲੜਿਆ ਮਰ ਗਏ ਉਹਨਾਂ ਨੂੰ ਠਾ ਠਾ ਕੇ ਉਹਨਾਂ ਨਾਲ ਗੱਲਾਂ ਕਰੀ ਜਾਂਦਾ ਗੁਰੂ ਜੀ ਕਹਿੰਦੇ ਆ ਜਦੋਂ ਨਾਮ ਮੰਨੇਗਾ ਸਾਰੇ ਫੁਰਨੇ ਉੱਡ ਜਾਣਗੇ ਕੋਈ ਰਸਤੇ 'ਚ ਰੁਕਾਵਟ ਨਹੀਂ ਪਾਏਗਾ ਮੰਨੇ ਪਤ ਸਿਉ ਪ੍ਰਗਟ ਜਾਏ ਇੱਜ਼ਤ ਨਾਲ ਗਿਆ ਰੇ ਰੇ ਦਰਗਹਿ ਕਹਿ ਨਾ ਕੋ ਆਓ ਬੈਠ ਆਦਰ ਦੇਵ ਮਹਾਰਾਜ ਕਹਿੰਦੇ ਨੇ ਫਿਰ ਅਗਾ ਜੀ ਮੰਨੇ ਮਗ ਨਾ ਚੱਲੇ ਪੰਥ ਇੱਥੇ ਥੋੜਾ ਜਿਹਾ ਅਰਥਾਂ 'ਚ ਹੈ ਇਹ ਗੁਰਮੁਖੀ ਅਰਥ ਕਰਦੇ ਆ ਮੰਨੈ ਮਗ ਨਾ ਚੱਲੈ ਪੰਥ ਨੰਨੇ ਨੂੰ ਦੇਲੀ ਦੂਪ 'ਚ ਜਿਹੜਾ ਨਾਮ ਮੰਨ ਲੈਂਦਾ ਚੱਲੈ ਪੰਥ ਉਹ ਸੱਚੀ ਮੁੱਚੀ ਨਾਮ ਦੇ ਪੰਥ ਤੇ ਚੱਲਦਾ ਮਗ ਦਰ ਤੇ ਪਗਡੰਡੀਆਂ ਉਹ ਖੱਬੇ ਸੱਜੇ ਕੀਰਤਨ ਪੂਜਾ ਦੂਜੀਆਂ ਤੀਜੀਆਂ ਪਗਡੰਡੀਆਂ ਤੇ ਨਹੀਂ ਚੱਲਦਾ ਪਰ ਮੇਰੀ ਬੇਨਤੀ ਹੈ ਮੈਂ ਸਵੀਕਾਰਾਂ ਗਏ ਇਹ ਅਰਥ ਕੀਤੇ ਨੇ ਗੁਰਮੁਖਾਂ ਕਈਆਂ ਨੇ ਪਰ ਮੰਨੈ ਮਗ ਨਾ ਚੱਲੈ ਪੰਥ ਭਜਨ ਸਿਮਰਨ ਕਰਨ ਵਾਲਾ ਸੰਕੀਰਨ ਧਰਮ ਦੀਆਂ ਸੰਪਰਦਾਵਾਂ ਦੇ ਰਸਤਿਆਂ 'ਚ ਨਹੀਂ ਉਲਝਦਾ ਫਿਰ ਬੇਨਤੀ ਨਾ ਚੱਲੈ ਪੰਥ ਨਾ ਮਗ ਤੇ ਚੱਲਦਾ ਨਾ ਪੰਥ ਤੇ ਵੱਡਿਆਂ ਪਿੱਛੇ ਵੀ ਨਹੀਂ ਚੱਲਦਾ ਜਿਹੜਾ ਬੜੇ ਲੋਕ ਹੋਣ ਮੰਨੈ ਮਗ ਨਾ ਚੱਲੈ ਪੰਥ ਕਿਉਂ ਜੀ ਉਹ ਨਾਸਤਕ ਹੈ ਮਹਾਰਾਜ ਕਹਿੰਦੇ ਨਹੀਂ ਅਸਲ ਚ ਮੰਨੈ ਧਰਮ ਸੇਤੀ ਸੰਬੰਧ ਉਹਦਾ ਧਰਮ ਨਾਲ ਸਿੱਧਾ ਸੰਬੰਧ ਹੁੰਦਾ ਉਹ ਸੰਪਰਦਾਈ ਝਗੜਿਆਂ 'ਚ ਕਦੀ ਨਹੀਂ ਪੈਂਦਾ ਮੈਂ ਤਾਂ ਕਿਹਾ ਥੋੜਾ ਜਿਹਾ ਹਾਲਾ ਮੈਨੂੰ ਪਤਾ ਹੈ ਮਹਾਰਾਜ ਨੇ ਸ਼ਬਦ ਵਰਤੇ ਮੈਂ ਦੋ ਉਦਾਹਰਨਾਂ ਦਿਆਂਗਾ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਹੀ ਅਸਲ 'ਚ ਕੀ ਜੇ ਅੱਜ ਸਵੇਰੇ ਮੈਂ ਕਿਹਾ ਸਾਰੀ ਦੁਨੀਆ ਦਾ ਜ਼ੋਰ ਲੱਗਾ ਹੈ ਪੈਸੇ ਨਾਲ ਲਾਲਚ ਨਾਲ ਬੰਦੂਕਾਂ ਨਾਲ ਸਾਡੇ ਧਰਮ 'ਚ ਸਾਰੇ ਆ ਜਾਣ ਉਹ ਮਗ ਨੇ ਉਹ ਨਿੱਕੀਆਂ ਨਿੱਕੀਆਂ ਪੰਥੜੀਆਂ ਨੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਈ ਇਹ ਸਮੱਸਿਆ ਸਮੱਸਿਆ ਮੈਂ ਸ਼ਬਦ ਵਰਤੇ ਤਿੰਨ ਤਿੰਨ ਕ ਪੌੜੀਆਂ ਲੈ ਲਈਏ ਬਾਬਾ ਜੀ ਦੇ ਆਉਣ ਤੋਂ ਪਹਿਲਾਂ ਮੱਗ ਪੰਥ ਕੀ ਕਰ ਰਹੇ ਸਨ ਚਾਰ ਵਰਨ ਚਾਰ ਮਜਮਾ ਜੱਗ ਵਿੱਚ Hindu ਮੁਸਲਮਾਨੇ ਖੁਦੀ ਬਖੀਲੀ ਤਕਬਰੀ ਖਿੰਨੋ ਤਾਣ ਕਰੇਣ ਤੰਗਾਣੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁਨਤ ਮੁਸਲਮਾਨ ਦੀ ਤਿਲਕ ਨੰਨੂ ਹਿੰਦੂ ਲੁਭਾਣੇ ਮਹਾਰਾਜ ਕਹਿੰਦੇ ਨੇ ਰਾਮ ਰਹੀਮ ਕਹਾਏ ਤੇ ਇੱਕ ਨਾਮ ਦੇ ਰਾਹ ਭੁਲਾਣੇ ਬੇਦ ਕਤੇ ਭੁਲਾਏ ਕੈ ਮੋਹੇ ਲਾਲਚ ਦੁਨੀ ਸ਼ਤਾਨੇ ਸੱਚ ਕਿਨਾਰੇ ਰਹਿ ਗਿਆ ਧਰਮ ਸੇਤੀ ਸਰਬੰਧ ਧਰਮ ਤਾਂ ਹੈ ਹੀ ਨਹੀਂ ਫਿਰ ਬੇਨਤੀ ਅੱਗੇ ਕੱਲ ਨੂੰ ਬਚਨ ਆਉਣਾ ਧੌਲ ਧਰਮ ਦਇਆ ਕਾ ਪੂਤ ਅੱਗੇ ਚੱਲ ਕੇ ਆਵੇਗਾ ਧਰਮ ਖੰਡ ਕਾ ਇਹੋ ਧਰਮ ਇਹ ਸ਼ਬਦ ਦੀ ਬੜੀ ਖੁੱਲ ਕੇ ਗੁਰੂ ਜੀ ਵਿਆਖਿਆ ਕਰਨਗੇ ਜਪਜੀ ਸਾਹਿਬ ਜੀ ਹੁਣ ਬੇਦ ਕਤੇਬ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੁਲਾਣੇ ਖੈ ਮਰਦੇ ਬਾਹਮਣ ਮੁਲਾਣੇ ਮੰਨੇ ਮਗ ਨਾ ਚੱਲੇ ਪੰਥ ਉਹ ਇਧਰ ਨਹੀਂ ਤੁਰਦਾ ਇਸ ਈਰਖਾ 'ਚ ਨਹੀਂ ਤੁਰਦਾ ਉਸ ਤੋਂ ਅਗਲੀ ਬੇਨਤੀ ਖੈ ਮਰਦੇ ਬਾਹਮਣ ਮੁਲਾਣੇ ਸਿਰੋਂ ਨਾ ਮਿਟਨੇ ਆਵਣ ਜਾਣੇ ਮਹਾਰਾਜ ਕਹਿੰਦੇ ਨੇ ਇਹ ਨੇ ਮਗ ਤੇ ਪੰਥ ਡੰਡੀਆਂ ਜੀਆਂ ਵਿੱਚ ਹੀ ਖਲੋਤੇ ਪਏ ਅਗਲੀ ਬੇਨਤੀ ਕਈ ਥਾਵਾਂ ਤੇ ਮੈਂ ਜਿਵੇਂ ਅਰਜ਼ ਕੀਤੀ ਨਾ ਅੱਜ ਵੀ ਕਈ ਵਾਰੀ ਬੰਦਾ ਸਚਾਈ ਨੂੰ ਸੁਣ ਕੇ ਵੀ ਨਹੀਂ ਉਹਦੇ ਪਿੱਛੇ ਲੱਗਦਾ ਸੋਚਦਾ ਹੀ ਮੇਰੇ ਪਿੱਛੇ ਲੱਗ ਜਾ ਇੱਕ ਪੌੜੀ ਹੋਰ ਹੈ ਸਿੱਧੀ ਮਨੇ ਵਿਚਾਰਿਆ ਦਰਸ਼ਨ ਕਿਵੇਂ ਇਹ ਲੇਵੈ ਬਾਲਾ ਜਦੋਂ ਮਹਾਰਾਜ ਸਿੱਧਾ ਨੂੰ ਮਿਲੇ ਨਾ ਜੀ ਮੇਰੀ ਬੇਨਤੀ ਸੁਣਿਓ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਗੱਲ ਕਰਨੀ ਸਿਰਫ ਇੱਕੋ ਵੀ ਇਹ ਜਿਹੜੇ ਮੱਗ ਪੰਥ ਸਨ ਇਹ ਸਾਰੇ ਲਾਣਾ ਚਾਹੁੰਦੇ ਨੇ ਹੁਣ ਮਹਾਰਾਜ ਉੱਥੇ ਗਏ ਤੇ ਸਿੱਧਾ ਗੋਸ਼ਟ ਹੋਈ ਇਹ ਸਮੇਰ ਪਰਵਤ ਤੇ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਘੱਟ ਉਮਰ ਦਾ ਸਾਡੇ ਤੋਂ ਘੱਟ ਉਮਰ ਏ ਇੰਨੀ ਇੰਨੀ ਬਖਸ਼ਿਸ਼ ਕਰ ਰਿਹਾ ਉਹ ਇੱਕੋ ਗੱਲ ਕਹਿੰਦੇ ਨੇ ਆਪਸ ਵਿੱਚ ਬਹਿ ਕੇ ਵੀ ਇੱਕ ਕੰਮ ਕਰੋ ਇਹਦੀਆਂ ਗੱਲਾਂ ਦਾ ਉੱਤਰ ਕੋਈ ਨਹੀਂ ਜੇ ਤੇ ਗੱਲਾਂ ਵੀ ਤਤ ਨੇ ਇਹ ਕਰੀਆਂ ਗੱਲਾਂ ਨਹੀਂ ਇਹ ਧੁਰ ਅੰਦਰ ਤੋਂ ਤਤ ਗਿਆਨੀ ਹੈ ਇਹ ਬ੍ਰਹਮ ਦ੍ਰਿਸ਼ਟੀ ਹੈ ਬ੍ਰਹਮ ਸਰੋਤਰੀ ਹੈ ਇਹ ਬ੍ਰਹਮ ਗਿਆਨੀ ਹੈ ਨਕੰਮੇ ਫਿਰ ਵੀ ਕਹਿੰਦੇ ਕਿ ਕੰਮ ਕਰੋ ਇਹਨੂੰ ਕਰਾਮਾਤ ਵਕਾ ਕੇ ਆਪਣੇ ਪਿੱਛੇ ਲਾ ਲਈ ਸਾਡੇ ਪੰਥ ਚ ਰਲ ਜਾ ਜਿਹਦੇ ਨਾਲ ਧਰਮ ਦਾ ਜਿਹੜਾ ਧਰਮ ਨਾਲ ਜੁੜ ਜਾਂਦਾ ਹੈ ਉਹ ਇਸ ਤਰ੍ਹਾਂ ਦੀ ਸੰਕੀਰਨਤਾ ਚ ਨਹੀਂ ਇਹ ਪੌੜੀ ਹੈ ਪੰਜਾਬੀ ਚ ਸਿੱਧੀ ਸਿੱਧੀ ਬਹੁਵਚਨ ਸਿੱਧਾ ਨੇ ਸਿੱਧੀ ਮਨੇ ਵਿਚਾਰਿਆ ਦਰਸ਼ਨ ਕਿਵੇਂ ਇਹ ਲੇਵੇ ਬਾਲਾ ਐਸਾ ਜੋਗੀ ਕਲੀ ਮੇ ਖਮਰੇ ਮਗ ਨਾ ਚੱਲੇ ਪੰਥ ਹਮਰੇ ਪੰਥ ਕਰੇ ਉਜਿਆਲਾ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠਚਾਲਾ ਖੱਪਰ ਦਿੱਤਾ ਜੋ ਸਾਹਮਣੇ ਪਾਣੀ ਲਿਓ ਬਾਬਾ ਆਇਆ ਪਾਣੀ ਹੈ ਡਿੱਠੇ ਰਤਨ ਜਵੇਹਰ ਲਾਲਾ ਉਥੇ ਲਾਲ ਜਵੇਹਰ ਬਣਾ ਦਿੱਤੇ ਕਰਾਮਾਤ ਨਾਲ ਅੱਗੇ ਭਾਈ ਜੀ ਨੇ ਪਤਾ ਤੋਕੀ ਲਿਖੀ ਮੰਨੇ ਮੰਨੈ ਮਗ ਨਾ ਚੱਲੇ ਪੰਥ ਡਿੱਠੇ ਰਤਨ ਜਵੇਹਰ ਲਾਲਾ ਸਤਗੁਰ ਅਗੰਮ ਆਗਾਦ ਪੁਰਖ ਕਿਹੜਾ ਝੱਲੇ ਗੁਰੂ ਦੀ ਚਾਲਾ ਉਹ ਚੱਲੇਗਾ ਤੁਹਾਡੇ ਪੰਥ ਤੇ ਮਹਾਰਾਜ ਕਹਿੰਦੇ ਆ ਤੁਹਾਡੇ 'ਚ ਤਾਕਤ ਹੈ ਗੁਰੂ ਨਾਨਕ ਦੀ ਝਾਲ ਨੂੰ ਝਲ ਸਕੋ ਸਤਗੁਰ ਅਗੰਮ ਅਗਾਧ ਪੁਰਖ ਗੇੜਾ ਝੱਲੇ ਗੁਰੂ ਦੀ ਝਾਲਾ ਫਿਰ ਆਇਆ ਗੁਰ ਗੁਰੂ ਜੀ ਵਾਪਸ ਆ ਗਏ ਨਾਥ ਜੀ ਪਾਣੀ ਠੋੜ ਨਹੀਂ ਉਸ ਤਾਲਾ ਸ਼ਬਦ ਜਿੱਤੀ ਸਿੱਧ ਮੰਦਲੀ ਕੀਤੋ ਸ ਆਪਣਾ ਪੰਥ ਨਾਲਾ ਮੰਨੈ ਮਗ ਨਾ ਚੱਲੇ ਪੰਥ ਉਸ ਰਸਤੇ 'ਚ ਨਹੀਂ ਉਤਰੇ ਕਲਯੁਗ ਨਾਨਕ ਨਾਮ ਸੁਖਾਲਾ ਮਹਾਰਾਜ ਕਹਿੰਦੇ ਆ ਮੇਰੀ ਗੱਲ ਸੁਣੋ ਇੱਕ ਹੋਰ ਸਿਰਫ ਇੱਕ ਬੇਨਤੀ ਕਰਾਂ ਇਹ ਸਿੱਧਾ ਨੇ ਕਿਹਾ ਇੱਕ ਥਾਂ ਤੇ ਹੋਰ ਸਵਾਲ ਉੱਠਿਆ ਉਹ ਵੀ ਭਾਈ ਸਾਹਿਬ ਦੀਆਂ ਚਾਰ ਤੁਕਾਂ ਪੁੱਛਣ ਗੱਲ ਈਮਾਨ ਦੀ ਉਹਨਾਂ ਬਿਲਕੁਲ ਰਾਜਤ ਨਹੀਂ ਪੁੱਛੀ ਉਹਨਾਂ ਕਿਹਾ ਵੀ ਧਰਮ ਦੀ ਗੱਲ ਕਰੀਏ ਕਾਜ਼ੀ ਮੁੱਲਾ ਇਕੱਠੇ ਹੋਈ ਵੱਡਾ ਸਾੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਬਾਬਾ ਜੀ ਦੀ ਪੋਥੀ ਨੂੰ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨੋਈ ਬਾਬਾ ਜੀ ਨੇ ਇਹ ਥੋੜਾ ਸੱਚੀ ਜੇ ਨਾ ਸਮੇਂ ਦਾ ਪ੍ਰਭਾਵ ਕਬੂਲਿਆ ਨਾ ਕਿਸੇ ਦੀ ਗੱਦੀ ਦਾ ਪ੍ਰਭਾਵ ਕਬੂਲਿਆ ਨਾ ਕਿਸੇ ਰਾਜਨੀਤੀ ਦਾ ਪ੍ਰਭਾਵ ਕਬੂਲਿਆ ਸੱਚ ਜਦੋਂ ਉਹਨਾਂ ਪੁੱਛਿਆ ਕਿ ਸਾਨੂੰ ਦੱਸੋ ਪੁੱਛਣ ਖੋਲ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਰੋਵੋਗੇ ਦੋਵੇਂ ਤੁਸੀਂ ਤੁਹਾਡਾ ਧਰਮ ਨਾਲ ਸੰਬੰਧ ਨਹੀਂ ਤੁਸੀਂ ਇੱਕ ਦੂਜੇ ਨੂੰ ਥੱਲੇ ਲਾਈ ਜਾਂਦੇ ਹੋ ਖਿਮਾ ਕਰਿਓ ਅੱਜ ਆਪਣੇ 'ਚ ਵੀ ਹੈ ਇੰਨੀ એનર્ਜੀ ਨਿੰਦਿਆ 'ਚ ਵੇਸਟ ਕਰ ਦਿੱਤੀ ਰਹਿ ਰੱਬ ਦਾ ਨਾਮ ਫਲਾਣਾ ਵੀ ਭੈੜਾ ਫਲਾਣਾ ਵੀ ਭੈੜਾ ਉਹ ਛੱਡੋ ਮੰਨ ਲਿਆ ਜਾਏ ਤੁਸੀਂ ਬੜੇ ਚੰਗੇ ਭੈੜਿਆਂ ਨੂੰ ਛੱਡੋ ਜੋ ਤੁਹਾਡੀ ਚੰਗਿਆਈ ਹੈ ਸੰਗਤ ਨੂੰ ਕੋਈ ਹੋ ਜਾ ਚੰਗੇ ਬਣ ਜਾਓ ਇਸ ਤਰ੍ਹਾਂ ਹੀ ਬਣ ਜੀਏ ਨਾ ਮੈਂ ਬੇਨਤੀ ਕਰਾਂਗਾ ਚੰਗਿਆਈ ਇਹਨਾਂ ਪੌੜੀਆਂ ਚ ਆਉਣੀ ਗੁਰੂ ਜੀ ਕਹਿੰਦੇ ਆ ਤੂੰ ਮੇਰੀ ਗੱਲ ਮੰਨ ਮੰਨੇ ਮਗ ਨਾ ਚੱਲੈ ਪੰਥ ਕਿਸੇ ਰਸਤੇ ਤੇ ਨਹੀਂ ਤੁਰਦਾ ਕਿਸੇ ਪਗਡੰਡੀ ਤੇ ਨਹੀਂ ਤੁਰਦਾ ਉਹ ਸੰਕੀਰਨਤਾ 'ਚ ਪੈਂਦਾ ਹੀ ਨਹੀਂ ਨਾ ਸ਼ਬਦਾਂ ਦੀ ਸੰਕੀਰਨਤਾ ਨਾ ਲਫ਼ਜ਼ਾਂ ਦੀ ਸੰਕੀਰਨਤਾ ਉਹ ਤਾਂ ਕਹਿੰਦਾ ਤੈਨੂੰ ਸਮਝ ਕੋਈ ਨਹੀਂ ਦਿਉਰਾ ਮਸੀਤ ਸੋਈ ਪੂਜਾ ਉਹ ਨਵਾਜ ਹੋਈ ਮਨ ਸਭ ਇੱਕ ਪੈ ਅਨੇਕ ਕੋ ਪ੍ਰਭਾਵ ਹੈ ਤੂੰ ਸਮਝ ਨਹੀਂ ਰਿਹਾ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਗੁਰਮਖੋ ਜਿੱਦਨ ਸੰਪਰਦਾਵਾਂ ਨਹੀਂ ਸੰ ਧਰਮ ਉਦਨ ਵੀ ਸੀ ਧਰਮ ਤੋਂ ਬਿਨਾ ਤਾਂ ਸ੍ਰਿਸ਼ਟੀ ਨਹੀਂ ਰਹਿ ਸਕਦੀ ਕੱਲ ਨੂੰ ਚਲੋ ਇਹਨੂੰ ਖੋਲਾਂਗੇ ਆਪਾਂ ਇੱਕ ਧਰਮ ਹੈ ਅਦ੍ਰਿਸ਼ਟ ਜਿਨਨੇ ਰਾਤੀ ਰੁੱਤੀ ਥਿੱਤੀ ਵਾਰ ਜਿਹੜਾ ਧੌਲ ਧਰਮ ਇੱਕ ਧਰਮ ਹੈ ਅਦ੍ਰਿਸ਼ਟ ਧਰਮ ਨਾਲ ਜੁੜਨ ਦੀ ਬਾਹਰਮੁਖੀ ਧਰਮ ਦੀ ਮਰਿਆਦਾ ਤੇ ਜੇ ਅੰਦਰੋਂ ਜੁੜਿਆ ਹੀ ਨਹੀਂ ਤੇ ਬਾਹਰ ਦਾ ਧਰਮ ਬਾਬਾ ਜੀ ਨੇ ਉਹਨੇ ਕਿਹਾ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਬਾਬਾ ਜੀ ਚੱਲੇ ਉਸ ਪੰਥ ਤੇ ਸਾਰਾ ਪਰਿਵਾਰ ਇਕੱਠਾ ਉਹਨਾਂ ਕਿਹਾ ਨਾ ਉਹਨਾਂ ਕਿਹਾ ਸਾਡਾ ਧਰਮ ਹੈ ਤੂੰ ਚਾਲੇ ਦੇ ਤੇ ਪਾਜ ਨਿਉ ਬਾਬਾ ਜੀ ਹੱਸ ਕੇ ਕਹਿੰਦੇ ਆ ਜਿਹੜਾ ਤੂੰ ਧਾਗਾ ਲੈ ਕੇ ਤੂੰ ਸੱਚ ਦੱਸ ਦੁਕਾਨ ਤੋਂ ਚਾਰ ਕੌਡੀਆਂ ਤਾਂ ਨਹੀਂ ਲਿਆਂਦਾ ਚੌਕੜ ਮੁੱਲ ਅਨਾਇਆ ਬੈ ਚੌਕਾ ਪਾਇਆ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਵਾ ਉਹ ਝੜ ਪਿਆ ਬੇਤੱਗਾ ਗਿਆ ਮਗ ਨਾ ਚੱਲੇ ਪੰਥ ਕਿਤੇ ਮੈਂ ਨਹੀਂ ਚੱਲਣਾ ਇਸ ਰਸਤੇ ਕਿਉਂਕਿ ਗੁਰੂ ਦਾ ਸਬੰਧ ਧਰਮ ਨਾਲ ਹੈ ਚਲੋ ਮਸਜਿਦ ਚ ਲੈ ਗਏ ਇਹੀ ਨਾ ਦਿਨ ਮੈਂ ਸ਼ਾਇਦ ਇਹ ਕਿੱਥੇ ਤਾਂ ਆਪਾਂ ਕਥਾ ਕੀਤੀ ਸੀ ਕੋਈ ਆਖੇ ਭੂਤਨਾ ਹਾਂਜੀ ਉੱਥੇ ਮੈਂ ਇੱਕ ਬੇਨਤੀ ਕੀਤੀ ਬਾਬਾ ਜਦੋਂ ਵਹੀਂ ਚੋਂ ਬਾਹਰ ਨਿਕਲੇ ਨਾ ਸਤਿਗੁਰੂ ਜੀ ਤੇੜ ਕਪੀਨ ਸੀ ਸਿਰ ਤੇ ਜੂੜਾ ਤੇ ਉੱਥੇ ਪਹਿਲਾਂ ਕਿਹਾ ਨਾ ਕੋਈ Hindu ਨਾ ਮੁਸਲਮਾਨ ਮਗ ਨ ਚੱਲੇ ਪੰਥ ਸੀ ਦਿਨ ਗੱਲ ਉਹਨਾਂ ਕਿਹਾ ਵੀ ਜਾ ਕੇ ਨਵਾਬ ਦੌਲਤ ਖਾਨ ਦਾ ਬੰਦਾ ਗਿਆ ਵੀ ਤੁਹਾਨੂੰ ਨਵਾਬ ਸਾਹਿਬ ਨੇ ਬੁਲਾਇਆ ਜਨਮ ਸਾਖੀ ਕਹਿੰਦੇ ਬਾਬਾ ਜੀ ਕਹਿੰਦੇ ਮੈਨੂੰ ਕਿਹਾ ਕਿਆ ਪਰਵਾਹ ਪੜੀ ਤੇਰੇ ਨਵਾਬ ਕੀ ਉਹਨਾਂ ਨਵਾਬ ਨੂੰ ਜਾ ਕੇ ਹੋਰ ਮਰਚਾ ਮੁਰਚਾ ਲਾ ਕੇ ਦੱਸਦਾ ਗੁਰੂ ਜੀ ਕੋਲ ਫਿਰ ਉਹ ਨਵਾਬ ਕਹਿੰਦਾ ਮੇਰੀ ਗੱਲ ਸੁਣ ਇਹ ਨਾ ਕਹਿ ਨਵਾਬ ਨੇ ਬੁਲਾਇਆ ਉਹ ਫਕੀਰ ਹੀ ਮਹਾਂਪੁਰਖ ਹੀ ਉਹਨੂੰ ਜਾ ਕੇ ਕਹਿ ਨਾਨਕ ਖੁਦਾਏ ਦੇ ਵਾਸਤੇ ਦੀਦਾਰ ਬਖਸ਼ ਉਹ ਗਿਆ ਉਹਨੇ ਕਿਹਾ ਬਾਬਾ ਜੀ ਨੂੰ ਕਿ ਨਵਾਬ ਕਹਿੰਦਾ ਖੁਦਾਏ ਦੇ ਵਾਸਤੇ ਦੀਦਾਰ ਬਖਸ਼ ਬਾਬਾ ਜੀ ਕਹਿੰਦੇ ਖੁਦਾਏ ਦੇ ਵਾਸਤੇ ਤਾਂ ਸਭ ਕੁਝ ਹਾਜ਼ਰ ਹੈ ਹੁਣ ਉੱਥੇ ਉਹ ਕਹਿੰਦੇ ਆ ਵੀ ਅਸੀਂ ਜੋ ਪੜ ਰਹੇ ਆ ਤੂੰ ਪੜ ਗੁਰੂ ਜੀ ਕਹਿੰਦੇ ਪੜਾਂਗਾ ਨਾਲ ਚਲੇ ਗਏ ਜੋ ਉਹ ਮਨੋਤ ਕਰ ਰਹੇ ਸਨ ਹੱਸੀ ਗਏ ਮੁਸਕਰਾਈ ਗਏ ਯਾਦ ਰੱਖਿਓ ਗੁਰੂ ਉੱਥੇ ਧਰਮ ਨਾਲ ਸੰਬੰਧ ਸੀ ਉਹਨੇ ਕਿਹਾ ਗੁਰੂ ਜੀ ਨੇ ਕਿਹਾ ਤੁਹਾਡੀ ਜ਼ਬਾਨ ਤੇ ਨਮਾਜ਼ ਦੀਆਂ ਜੋ ਪੜ ਰਹੇ ਹੋ ਆਇਤਾਂ ਨੇ ਕੁਰਾਨ ਦੀਆਂ ਆਇਤਾਂ ਨੇ ਪਰ ਆਪਣੇ ਮਨ ਨੂੰ ਪੁੱਛ ਕੇ ਦੇਖੋ ਤੁਹਾਡਾ ਮਨ ਵਪਾਰੀ ਹੈ ਧਰਮੀ ਨਹੀਂ ਜਿਹੜਾ ਧਰਮ ਨਾਲ ਸੰਬੰਧਤ ਹੋ ਜਾਏ ਖੱਬੇ ਸੱਜੇ ਦੀ ਮੰਨੈ ਮੱਗ ਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਪਰ ਕਿਵੇਂ ਗੁਰੂ ਜੀ ਆ ਕਿਵੇਂ ਹੋਵੇਗਾ ਸਭ ਕੁਝ ਤੇ ਮਾਰਗ ਠਾਕ ਨਾ ਪਾਏ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ ਉਹ ਨਾਮ ਜਿਹੜਾ ਕਾਲਕ ਤੋਂ ਰਹਿ ਤੇ ਜੇ ਕੋ ਮਨ ਜਾਣੈ ਮਨ ਕੋਏ ਜੇਕਰ ਉਸ ਨਾਮ ਨੂੰ ਆਪਣੇ ਮਨ ਵਿੱਚ ਕੋਈ ਮੰਨ ਲੈ 15ਵੀਂ ਅਖੀਰਲੀ ਮੰਨੈ ਨਾਲ ਸੰਬੰਧਿਤ ਪੌੜੀ ਮਹਾਰਾਜ ਕਹਿੰਦੇ ਆ ਤੂੰ ਇਹ ਮੰਨ ਲੈਗਾ ਨਾ ਅਗਲਾ ਪਤਾ ਕੀ ਹੋਵੇਗਾ ਮੰਨੈ ਮੰਨੈ ਪਾਵਹਿ ਮੋਖ ਦੁਆਰ ਜਿਹੜਾ ਮੰਨ ਲਏਗਾ ਉਹ ਮੁਕਤੀ ਦੇ ਦਰਵਾਜ਼ੇ ਨੂੰ ਪ੍ਰਾਪਤ ਕਰੇਗਾ ਹਾਲਾਂ ਪਹਿਲਾਂ ਗੁਰੂ ਜੀ ਕਹਿ ਚੁੱਕੇ ਆ ਜਦੋਂ ਅਸੀਂ ਪੜਿਆ ਨਾ ਕਿ ਫਿਰ ਕੇ ਅੱਗੇ ਰੱਖੀਏ ਜੇ ਦਿਸੈ ਦਰਬਾਰ ਉੱਥੇ ਕਿਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਉਸ ਫਿਰ ਗੱਲ ਨੂੰ ਰਿਪੀਟ ਕਰ ਰਿਹਾ ਮੋਖ ਦੁਆਰ ਮੰਨੈ ਜਿਹੜੇ ਸ਼ਬਦ ਨੂੰ ਮੰਨ ਲੈਣਗੇ ਮੰਨੈ ਪਾਵਹਿ ਪਾਉਣਗੇ ਕੀ ਮੋਖ ਦੁਆਰ ਮੁਕਤੀ ਦਾ ਦਰਵਾਜ਼ਾ ਪਰ ਇੱਥੇ ਇਸ ਤਰ੍ਹਾਂ ਨਾ ਸਮਝੀਏ ਵੀ ਇੱਕ ਤਾਂ ਹੁੰਦਾ ਮੁਕਤੀ ਦਾ ਦਰਵਾਜ਼ਾ ਮੁਕਤੀ ਗੁਰੂ ਘਰ ਚ ਜਿਉਂਦੇ ਜੀ ਮੁਕਤੀ ਦੇ ਦਰਵਾਜ਼ੇ ਨੂੰ ਬੜੀ ਥਾਂ ਦਿੱਤੀ ਮੁਕਤ ਬਪੜੀ ਵੀ ਗਿਆਨੀ ਤਿਆਗੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਇੱਥੇ ਮੁਕਤੀ ਤੋਂ ਮੁਰਾਦ ਮੈਨੂੰ ਸਮਝ ਲੱਗਦਾ ਹੈ ਉਹ ਦਰਵਾਜ਼ਾ ਉਹ ਸੁਰਤ ਦੀ ਉਹ ਅਵਸਥਾ ਜਿੱਥੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਇਹ ਮੁਕਤੀ ਹੈ ਨਾ ਸੁਰਤ ਮੁਕਤ ਹੋ ਗਈ ਉਹ ਜਿਹਨੂੰ ਜਕੜਿਆ ਪਿਆ ਇਹਨਾਂ ਚੀਜ਼ਾਂ ਨੇ ਤੈਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਾ ਨਾਹਿ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਮਹਾਰਾਜ ਕਹਿੰਦੇ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਮੰਨੈ ਪਾਵੈ ਮੋਖ ਦਵਾਰ ਨਾਨਕ ਉਹ ਪੁਰਖ ਜੀਵਨ ਮੁਕਤ ਮੰਨੈ ਪਾਵੈ ਮੋਖ ਦਵਾਰ ਅਗਲਾ ਬਚਨ ਮੰਨੈ ਮਹਾਰਾਜ ਕਹਿੰਦੇ ਆ ਪਰਵਾਰਾ ਰਾਰੇ ਤੇ ਦੁਲਾਵਾ ਜੀ ਪਰਵਾਰੇ ਨਹੀਂ ਪਰਵਾਰਾ ਸਾਧਾਰ ਸਧਾਰ ਨਹੀਂ ਮੰਨੈ ਪਾਵਹਿ ਮੋਖ ਦਵਾਰ ਮੰਨੈ ਪਰਵਾਰੈ ਸਾਧਾਰ ਉਹ ਆਪਣੇ ਪਰਿਵਾਰ ਨੂੰ ਆਧਾਰ ਸਹਿਤ ਕਰ ਦਿੰਦਾ ਇੱਕ ਤਾਂ ਪਰਿਵਾਰ ਆਏ ਜਿਹੜੇ ਪੂਰਵ ਜਨਮ ਕੇ ਮਿਲੇ ਸੰਜੋਗੀ ਤੇ ਇਹ ਪਰਿਵਾਰ ਵੀ ਚੰਗਾ ਹੁੰਦਾ ਹੈ ਪਰ ਜਿੰਨ ਬਣ ਜਾਂਦਾ ਕੇਰੀ ਕਲੀ ਅੰਦਰ ਨਾਨਕਾ ਜਿੰਨਾ ਦਾ ਉਚਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦੀ ਸਾਰੀ ਜਿੰਨ ਬਣ ਕੇ ਖਾਂਦੇ ਆ ਫਿਰ ਜੋਰੂ ਜਿੰਨਾ ਦੀ ਸਿਕਦਾ ਇਹ ਵੀ ਹੈ ਜੀ ਇੱਕ ਪਰਿਵਾਰ ਹੁੰਦਾ ਹੈ ਸ਼ਬਦ ਸੁਰਤ ਦਾ ਉਥੇ ਖੂਨ ਨਹੀਂ ਹੁੰਦਾ ਸੱਚੀ ਮੁੱਚੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਉਹ ਵੀ ਪਰਿਵਾਰ ਹੈ ਇੱਕ ਪਰਿਵਾਰ ਹੈ ਮੇਰੇ ਆਪਣੇ ਸਰੀਰ ਦਾ ਜਿਹੜਾ ਨਾਲ ਹੀ ਰਹਿੰਦਾ ਹੈ ਅੱਖਾਂ ਕੰਨ ਜੀਵ ਇੰਦਰੀਆਂ ਜੇ ਤੂੰ ਨਾਮ ਨੂੰ ਮੰਨ ਲੇਗਾ ਨਾ ਤੇਰੀਆਂ ਸਾਰੀਆਂ ਇੰਦਰੀਆਂ ਭਟਕਣ ਤੋਂ ਬਚ ਜਾਣਗੀਆਂ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਉੰਜ ਬਾਹਰਮੁਖੀ ਵੀ ਅਰਥ ਨੇ ਅੰਤਰੀ ਵੀ ਅਰਥ ਨੇ ਮੰਨੈ ਪਾਵਹਿ ਮੋਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਇੱਥੇ ਥੋੜਾ ਜਿਹਾ ਆਉਣਾ ਮੈਂ ਬੇਨਤੀ ਕਰਾਂਗਾ ਵੀ ਅਰਥ ਕਰਨ ਚ ਮੰਨੈ ਤਰੈ ਤਰੇ ਨਹੀਂ ਤਰੈ ਅੱਗੇ ਤਾਰੇ ਤਾਰੇ ਨਹੀਂ ਮੰਨੈ ਤਰੈ ਤਾਰੇ ਇੱਥੇ ਪਾਠ ਪੋਥੀ ਚ ਇਕੱਠਾ ਕੀਤਾ ਗੁਰ ਸਿੱਖ ਗੁਰ ਦੇ ਰਾਹ ਨੂੰ ਸਿਹਾਰੀ ਲੱਗੀ ਹੈ ਨਾ ਵੈਗਰੂ ਅੰਕੜ ਲੱਗੀ ਗੁਰ ਦੇ ਰਾਹ ਗੁਰ ਸਿੱਖ ਹੁਣ ਇਹਦੇ ਅਰਥ ਦੋ ਤਰੀਕਿਆਂ ਨਾਲ ਕੀਤੇ ਨੇ ਮੰਨੈ ਤਰੈ ਤਾਰੇ ਗੁਰ ਸਿੱਖ ਪਾਠ ਵੱਖਰਾ ਵੀ ਕੀਤਾ ਕਿਉਂਕਿ ਗੁਰ ਦੇ ਰਹਿਰੇ ਨੂੰ ਲੱਗੀ ਔਂਕੜ ਜਿਹੜੀ ਇੱਕ ਵਚਨ ਪੁਲਿੰਗ ਹੈ ਸਿੱਖ ਦਾ ਜਿਹੜਾ ਖੱਖਾ ਮੁਕਤਾ ਉਹ ਬਹੁਵਚਨ ਹੈ ਚਲੋ ਜੇ ਗ੍ਰਾਮਰ ਅਨੁਸਾਰ ਕਰਨ ਲੱਗੀ ਅਰਥ ਤਾਂ ਮੈਂ ਉਦੋਂ ਵੀ ਕਿਹਾ ਸੀ ਬੈਠੇ ਸੀ ਵੀ ਅਸੀਂ ਗ੍ਰਾਮਰ ਵਰਤ ਵਰਤ ਲੈਨੇ ਆ ਪਰ ਗ੍ਰਾਮਰ ਪੂਰੀ ਫਿੱਟ ਨਹੀਂ ਬੈਣੀ ਰੂਹਾਨੀ ਗਿਆਨ ਤੇ ਹੁਣ ਉਥੇ ਇੱਕ ਵਚਨ ਪੁਲਿੰਗ ਹੈ ਗੁਰੂ ਤੇ ਸਿੱਖ ਦੇ ਖੱਕੇ ਨੂੰ ਮੁਕਤਾ ਬਹੁਵਚਨ ਚ ਹੈ ਹੁਣ ਇੱਕ ਗੁਰਮੁਖੇ ਦੇ ਅਰਥ ਕਰਦੇ ਆ ਤਰੈ ਤਾਰੇ ਇਹ ਵੈਗੁਰੂ ਜੀ ਇਹ ਤਰੈ ਤਾਰੇ ਤਰੈ ਦਾ ਅਰਥ ਗੁਰੂ ਨਾਲ ਬਣਾ ਦਿੱਤਾ ਗੁਰੂ ਆਪ ਤਰਿਆ ਹੈ ਤੇ ਤਾਰੇ ਸਿੱਖ ਮੈਂ ਤੁਕ ਨਹੀਂ ਬਦਲ ਰਿਹਾ ਪਰ ਅਰਥ ਕਰ ਰਿਹਾ ਜੇ ਅਸੀਂ ਗੌਰ ਸਿੱਖ ਵਕਰਾ ਪਾਠ ਕਰਾਂਗੇ ਮੰਨੈ ਤਰੈ ਤਾਰੇ ਗੌਰ ਸਿੱਖ ਤਰੈ ਦਾ ਅਰਥ ਹੋ ਗਿਆ ਗੁਰੂ ਤੇ ਤਾਰੇ ਦਾ ਅਰਥ ਹੋ ਗਿਆ ਸਿੱਖ ਗੁਰੂ ਆਪ ਨਾਮ ਚ ਭਿੱਜ ਕੇ ਆਪ ਤਾਂ ਤਰੇ ਤਰਿਆ ਹੈ ਸੱਚੇ ਵੀ ਆਪਣੇ ਸਿੱਖ ਨੂੰ ਵੀ ਤਾਰਦਾ ਹੈ ਜਿਵੇਂ ਪਾਠ ਕਰਨੇ ਆ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿਤਾ ਹੈ ਧਨ ਧਨ ਗੁਰੂ ਜਿਨੀ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਇ ਗੁਰ ਤਾਰ ਤਾਰਨ ਹਾਰਿਆ ਇਸ ਤਰ੍ਹਾਂ ਹੀ ਅਰਥ ਹੋਣਗੇ ਮੈਂ ਇਸ ਕਰਕੇ ਕਿਹਾ ਵੀ ਮੈਂ ਲਫ਼ਜ਼ ਮੈਨੂੰ ਪਤਾ ਸੀ ਜਦੋਂ ਮੈਂ ਅਰਥ ਕਰਾਂਗਾ ਜਿਨੇ ਗੁਰਬਾਣੀ ਵਿਆਕਰਨ ਪੜ੍ਹੀ ਉਹ ਜ਼ਰੂਰ ਕਹੇਗਾ ਵੀ ਇਸ ਤਰ੍ਹਾਂ ਵੀ ਹੈ ਮੈਂ ਤਾਂ ਦੁਬਦਾ ਨਹੀਂ ਬਣਾ ਰਿਹਾ ਪਰ ਉਂਝ ਸੱਚੇ ਜੇ ਜੇ ਅਸੀਂ ਇਸ ਢੰਗ ਨਾਲ ਅਰਥ ਕਰਾਂਗੇ ਸਿੱਖ ਗੁਰੂ ਗੁਰੂ ਸਿੱਖ ਜਿਸ ਤਰ੍ਹਾਂ ਕਰਾਂਗੇ ਨਾ ਇੱਕੋ ਗੁਰੂ ਉਪਦੇਸ਼ ਚਲਾਏ ਪਲੀਜ਼ ਸੁਣਿਓ ਇਹ ਚੱਲ ਰਹੀ ਪਈ ਹੈ ਪ੍ਰਕਰਨ ਉਹਨਾਂ ਲਈ ਜਿਹੜੇ ਮੰਨਣਗੇ ਮੰਨੋਗੇ ਤਾਂ ਗੁਰਸਿੱਖ ਬਣੋਗੇ ਤੇ ਗੁਰਸਿੱਖ ਹੈ ਸਾਧਾਰ ਤਾਂ ਹੈ ਕਿ ਉਹ ਇੱਕ ਨਾਮ ਦੀ ਕਣੀ ਦੇ ਕੇ ਸ੍ਰਿਸ਼ਟੀ ਨੂੰ ਉਤਾਰਨ ਦੀ ਸਮਰੱਥਾ ਰੱਖਦਾ ਹੈ ਭਾਈ ਸਾਹਿਬ ਜੀ ਨੇ ਲਿਖਿਆ ਬਲਹਾਰੀ ਤਿੰਨਾ ਕੁਰ ਸਿੱਖਾਂ ਆਪ ਤਰੇ ਤਰੇਣ ਸਰੀਠਾ ਆਪ ਤਰਦੇ ਨੇ ਮਹਾਰਾਜ ਨੇ ਸ਼ਬਦ ਵਰਤੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੇ ਇੱਕ ਕਣੀ ਇੱਕ ਕਣੀ ਨਾਮ ਦੀ ਨਾਲ ਕਰੋੜਾਂ ਦਾ ਉਧਾਰ ਕਰ ਦਿੰਦਾ ਇੱਥੇ ਸੱਚ ਇਹ ਵੇ ਕਿ ਮਹਾਰਾਜ ਕਹਿੰਦੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜਿਹੜਾ ਆਪ ਤਰਿਆ ਹੈ ਉਹਦੇ ਚ ਤਾਰਨ ਦੀ ਸਮਰੱਥ ਹੈ ਉਹਨੂੰ ਗੁਰੂ ਜੇ ਇਹ ਅਰਥ ਕਰ ਲਈ ਜਨ ਨਾਨਕ ਧੂੜ ਮੰਗੈ ਤਿਸ ਗੁਰ ਕੀ ਜੋ ਆਪ ਜਪੈ ਤਰੈ ਅਵਰਾ ਨਾਮ ਜਪਾਵੇ ਤਾਰੈ ਫਿਰ ਬੇਨਤੀ ਹੈ ਜੀ ਜਿਨੇ ਨਾਮ ਮੰਨ ਲਿਆ ਮੰਨੈ ਤਰੈ ਤਾਰੈ ਗੁਰ ਸਿੱਖ ਤੇ ਗੁਰੂ ਜੀ ਕਹਿੰਦੇ ਆ ਮੰਨੈ ਮੰਨੈ ਨਾਨਕ ਭਵੈ ਨਾ ਭਿਖ ਖੈਰ ਭਿਖਿਆ ਜਿਹਨੇ ਨਾਮ ਮੰਨ ਲਿਆ ਉਹਨੂੰ ਪਗ ਡੰਡੀਆਂ ਵਾਲਿਆਂ ਕੋਲੋਂ ਖੈਰ ਮੰਗਣ ਦੀ ਜਾਚ ਨਹੀਂ ਵੀ ਆ ਧਿਆਨ ਕਿਵੇਂ ਧਿਆਨ ਹੈ ਸੁਰਤ ਕਿਵੇਂ ਟਿਕਾਣੀ ਗੁਰੂ ਜੀ ਕਹਿੰਦਾ ਨਹੀਂ ਜਿੰਨੇ ਜਿਹਦਾ ਅੰਦਰ ਪ੍ਰੇਮਾ ਭਗਤੀ ਚ ਨਾਮ ਚ ਸ਼ਰਧਾ ਚ ਭਿੱਜ ਗਿਆ ਉਹ ਨਹੀਂ ਕਿਸੇ ਤੋਂ ਰੋਹਾਨੀਅਤ ਖੈਰ ਮੰਗਦਾ ਤਿਲਕੂ ਵਰਗੇ ਭਾਈ ਤਿਲਕੂ ਗੜ ਸ਼ੰਕਰ ਦਾ ਉਹਨੇ ਜੋਗੀ ਨੇ ਤਪੱਸਿਆ ਕੀਤੀ ਸਾਰੀ ਦੁਨੀਆ ਪਲਟ ਕੇ ਚਲੀ ਗਈ ਵੀ ਸਵਰਗ ਮਿਲੇਗਾ ਸਵਰਗ ਮਿਲੇਗਾ ਸਾਰੀ ਖਲਕਤ ਇੱਕ ਪਾਸੇ ਇੱਕ ਭਾਈ ਤਿਲਕਾ ਉਹਦੇ ਘਰ ਜੋਗੀ ਤੁਰ ਗਿਆ ਕਹਿੰਦਾ ਮੇਰੇ ਦਰਸ਼ਨ ਕਰ ਲੈ ਉਹ ਕਹਿੰਦਾ ਮੈਂ ਸਵਰਗ ਹੀ ਨਹੀਂ ਜਾਣਾ ਕਹਿੰਦਾ ਚੱਲ ਜਾ ਇੱਥੋਂ ਬੂਆ ਬੰਦ ਕਰ ਲਿਆ ਉਹਨੇ ਕਿਹਾ ਮੇਰੇ ਕੋਲ ਇੰਨੇ ਲੋਕ ਆਏ ਕਹਿੰਦੇ ਨੇ ਉਹ ਤਾਂ ਭਿਖਾਰੀ ਨੇ ਉਹਨਾਂ ਦੀ ਝੋਲੀ ਤਾਂ ਕਦੀ ਨਹੀਂ ਭਰੀ ਜਾਣੀ ਬਸ ਇੱਕੋ ਗੁਰੂ ਨਾਨਕ ਜੀ ਝੋਲੀ ਭਰ ਦਿੱਤੀ ਮੈਂ ਖੈਰ ਮੰਗਣੀ ਬੰਦ ਕਰ ਦਿੱਤੀ ਉਹਨੇ ਕਿਹਾ ਫਿਰ ਬੂਆ ਖੋਲ ਮੈਂ ਤੇਰੇ ਦਰਸ਼ਨ ਕਰਨ ਆਇਆ ਮਾਰੇ ਦੇ ਚਰਨਾਂ 'ਚ ਲੈ ਕੇ ਆ ਭਾਈ ਤਿਲਕੂ ਜੀ ਉਸ ਜੋਗੀ ਨੂੰ ਮੈਂ ਫਿਰ ਬੇਨਤੀ ਕਰਾਂ ਕਿ ਮੰਨੈ ਪਾਵਹਿ ਮੋਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਪੇਖੋਂ ਨੂੰ ਨਹੀਂ ਦਰਦਰ ਤੇ ਮੰਗਣੀ ਪੈਂਦੀ ਹਮਰਾ ਠਾਕੁਰ ਸਭ ਤੇ ਉੱਚਾ ਕਿਉਂ ਜਾਵਾਂ ਕਿਸੇ ਕੋਲ ਮਹਾਰਾਜ ਕਹਿੰਦੇ ਨੇ ਜਿਹੜੇ ਮੇਰੇ ਮਾਲਕ ਦਾ ਖਜ਼ਾਨਾ ਹੈ ਮੰਨੇ ਨਾਨਕ ਭਵੈ ਨਾ ਪੇਖ ਪਰ ਗੁਰੂ ਜੀ ਖੀਰ ਤੇ ਕਹਿੰਦੇ ਆ ਇਹ ਇਮੋਸ਼ਨ ਕਰਨ ਨਾਲ ਨਹੀਂ ਐਸਾ ਨਾਮ ਵਾਰ-ਵਾਰ ਤੈਨੂੰ ਕਹਿ ਰਿਹਾ ਨਾਮ ਨਾਲ ਗੱਲ ਬੰਨੀ ਐਸਾ ਨਾਮ ਨਿਰੰਜਨ ਹੋਏ ਜਿਹੜਾ ਕਾਲਕ ਤੋਂ ਰਹਿ ਤੇ ਜੇ ਕੋ ਮਨ ਜਾਣੈ ਮਨ ਕੋਏ ਫਿਰ ਬੇਨਤੀ ਜੇ ਮਨ ਤੇ ਮਨ ਇਹ ਜ਼ਰੂਰ ਚੇਤੇ ਰੱਖਿਓ ਪਲੀਜ਼ ਪਹਿਲੀ ਮੰਨੇ ਤੇ ਤਿੰਨ ਪੌੜੀਆਂ ਮੰਨੇ ਜੇ ਕੋ ਮਨ ਜਾਣੈ ਮਨ ਕੋਏ ਗੁਰੂ ਸਾਹਿਬ ਇਹ ਜਿਹੜੇ ਤੁਸੀਂ ਇੰਨੇ ਸ਼ਬਦ ਕਹੇ ਪਹਿਲਾਂ ਸੁਣਿਆ ਤੇ ਫਿਰ ਮੰਨਿਆ ਤੇ ਇਹ ਅਗਲੀ ਅਗਲਾ ਸਟੈਪ ਕੀ ਕਹਿੰਦੇ ਅੱਗੇ ਪੰਜ ਗੁਰਮੁਖ ਜਨ ਬਣ ਗਿਆ